ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਸਤਗੁਰ ਦੀ ਸੇਵਾ ਤੋਂ ਬਿਨ ਸੇਵਾ ਕੀ ਹੋਈ ਸਤਗੁਰ ਦੇ ਕਹੇ ਨੂੰ ਮੰਨਣਾ ਸਤਗੁਰ ਦੀ ਸੇਵਾ ਜੋਗ ਨਹੀਂ ਹੋ ਸਕਦਾ ਸਤ ਜੋ ਕਰਨਾ ਸਤਗੁਰ ਦੀ ਸੇਵਾ ਹੀ ਸਤਗੁਰ ਸੇਵੇ ਸਤਗੁਰ ਦੇ ਪਾਣੇ ਵਿੱਚ ਚੱਲੇ ਤੇ ਬਿਨਾਂ ਜੋਗ ਨਹੀਂ ਹੋ ਸਕਦਾ ਬਿਨ ਸਤਗੁਰ ਭੇਟੇ ਮੁਕਤ ਨਾ ਕੋਈ ਜਿਹਨਾਂ ਜਿਹੜਾ ਸਤਗੁਰ ਨਾਲ ਮਿਲਾਪੇ ਨਹੀਂ ਹੁੰਦਾ ਮੁਕਤੀ ਨਹੀਂ ਹੋ ਸਕਦੀ ਮੁਕਤੀ ਕਿੱਥੇ ਹੈ ਆਪਣੇ ਮੂਲ ਜਦੋਂ ਸਤਗੁਰ ਕੋਲ ਆਪਣਾ ਮੂਲ ਸਤਗੁਰ ਹੈ ਇੱਥੇ ਇਹ ਨਹੀਂ ਮੰਨ ਲੈਣਾ ਵੀ ਗੁਰੂ ਨਾਨਕ ਸਤਗੁਰ ਹੈ ਸਤਗੁਰ ਤਾਂ ਗੁਰੂ ਨਾਨਕ ਹੈਗਾ ਸੀ ਪਰ ਜੋਗੀਆਂ ਨੂੰ ਤਾਂ ਭੇਟ ਲਿਆ ਜੋਗੀਆਂ ਨੂੰ ਕਹਤੇ ਨਾ ਮੁਕਤੀ ਮਿਲੀ ਸਵਾਲ ਖੜਾ ਹੋ ਜੂਗਾ ਇਹ ਨਹੀਂ ਅਰਥ ਨਹੀਂ ਕਰ ਸਕਦੇ ਨਾਨਕ ਸਤਗੁਰ ਹੈ ਗੁਰੂ ਨਹੀਂ ਹੈ ਸਤਗੁਰ ਹੈ ਕੋ ਸਤਪੁਰਖ ਜੇ ਜਾਣੇ ਸਤਗੁਰ ਤੇ ਕਾ ਨਾਮ ਸਤਗੁਰ ਦਾ ਭੇਟ ਲਿਆ ਜੋਗੀਆਂ ਨੇ ਫਿਰ ਉਹ ਸਰੀਰ ਭੇਟਿਆ ਸਤਗੁਰ ਦਾ ਸਤਗੁਰ ਨਹੀਂ ਭੇਟਿਆ ਸਤਗੁਰ ਨਿਰਾਕਾਰ ਹੈ ਉਹ ਨਹੀਂ ਦੂਏ ਦਾ ਦੂਏ ਭੇਟ ਹੁੰਦਾ ਹੁੰਦਾ ਆਤਮਾ ਨਾਲ ਆਤਮਾ ਦੀ ਭੇਟ ਨਹੀਂ ਹੁੰਦੀ ਆਪਣੇ ਅੰਦਰਲੇ ਸਤਗੁਰ ਨਾਲ ਭੇਟ ਹੁੰਦੀ ਹੁੰਦੀ ਹੈ ਸਾਰਿਆਂ ਦੀ ਆਪਣਾ ਮੂਲ ਸਤਗੁਰ ਹੁੰਦਾ ਸਭ ਦਾ ਸਤਗੁਰ ਤੇ ਖਾਲੀ ਕੋਈ ਨਹੀਂ ਉਹ ਆਪਣੇ ਅੰਦਰ ਜੋੜੂ ਤੁਹਾਨੂੰ ਆਪਣੇ ਨਾਲ ਨਹੀਂ ਜੋੜਦਾ ਜਿਹੜਾ ਆਪਣੇ ਨਾਲ ਜੋੜਦਾ ਉਹ ਪਖੰਡੀ ਹੁੰਦਾ ਇਹ ਸਾਰੇ ਆਪਣੇ ਨਾਲ ਜੋੜਦੇ ਨੇ ਬਾਰਮੁਖੀ ਜਿਹਨੇ ਗੁਰੂ ਬਣੇ ਨੇ ਆਪਣੇ ਨਾਲ ਜੋੜਦੇ ਨੇ ਜਿਹਨੇ ਸੰਤ ਬਣੇ ਨੇ ਆਪਣੇ ਨਾਲ ਜੋੜਦੇ ਨੇ ਗੁਰਬਾਣੀ ਨਹੀਂ ਆਪਣੇ ਨਾਲ ਜੋੜਦੀ ਨਾਨਕ ਨਹੀਂ ਆਪਣੇ ਨਾਲ ਜੋੜਦਾ ਨਾਨਕ ਤੁਹਾਨੂੰ ਤੁਹਾਡੇ ਨਾਲ ਜੋੜਦਾ ਆਪਣੇ ਮੂਲ ਨਾਲ ਜੋੜਦਾ ਸਤਗੁਰ ਅੰਦਰ ਹੈ ਤੇਰੇ ਉਹਦੇ ਨਾਲ ਜੁੜ ਤੂੰ ਮੈਨੂੰ ਸਤਗੁਰ ਭੇਟੇ ਮੁਕਤ ਨਾ ਕੋਈ ਕੋਈ ਕੋਈ ਵੀ ਮੁਕਤੀ ਨਹੀਂ ਮੁਕਤ ਨਹੀਂ ਅੱਜ ਤੱਕ ਹੋਇਆ ਮੈਨੂੰ ਸਤਗੁਰ ਦੇ ਭੇਟੇ ਤੋਂ ਮੁਕਤੀ ਐਦਾਂ ਨਹੀਂ ਮਿਲਦੀ ਤੱਕ ਤੁਸੀਂ ਕਰਦੇ ਹੋ ਜੋਗੀਆਂ ਨੂੰ ਕਿਹਾ ਮੁਕਤੀ ਅੰਤਰਾਤਮਾ ਨੂੰ ਮਿਲਦੀ ਹੁੰਦੀ ਹੈ ਇੱਕ ਮਨ ਇੱਕ ਚਿੱਤ ਹੋਏ ਤੇ ਹੁੰਦੀ ਹੈ ਸਤਗੁਰ ਤਿਰਕੁੜੀ ਜੀ ਨਹੀਂ ਰਹਿੰਦਾ ਹੈਗਾ ਸਰਗੁਣ ਸਤਗੁਰ ਥੱਲੇ ਹੈ ਕੁੜੀ ਦੇ ਬਾਅਦ ਕੁੜੀ ਵਿੱਚ ਨਿਵਾਸ ਸ਼ੈਤਾਨ ਦਾ ਹੈ ਇਹ ਸ਼ੈਤਾਨ ਦਾ ਚਰਖਾ ਕਿਹਾ ਜੋਗੀਆਂ ਦਾ ਮਨ ਸ਼ੈਤਾਨ ਕੁੜੀ ਦੇ ਥੱਲੇ ਆਉਂਦਾ ਹੀ ਨਹੀਂ ਸ਼ੈਤਾਨ ਜੇਲ੍ਹ 'ਚ ਕਦੋਂ ਆਉਂਦਾ ਜੇਲ੍ਹ 'ਚ ਵੜਦਾ ਉਹਨੂੰ ਪਤਾ ਵੀ ਅਗਲੇ ਨੂੰ ਫਿਰ ਨਿਕਲ ਦੇਣਾ ਮੈਨੂੰ ਜੇਲ੍ਹ 'ਚੋਂ ਜੇਲ੍ਹ ਦਾ ਰਾਹ ਨਹੀਂ ਬੰਦਾ ਸ਼ੈਤਾਨ ਸ਼ੈਤਾਨ ਰਹਿੰਦਾ ਜੰਗਲ 'ਚ ਸੱਤ ਦੁਆਰੇ ਨੇ ਇੱਥੇ ਪਹਿਲਾਂ ਹੀ ਚੂਹਾ ਰਹਿੰਦਾ ਸੱਤ ਪਾਸੇ ਨੂੰ ਰਾਹ ਰੱਖਦਾ ਪਹਿਲਾਂ ਜੇ ਸੱਪ ਆ ਦੂਏ ਰਾਹ ਨਿਕਲ ਜੂਗਾ ਇਹ ਤਾਂ ਆਪਣੇ ਰਾਹ ਰੱਖੇ ਨੇ ਅੱਖਾਂ ਜੀ ਨਿਕਲ ਜਾ ਕੰਨਾਂ ਜੀ ਨਿਕਲ ਜਾ ਨੱਕ ਜੀ ਨਿਕਲ ਜਾ ਇਹ ਉੱਥੇ ਰਹਿੰਦਾ ਥੱਲੇ ਨਹੀਂ ਰਹਿੰਦਾ ਥੱਲੇ ਤਾਂ ਬੇਹੋਸ਼ ਹੋ ਕੇ ਆਉਂਦਾ ਤੇ ਸੌ ਜਾਂਦਾ ਡਿੱਗ ਪੈਂਦਾ ਜਿਵੇਂ ਬਾਂਦਰ ਡਿੱਗ ਪੈਂਦਾ ਸੌਂ ਨਾ ਬਾਂਦਰ ਠਾੜੇ ਤੇ ਡਿੱਗ ਪੈਂਦਾ ਥੱਲੇ ਨੀਂਦ ਆ ਜਾਂਦੀ ਹੈ ਇਹ ਤਾਂ ਥੱਲੇ ਡਿੱਗ ਪੈਂਦਾ ਉਹ ਦਿਨ ਸਤਗੁਰੂ ਭੇਟੇ ਨਾਮ ਪਾਇਆ ਨਾ ਜਾਏ ਫਿਰ ਸਤਗੁਰੂ ਭੇਟੇ ਨਾਮ ਪਾਇਆ ਨਾ ਸਤਗੁਰੂ ਤੇ ਭੇਟੇ ਦੇ ਬਿਨਾਂ ਨਾਮ ਨਹੀਂ ਪ੍ਰਾਪਤ ਸਤਗੁਰ ਕਾ ਮਨ ਮੰਨੇ ਮਨ ਸਤਗੁਰ ਦਾ ਜਿਹੜਾ ਹੈ ਜਿੰਨਾ ਚਿਰ ਮਨ ਸਤਗੁਰ ਦਾ ਨਹੀਂ ਬਣਦਾ ਜਿੰਨਾ ਚਿਰ ਮਨ ਬੁੱਧੀ ਦਾ ਬਣਿਆ ਰਹਿੰਦਾ ਨਾ ਬੁੱਧੀ ਦਾ ਉਹਨਾਂ ਜੇ ਦੇਵ ਜਿੰਨਾ ਜਰ ਮਨ ਅਕਲ ਦਾ ਬਣਿਆ ਹੋਇਆ ਉਹਨਾਂ ਜੇ ਦੇਵ ਜਿੰਨਾ ਜਰ ਲਹਿਣ ਸਿੱਧਾ ਜੋ ਉਹਨਾਂ ਜੇ ਦੇਵ ਜਦ ਲਹਿਣ ਰਾਮ ਚੰਦਰ ਦਾ ਬਣ ਜਾਂਦਾ ਨਾ ਮਨ ਵਿੱਚ ਸਤਗੁਰ ਕੇ ਪਾਸ ਸੀਤਾ ਮਨ ਨੂੰ ਰਾਮ ਚੰਦਰ ਨੂੰ ਵੇਚ ਦਿੰਦੀ ਹੈ ਫਿਰ ਬਣਦਾ ਹੈ ਤਾਂ ਨਹੀਂ ਬਣਦਾ ਤਾਂ ਮਨ ਨੂੰ ਸਤਗੁਰ ਤੇ ਦੁਆ ਬੜਾਵੇ ਤਾਂ ਡਿੱਗਦਾ ਹੈ ਸਤਗੁਰ ਇੱਕ ਵਾਰ ਇਹਦੀ ਬਾਹ ਫੜ ਲਵੇ ਫਿਰ ਕਾਬੂ ਆਉਂਦਾ ਬੁੱਧੀ ਤੇ ਤਾਂ ਕਾਬੂ ਹੀ ਨਹੀਂ ਆਉਂਦਾ ਬੁੱਧੀ ਨੂੰ ਤਾਂ ਨਿਜਾਈ ਫਿਰਦਾ ਹੈ ਬੁੱਧੀ ਪਰੇਸ਼ਾਨ ਹੋ ਕੇ ਤਾਂ ਜਦ ਪਰੇਸ਼ਾਨ ਹੋ ਜਾਂਦੀ ਹੈ ਫੇਰ ਅਕਲ ਫੜਾਉਂਦੀ ਹੈ ਮਨ ਵੇਦੀ ਹੈ ਸਤਗੁਰ ਕੇ ਪਾਸ ਹਾਂ ਬਿਨ ਸਤਗੁਰ ਭੇਟੇ ਮਹਾ ਦੁੱਖ ਪਾਏ ਸਤਗੁਰ ਨੂੰ ਜਨਾਜ਼ਰ ਭੇੜਦਾ ਨਹੀਂ ਜਾ ਕੇ ਮਹਾ ਦੁੱਖ ਪਾਉਂਦਾ ਰਹਿੰਦਾ ਸੰਸਾਰ ਦੁੱਖਾਂ ਦਾ ਘਰ ਹੈ ਸੰਸਾਰ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਮਹਾ ਦੁੱਖ ਹੀ ਹੈ ਬਿਨ ਸਤਿਗੁਰ ਭੇਟੇ ਮਹਾ ਗਰਭ ਮੁਬਾਰ ਸਤਿਗੁਰ ਦੇ ਮਲਾਪ ਤੋਂ ਬਿਨਾ ਮਹਾ ਗਰਭ ਗੁਵਾਰ ਹੈ ਅਤਿਅੰਤ ਗਰਭ ਅਤਿਅੰਤ ਨੇਰਾ ਗਰਭ ਔਰ ਗੁਵਾਰ ਹੰਕਾਰ ਔਰ ਨੇਰਾ ਅਗਿਆਨ ਦੇ ਵਿੱਚ ਨਿਵਾਸ ਰਹਿੰਦਾ ਇਹਦਾ ਹਾਂ ਨਾਨਕ ਬਿਨ ਗੁਰ ਮੂਆ ਜਨਮਾ ਨਾਨਕ ਕਹਿੰਦਾ ਗੁਰ ਤੇ ਬਿਨਾਂ ਗਿਆਨ ਤੇ ਬਿਨਾਂ ਮਰ ਜਾਂਦਾ ਜਨਮ ਦੀ ਬਾਜੀ ਹਾਰ ਜਾਂਦੀ ਨਾਨਕ ਬਿਨ ਗੁਰ ਮੂਆ ਜਨਮ ਗਿਆਨ ਤੋਂ ਬਿਨਾਂ ਸਖਣਾ ਇਹ ਮਨ ਜਿਹੜਾ ਹੈ ਇਹਦੀ ਮੌਤ ਹੋ ਜਾਂਦੀ ਹੈ ਲੰਬੀ ਨੀਂਦ ਫਿਰ ਸੌਣਾ ਪੈ ਜਾਂਦਾ ਹੈ ਸਰੀਰ ਫਿਰ ਛੱਡਣਾ ਪੈ ਜਾਂਦਾ ਹੈ ਚੋਲਾ ਫਿਰ ਬਦਲਣਾ ਪੈ ਜਾਂਦਾ ਹੈ ਅਗਲਾ ਜਨਮ ਫਿਰ ਢਾੜਨਾ ਪੈ ਜਾਂਦਾ ਹੈ ਆ ਜਿਹੜਾ ਸਰੀਰ ਮਿਲਿਆ ਸੀ ਇਹ ਜਿਹੜੀ ਬਾਜੀ ਸੀ ਇਹ ਹਾਰ ਜਾਂਦੀ ਇਹ ਬਾਜੀ ਹਾਰ ਕੇ ਇਹ ਲੰਬੀ ਨੀਂਦ ਸੋ ਜਾਂਦੀ ਇਸੇ ਨੂੰ ਬੂਆ ਕਹਿੰਦੇ ਨੇ ਬਹੁਤ ਅਗਲੇ ਜਨਮ ਨੂੰ ਫੇਰ ਇਹਦਾ ਪਤਾ ਨਹੀਂ ਕਦੋਂ ਵਾਰੀ ਆਊਗੀ ਫੇਰ ਇਹਨੂੰ ਟਾਈਮ ਮਿਲੂਗਾ ਫੇਰ ਕੱਲ ਪਰ ਰਾਹ ਇਸੇ ਲੰਘਣਾ ਪੈਣਾ ਆਪਣੇ ਗੁਰ ਤੇ ਜੇ ਕੋ ਬੇਮੁਖ ਹੋਵੇ ਜੇ ਆਪਣੇ ਸਤਿਗੁਰ ਤੇ ਬੇਮੁਖ ਹੋ ਗਿਆ ਫਿਰ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕਿਤੇ ਪੁੱਛੋ ਬਵੇਕੀਆਂ ਜਾਏ ਵਿਚਾਰ ਵਾਲਾ ਨੂੰ ਪੁੱਛ ਲੋ ਜਾ ਕੇ ਨਹੀਂ ਮੁਕਤੀ ਪਾ ਸਕਦਾ ਕਿਤੇ ਵੀ ਅਨੇਕ ਜੁਨੀ ਪਰਮਾਵੇ ਅਨੇਕਾਂ ਜੁਨੀਆਂ ਚ ਭਰਮਦਾ ਫਿਰੂਗਾ ਮੈਨੂੰ ਸਤਗੁਰ ਮੁਕਤ ਨਾ ਪਾਏ ਇਸੇ ਗੱਲ ਦੀ ਵਿਆਖਿਆ ਕਰਦੇ ਨੇ ਗੁਰੂ ਅਮਰਦਾਸ ਜੀ ਜਿਹੜੇ ਪਿਛੇ ਪਦੇ ਪੜੇ ਨੇ ਇਹਨਾਂ ਦੀ ਵਿਆਖਿਆ ਫਿਰ ਪਾਏ ਮੁਕਤ ਲਾਗ ਚੜਨੀ ਜਦ ਵੀ ਮੁਕਤੀ ਪਾਊਗਾ ਸਤਗੁਰ ਚੜਨੀ ਲੱਗਣਾ ਪਊਗਾ ਸਤਗੁਰੂ ਸ਼ਬਦ ਸੁਣਾਇਆ ਆਹੀ ਬਾਣੀ ਫਿਰ ਸੁਣਾਊਗਾ ਸਤਗੁਰ ਆ ਗੁਰਬਾਣੀ ਸੁਣਨੀ ਪੈਣੀ ਹੈ ਸਤਗੁਰ ਸ਼ਬਦ ਸੁਣਾਏ ਉਪਦੇਸ਼ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਰਹੋ ਮੁਕਤੀ ਹੋਈ ਨਹੀਂ ਸੀ ਸਵਾਲ ਇਹ ਪੈਦਾ ਨਹੀਂ ਹੁੰਦਾ ਇਹੀ ਗੱਲ ਜੋਗੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਕਹੀ ਇਸੇ ਗੱਲ ਦੀ ਅਨੰਦ ਸਾਹਿਬ ਦੇ ਵਿੱਚ ਵਿਆਖਿਆ ਅਮਰਦਾਸ ਜੀ ਕਰਦੇ ਬਿਨ ਸਤਗੁਰ ਭੇਟੇ ਹੋ ਰਹੋ ਮੁਕਤੀ ਨਹੀਂ ਹੋ ਸਕਦੀ ਨਾਨਕ ਬਿਨ ਗੁਰ ਮੂਆ ਜਨਮ ਹਾਰ ਗਿਆਨ ਤੋਂ ਬਿਨਾਂ ਕਿਉਂਕਿ ਗਿਆਨ ਹੈ ਨਹੀਂ ਸੀ ਨਾ ਜੋਗੀਆਂ ਨੂੰ ਗਿਆਨ ਹੀਣ ਜੋਗ ਕਰਦੇ ਨੇ ਉਹ ਕਹਿੰਦੇ ਨੇ ਦੇਖੋ ਜੋਗੀਆਂ ਦਾ ਕੀ ਹੈ ਜੋਗੀਆਂ ਦਾ ਹੈ ਧਿਆਨ ਧਾਰੋ ਕਿ ਸਦਾ ਗਿਆਨ ਆਪੇ ਹੋਵੇ ਗੁਰਬਾਣੀ ਕੀ ਕਹਿੰਦੀ ਹੈ ਗਿਆਨ ਧਿਆਨ ਕਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਹੁਣ ਉਹ ਕਹਿੰਦੇ ਨੇ ਗਿਆਨ ਜਿਹਦਾ ਧਿਆਨ ਧਾਰਨਾ ਉਹਦਾ ਗਿਆਨ ਪਹਿਲਾਂ ਚਾਹੀਦਾ ਗੁਰਬਾਣੀ ਇਹ ਕਹਿੰਦੀ ਗਿਆਨ ਪਹਿਲਾਂ ਧਿਆਨ ਬਾਅਦ ਧਿਆਨ ਜਿਹਦੇ ਧਾਰਦੇ ਉਹਦੇ ਨਾਲ ਜੋਗ ਕਰੀਦਾ ਹੁੰਦਾ ਜੁੜੀਦਾ ਹੁੰਦਾ ਧਿਆਨ ਨਾਲ ਜੁੜਨਾ ਧਿਆਨ ਧਾਰਨ ਮੂਰਤੀ ਮੂਰੇ ਰੱਖ ਲਈ ਜੋਗ ਮੂਰਤੀ ਨਾਲੇ ਕਰ ਲਿਆ ਨਾ ਜੋੜ ਮੂਰਤੀ ਨਾਲ ਰਿਹਾ ਧਿਆਨ ਦਾ ਮਤਲਬ ਹੈ ਜੋਗ ਕਰਨਾ ਜਾਂ ਜੁੜਨਾ ਉਹ ਜਿਹਦੇ ਨਾਲ ਜੁੜਨਾ ਹੈ ਉਹਦਾ ਜੇ ਗਿਆਨ ਨਹੀਂ ਤੁਹਾਨੂੰ ਪਤਾ ਨਹੀਂ ਜਾਣਦੇ ਹੀ ਨਹੀਂ ਉਹਨੂੰ ਜੁੜੋਗੇ ਕਿਹਦੇ ਨਾਲ ਗਿਆਨ ਪਹਿਲਾਂ ਧਿਆਨ ਬਾਅਦ ਗਿਆਨ ਧਿਆਨ ਕਛੂ ਕਰਮ ਨਾ ਜਾਣਾ ਕਛੂ ਕਰਮ ਦੇ ਨਾਲ ਮੁਕਤੀ ਮਿਲ ਜੂਗੀ ਮੈਂ ਨਹੀਂ ਜਾਣਦਾ ਇਹ ਨਹੀਂ ਮੈਨੂੰ ਪਤਾ ਕਰਮ ਕੋਈ ਐਸਾ ਨਹੀਂ ਹੈ ਦੁਨੀਆ ਵਿੱਚ ਜਿਹਦੇ ਨਾਲ ਮੁਕਤੀ ਮਿਲ ਜੂਗੀ ਇਸ ਕਰਕੇ ਜਿਹੜੇ ਕਰਮ ਧਰਮ ਨੇ ਉਹਨਾਂ ਨੂੰ ਪਖੰਡ ਕਹਿੰਦਾ ਕਰਮ ਧਰਮ ਪਾਖੰਡ ਜੇ ਦੀਸੈ ਤਿਨ ਜਮ ਜਾਗਾਤੀ ਲੁੱਟੈ ਕਰਮ ਧਰਮ ਪਾਖੰਡ ਨੇ ਕਰਮ ਕਾਂਡ ਸਭ ਪਾਖੰਡ ਨੇ ਇਹ ਵੀ ਕਰਮ ਕਾਂਡ ਹੈ ਜੋਗੀਆਂ ਦਾ ਕਰਮ ਕਾਂਡ ਹੈ ਗੁਰਬਾਣੀ ਪਹਿਲਾਂ ਪਹਿਲੀ ਸਟੇਜ ਗਿਆਨ ਕਰਾਉਂਦੀ ਹੈ ਸਾਨੂੰ ਗਿਆਨ ਦੇ ਨਾਲ ਧਿਆਨ ਟਿਕਦਾ ਹੈ ਆਪਣਾ ਮੂਲ ਕਿੱਥੇ ਹੈ ਕਿੱਥੇ ਧਿਆਨ ਲੈ ਕੇ ਜਾਣਾ ਤੁਸੀਂ ਸਾਰੀ ਗੱਲ ਦੱਸਦੀ ਹੈ ਤੁਹਾਨੂੰ ਗਿਆਨ ਨਾਲ ਧਿਆਨ ਜੋੜਦੀ ਅੰਦਰ ਧੋਣਾ ਹੈ ਧੋਣਾ ਹੈ ਧਿਆਨ ਧਿਆਨ ਵਿੱਚ ਜਾਣਿਆ ਧਿਆਨ ਵਿੱਚੋਂ ਜਾਣੀ ਜਾਣੀ ਹੈ ਜੋ ਧਿਆਨ ਵਿੱਚ ਜਾਣਿਆ ਗੁਰਮੁਖੀ ਇਕੱਠ ਕਹਾਣੀ ਇਕੱਠ ਕਥਾ ਗੁਰਮੁਖਾਂ ਦੀ ਹੈ ਧਿਆਨ ਵਿੱਚੋਂ ਹੀ ਸਾਰਾ ਕੁਝ ਜਾਣਿਆ ਜਾਂਦਾ ਧਿਆਨ ਵਿੱਚੋਂ ਹੀ ਪਤਾ ਲੱਗਣਾ ਧਿਆਨ ਚੋਂ ਹੀ ਆ ਪਤਾ ਇਹ ਗੱਲ ਦਾ ਜੋਗੀਆਂ ਨੇ ਉਲਟਾ ਕਰ ਲਿਆ ਉਹ ਕਹਿੰਦੇ ਧਿਆਨ ਚੋਂ ਹੀ ਗਿਆਨ ਹੋਣ ਗਿਆਨ ਪਹਿਲਾਂ ਵਾਲਾ ਛੱਡ ਕੇ ਧਿਆਨ ਵਿੱਚ ਜਾਣਿਆ ਉਹ ਬਣ ਲੈ ਧਿਆਨ ਦਾ ਲੋ ਧਿਆਨ ਕੀ ਦਾ ਧਾਰੋਗੇ ਸਵਾਲ ਤਾਂ ਇਹ ਜੋਗੀ ਇਹ ਗੱਲ ਧਿਆਨ ਧਾਰੋ ਗਿਆਨ ਆਪੇ ਗਿਆਨ ਹੋਇਆ ਹੀ ਜੇ ਧਿਆਨ ਧਾਰਦੇ ਸੀ ਉਹਨਾਂ ਨੇ ਗਿਆਨ ਦਾ ਕੋਈ ਗ੍ਰੰਥ ਲਿਖਣਾ ਸੀ ਜੋਗੀਆਂ ਨੇ ਕਿਹਾ ਕਿਹੜਾ ਗ੍ਰੰਥ ਹੈ ਗਿਆਨ ਦਾ ਕੁਝ ਵੀ ਨਹੀਂ ਗਿਆਨ ਹੁੰਦਾ ਗ੍ਰੰਥ ਤਾਂ ਲਿਖਦੇ ਜਿਹਨਾਂ ਨੂੰ ਗਿਆਨ ਸੀ ਇਹ ਗ੍ਰੰਥ ਲਿਖਿਆ ਪਿਆ ਛੁੱਟਣ ਦੀ ਵਿਧੀ ਲਿਖੀ ਪਈ ਹੈ ਬਾਕੀ ਸਭ ਫੰਕਸ਼ਨ ਦੀਆਂ ਵਿਧੀਆਂ ਨੇ ਫਸਾਉਣ ਵਾਲੀਆਂ ਵਿਧੀਆਂ ਤਾਂ ਹੈ ਸਾਰੀਆਂ ਛੁੱਟਣ ਦੀ ਵਿਧੀ ਇੱਕ ਹੈ ਸਰ ਉਹ ਕਿਹੜੀ ਹੈ ਗਿਆਨ ਧਿਆਨ ਬਾਕੀ ਵਿਧੀਆਂ ਕੀ ਨੇ ਕਰਮ ਕਾਂਡ ਇਹ ਗਿਆਨ ਧਿਆਨ ਗਿਆਨ ਮਾਰਗ ਹੈ ਗੁਰਮਤ ਮਾਰਗ ਗਿਆਨ ਗੁਰਮਤ ਮਾਰਗ ਗੁਰ ਦਾ ਗਿਆਨ ਹੀ ਹੁੰਦਾ ਗੁਰਮਤ ਮਾਰਗ ਗਿਆਨ ਮਤ ਮਾਰਗ ਗਿਆਨ ਕਿਵੇਂ ਹੁੰਦਾ ਉਪਜਿਆ ਸਹਿਜ ਜਦੋਂ ਮਨ ਟਿਕ ਜਾਂਦਾ ਨਾ ਉਪਜਿਆ ਸਹਿਜ ਗਿਆਨ ਮਤ ਜਾਗੀ ਉਦੋਂ ਗਿਆਨ ਵਾਲੀ ਮਤ ਜਾਗਦੀ ਹੈ ਉਹ ਗਿਆਨ ਵਾਲੀ ਜਾਂ ਮਤ ਜਾਗਦੀ ਹੈ ਉਹ ਬੁੱਧੀ ਬਦਲੀ ਹੋਈ ਹੁੰਦੀ ਉਹ ਫਿਰ ਵਿਦਿਆ ਵੀ ਸਮਝ ਲੈਂਦਾ ਬੁੱਝ ਲੈਂਦਾ ਬਹੁਤ ਕੁਝ ਬੁੱਝ ਲੈਂਦਾ ਫਿਰ ਫਿਰ ਵਿਦਵਾਨਾਂ ਦੇ ਲੈਵਲ ਦੇ ਉੱਪਰ ਚਲਾ ਜਾਂਦਾ ਉਹ ਲਫ਼ਜ਼ਾਂ ਦੇ ਅਰਥ ਵੀ ਬੁੱਝ ਲੈਂਦਾ ਵੀ ਇਹਦਾ ਅਰਥ ਆ ਨਹੀਂ ਆ ਹੁਣ ਬੁੱਝਣ ਵਾਲੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜਾਂ ਗਿਆਨ ਵਿੱਚ ਜਾਗਦੀ ਉਹ ਤੇ ਬਾਅਦ ਪਹਿਲਾਂ ਨਹੀਂ ਹੁੰਦੀ ਪਹਿਲਾਂ ਤਾਂ ਸੀਮਤ ਜੀ ਬੁੱਧੀ ਹੈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤੀ ਨਾ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰ ਭੇਟੇ ਮਹਾ ਦੁਖ ਪਾਏ ਬਿਨ ਸਤਗੁਰ ਭੇਟੇ ਮਹਾ ਗਰਭ ਗੁਬਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਦੇਖੋ ਜੋ ਕੋ ਜੋਗੀਆਂ ਨੂੰ ਕਹਿਤਾ ਹੁਣ ਤੱਕ ਉਹਨੂੰ ਆ ਚਾਰ ਬੰਦਾਂ ਵਿੱਚ ਸਮਾਪਤ ਕੀਤਾ ਚਾਰ ਜਿਹੜੇ ਹੁਣ ਪਿਛਲੇ ਪਦੇ ਨੇ ਉਹ ਸਾਰਾ ਸਮ ਅਪ ਕੀਤਾ ਰਿਜ਼ਲਟ ਕੱਢਿਆ ਸਾਰੇ ਦਾ ਰਿਜ਼ਲਟ ਦੱਸਦਾ ਹੁਣ ਇੱਥੇ ਇੱਕ ਤਾਂ ਸਤਗੁਰ ਲਫ਼ਜ਼ ਆਊਗਾ ਇੱਕ ਬਿਨ ਸਤਗੁਰ ਜਦ ਆਉਂਦਾ ਹੈ ਇਹਦਾ ਮਤਲਬ ਸਤਗੁਰ ਹੋਰ ਹੈ ਸਤਗੁਰ ਤੋਂ ਬਿਨਾ ਪ੍ਰਾਪਤੀ ਤੋਂ ਬਿਨਾ ਕੌਣ ਹੈ ਬਿਨਾ ਜੀਵ ਸਾਫ ਗੱਲ ਹੈ ਕਿ ਜੀਵ ਸਤਗੁਰ ਨਹੀਂ ਕਹਾ ਸਕਦਾ ਸਤਗੁਰ ਤੋਂ ਬਿਨਾ ਹੋਆ ਜਨਮ ਹਾਰਨ ਤੇ ਜਿਹਨੇ ਜਨਮ ਲਿਆ ਤੇ ਤੇ ਵਿੱਚ ਉਹਨੇ ਸਤਗੁਰ ਦੀ ਪ੍ਰਾਪਤੀ ਕਰਨੀ ਹੈ ਸਤਗੁਰ ਨੂੰ ਭੇਟਣਾ ਹੈ ਸਤਗੁਰ ਨਾਲ ਜੁੜਨਾ ਆਪ ਕਿਵੇਂ ਸਤਗੁਰ ਹੋ ਗਿਆ ਸਤਗੁਰ ਤੇ ਖਾਲੀ ਕੋਈ ਨਹੀਂ ਹੈ ਠੀਕ ਹੈ ਪਰ ਅੰਦਰਲਾ ਸਤਗੁਰ ਹੈ ਬਾਹਰਲਾ ਨਹੀਂ ਸਤਗੁਰ ਹੈਗਾ ਜਿਹੜਾ ਟੋਲ ਰਿਹਾ ਹੈ ਜਿਗਿਆਸੂ ਹੈ ਉਹ ਸਤਗੁਰ ਨਹੀਂ ਹੈ ਸਤਗੁਰ ਦੀ ਸ਼ਰਨ ਜਾਣਾ ਉਹਨੇ ਲੱਭਣਾ ਸਤਗੁਰ ਨੂੰ ਇਹਦਾ ਮੂਲ ਸਤਗੁਰ ਹੈ ਇਹ ਆਪ ਸਤਗੁਰ ਖਾਨੂ ਹੈ ਆਪ ਤਾਂ ਮਨਮੁਖ ਹੈ ਆਪ ਇਹਨੇ ਬਦਲ ਕੇ ਗੁਰਮੁਖ ਬਣਨਾ ਜੇ ਤਾਂ ਬਣ ਗਿਆ ਗੁਰਮੁਖ ਤਾਂ ਦਾ ਸਤਗੁਰ ਨੂੰ ਲੱਭੂਗਾ ਜਿੰਨਾ ਚਿਰ ਗੁਰਮੁਖ ਨਹੀਂ ਬਣਦਾ ਗੁਰਮੁਖ ਦਾ ਸੁਭਾਅ ਆਪਣੇ 'ਚ ਨਹੀਂ ਪੈਦਾ ਕਰਦਾ ਗੁਰਸਿੱਖੀ ਨੂੰ ਧਾਰਨ ਨਹੀਂ ਕਰਦਾ ਉਹਨਾਂ ਚਾ ਤਾਂ ਮਾਇਆ ਲੱਭੂ ਹੈ ਦੁਨੀਆ ਦੀ ਵਡਿਆਈ ਲੱਭੂ ਉਹਨਾਂ ਚਿਰ ਸਤਗੁਰ ਤਾਂ ਨੇ ਕੀ ਲੈਣਾ ਦੁਨੀਆ ਨੂੰ ਜਾਂ ਤਾਂ ਦੁਨੀਆ ਵੀ ਮਾਇਆ ਦੁਨੀਆ ਵੀ ਮਾਇਆ ਦੀ ਦੌੜ ਹੈ ਜਾਂ ਫਿਰ ਅੰਦਰਲੀ ਗਿਆਨ ਦੀ ਦੌੜ ਹੈ ਜਿਹੜੇ ਗਿਆਨ ਨਾਲ ਛੁਟਕਾਰਾ ਮਿਲਣਾ ਉਹ ਗਿਆਨ ਸਤਗੁਰ ਤੋਂ ਮਿਲਣਾ ਬਾਹਲੀ ਦੌੜ ਹੈ ਜਿਹੜੀ ਉਹ ਮਾਇਆ ਦੇ ਵਿੱਚ ਹੈ ਉਹ ਬਿਜ਼ਨਸ ਚੋਂ ਮਿਲਣੀ ਹੈ ਕੰਮ ਕਰਕੇ ਮਿਲਣੀ ਹੈ ਮਿਹਨਤ ਕਰਕੇ ਮਿਲਣੀ ਹੈ ਖੇਤੀ ਚੋਂ ਮਿਲਣੀ ਹੈ ਉਹ ਕਿਵੇਂ ਮਿਲਣੀ ਹੈ ਰਾਜੇ ਤੋਂ ਮਿਲਣੀ ਹੈ ਉਹ ਪੂਰਤੀ ਦੀ ਕਿਵੇਂ ਹੋਣੀ ਹੈ ਸੰਸਾਰ ਵਿੱਚ ਹੈਗੀ ਹੋਈ ਹੈ ਦੇਖਦੇ ਹਾਂ ਕੋਈ ਕਿਵੇਂ ਕਰਦਾ ਹੁੰਦਾ ਕਿਵੇਂ ਕਰਦਾ ਡਾਕਾ ਮਾਰ ਕੇ ਵੀ ਕਰਦਾ ਫੌਜਾਂ ਇਕੱਠੀਆਂ ਕਰਕੇ ਲੁੱਟਮਾਰ ਕਰਕੇ ਵੀ ਕਰਦੇ ਨੇ ਜਾਇਜ਼ ਤਰੀਕੇ ਨਾਲ ਵੀ ਕਰਦੇ ਨੇ ਨਜਾਇਜ਼ ਤਰੀਕੇ ਨਾਲ ਵੀ ਕਰਦੇ ਨੇ ਇਕੱਠੀ ਕਰਦੇ ਨੇ ਜਿਹੜੇ ਮਾਇਆ ਉਹਨੇ ਕੀ ਲੈਣੇ ਸਤਗੁਰ ਤੇ ਜਿਹਨੇ ਪਰਲੋਕ ਸੁਣਾਉਣਾ ਆ ਲੋਕ ਉਹਦਾ ਆਪੇ ਸਮਰ ਜਾਂਦਾ ਆ ਲੋਕ ਆਪੇ ਹੀ ਸਮਰ ਜਾਂਦਾ ਜਿਹੜਾ ਪਰਲੋਕ ਸਮਾਰਨ ਦੀ ਗੱਲ ਕਰਦਾ ਆ ਲੋਕ ਆਪੇ ਹੀ ਸਮਰ ਜਾਂਦੇ ਟਾਰਗੇਟ ਪਰ ਲੋਕ ਹੈ ਲੋਕ ਨਹੀਂ ਹੈ ਇਹਨਾਂ ਦਾ ਜਿਹੜੇ ਘਟ ਗਿਆਨ ਵਾਲੇ ਨੇ ਮਨੁੱਖ ਨੇ ਉਹਨਾਂ ਦਾ ਟਾਰਗੇਟ ਆ ਲੋਕ ਹੈ ਗੱਲਾ ਆ ਲੋਕ ਹੈ ਸਮਾਰਨਾ ਉਹਨਾਂ ਨੇ ਗੁਰਮੁਖ ਨੇ ਸਮਾਰਨਾ ਪਰ ਲੋਕ ਹੈ ਆ ਲੋਕ ਆਪੇ ਸਮਝ ਇਹ ਤਾਂ ਮਾਇਆ ਤਾਂ ਫਿਰ ਪਿੱਛੇ ਪਿੱਛੇ ਤੁਰੀ ਫਿਰਦੀ ਹੈ ਜਿੰਨਾ ਜਿਹੜੇ ਦੇ ਪਿੱਛੇ ਮਾਇਆ ਦੇ ਭਜਦਾ ਉਹਨਾਂ ਜਿਹੜੇ ਭਜਾਉਂਦੀ ਹੈ ਕਹਿੰਦੇ ਰਖੜ ਛੱਡ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਆ ਲੋਕ ਆਪੇ ਹੀ ਸਮਝ ਜਾਂਦੇ ਲੋਕ ਸਵਾਰਨ ਦੀ ਲੋੜ ਨਹੀਂ ਲੋਕ ਦੀ ਤਾਂ ਪਰਵਾਹ ਨਹੀਂ ਕਰਦੇ ਭਗਤੇ ਇਸ ਲੋਕ ਦੀ ਪਰਵਾਹ ਨਹੀਂ ਕਰਦੇ ਪਰ ਲੋਕ ਦੀ ਪਰਵਾਹ ਕਰਦੇ ਨੇ ਤੂੰ ਆਇਓ ਲਾਹਾ ਆਇਆ ਹੀ ਨਹੀਂ ਆ ਲੋਕ ਸਵਾਰਨ ਆ ਲੋਕ ਤਾਂ ਮਨਮੁਖ ਸਮਾਰਦੇ ਨੇ ਅਸੀਂ ਸੁਰਗ ਬਣਾ ਦੇਣਾ ਲੋਕ ਨੂੰ ਐ ਕਰਕੇ ਮਨਮੁਖ ਨੇ ਸਾਰੇ ਦੁਨੀਆ ਭਰ ਦੀਆਂ ਚਿੰਤਾਵਾਂ ਕੜੀਆਂ ਕਰ ਲੈਂਦੇ ਨੇ ਅੰਦਰ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ ਹਾਰਟ ਅਟੈਕ ਹੁੰਦੇ ਨੇ ਦੁਨੀਆ ਭਰ ਦੀਆਂ ਬਿਮਾਰੀਆਂ ਖਤਰਨਾਕ ਤੋਂ ਖਤਰਨਾਕ ਬਿਮਾਰੀਆਂ ਲਾ ਲੈਂਦੇ ਨੇ ਇਹ ਲੋਕ ਸਵਾਰਨ ਵਾਲੇ ਨੇ ਜਿਹੜੇ ਉਹ ਤਾਂ ਮੂਰਖ ਨੇ ਗੁਰਬਾਣੀ ਉਹਨਾਂ ਨੂੰ ਮੂਰਖ ਮੰਨਦੀ ਉਹ ਆਪਣੇ ਆਪ ਨੂੰ ਚਾਹੇ ਕਿੱਡੀ ਕਲਾਕਾਰ ਬਣਨ ਜੋ ਵੀ ਕੁਝ ਬਣਾ ਪਰ ਵੱਡੇ ਵੱਡੇ ਜਿੰਨੇ ਵੀ ਨੇ ਨਾ ਇਹ ਮੰਦਰਾਂ ਜਾ ਕੇ ਉੱਥੇ ਮੱਥੇ ਟੇਕਦੇ ਕਰੋੜਾਂ ਰੁਪਏ ਜਾੜ ਦਿੰਦੇ ਨੇ ਕਿਉਂ ਅੰਦਰੋਂ ਡਰੇ ਹੋਏ ਨੇ ਅੰਦਰੋਂ ਭਾਇਆ ਉਹਨਾਂ ਨੂੰ ਪਰ ਲੋਕ ਬਾਰੇ ਗਿਆਨ ਨਹੀਂ ਪਰ ਲੋਕ ਉਹਨਾਂ ਦਾ ਭਾਇਆ ਉਹਨਾਂ ਨੂੰ ਮੌਤਾਂ ਵੀ ਭਾਇਆ ਗੁਰਮੁਖ ਨੂੰ ਪਰ ਲੋਕ ਦੀ ਜਾਣਕਾਰੀ ਭਾਏ ਕੋਈ ਨਹੀਂ ਇਹ ਲੋਕ ਦਾ ਭਾਇਆ ਤਾਂ ਉਹਨੇ ਰੱਖਿਆ ਨਹੀਂ ਇਹ ਲੋਕ ਦਾ ਭਾਇਆ ਰੱਖਿਆ ਨਹੀਂ ਗਾਹਾਂ ਦਾ ਉਹਨੇ ਚੱਕ ਲਿਆ ਆਪਣਾ ਪਰ ਲੋਕ ਦਾ ਭੈ ਚੱਕਣਾ ਹੈ ਲੋਕ ਦਾ ਤਾਂ ਰੱਖਣਾ ਹੀ ਨਹੀਂ ਪਰਵਾਹ ਨਹੀਂ ਕਰਨੀ ਹੈ ਲੋਕ ਦੇ ਫੈ ਦੀ ਤਾਂ ਦੁੱਖ ਔਰ ਸੁੱਖ ਨੂੰ ਬਰਾਬਰ ਸਮਝ ਲੈਣਾ ਚਲੋ ਚੱਕਿਆ ਗਿਆ ਜਿਹਨੇ ਦੁੱਖ ਸੁੱਖ ਨੂੰ ਬਰਾਬਰ ਮੰਨ ਲਿਆ ਇਹ ਲੋਕ ਦਾ ਭੈ ਰਹਿ ਕੀ ਗਿਆ ਉਹਨੂੰ ਦੱਸੋ ਕੀ ਰਹਿ ਗਿਆ ਦੁੱਖ ਸੁੱਖ ਨੂੰ ਮੰਨਦਾ ਹੀ ਨਹੀਂ ਉਹ ਦੁੱਖ ਸੁੱਖ ਤਾਂ ਮੰਦੀ ਸੋਚ ਹੈ ਤਤੀ ਤਵੀ ਤੇ ਬੈਠਾ ਵੀ ਖੁਸ਼ ਹੈ ਨਿਉਂ ਘੜੇ ਵੀ ਹੋ ਜਾਂਦੇ ਡਰੇ ਹੀ ਨਹੀਂ ਪਤਾ ਹੀ ਡਰ ਕੀ ਹੁੰਦਾ ਖੋਪੜੀ ਲਾਏ ਵੀ ਬੈਠਾ ਹੱਸਦਾ ਐ ਲੋਕ ਦਾ ਤਾਂ ਪੈ ਮੂਰਖਾਂ ਨੂੰ ਹੈ ਅਨਿਆਂ ਨੂੰ ਜਿਹਨਾਂ ਨੂੰ ਦੀਦੇ ਕੁਝ ਨਹੀਂ ਮਾਇਆ ਤੋਂ ਬਿਨਾ ਜਿਹੜੇ ਆਤਮ ਦਰਸ਼ੀ ਨੇ ਉਹਨਾਂ ਨੂੰ ਐ ਲੋਕ ਦਾ ਪੈਸੇ ਮਿਲੂਗਾ ਉਹ ਤਾਂ ਲੋਕ ਉਹਨਾਂ ਵਾਸਤੇ ਸੁਪਨਾ ਹੈ ਸੁਪਨੇ ਦਾ ਭੈ ਵੀ ਹੁੰਦਾ ਹੈ ਸੁਪਨੇ ਦਾ ਭੈ ਉਹਨੂੰ ਹੁੰਦਾ ਜਿਹੜਾ ਜਾਗਿਆ ਨਹੀਂ ਜਿਹੜਾ ਜਾਗਿਆ ਨੂੰ ਸੁਪਨੇ ਦਾ ਭੈ ਪੈ ਜਿੰਨਾ ਚਿਰ ਸੁਪਨੇ ਵਿੱਚ ਸੀ ਉਹਨਾਂ ਚਿਰ ਉਹਨੂੰ ਵੀ ਭੈ ਸੀ ਜਿੰਨਾ ਚਿਰ ਸੁਪਨਾ ਸੀ ਨਾ ਉਹਨਾਂ ਚਿਰ ਭੈ ਨਾ ਉਹਨੂੰ ਵੀ ਜੇ ਜਾਗ ਪਿਆ ਫਿਰ ਭੈ ਹਟ ਗਿਆ ਗੁਰਮੁਖ ਜਾਗੇ ਦਾ ਨਾਮ ਹੈ ਗੁਰਮੁਖ ਜਾਗਾ ਨੀਂਦ ਨਾ ਸੋਵੇ ਜਾਗੇ ਹੋਏ ਦਾ ਨਾਮ ਗੁਰਮੁਖ ਹੈ ਸਿੱਖ ਜਾਗਣਾ ਸਟਾਰਟ ਕਰਦਾ ਸਿੱਖੀ ਧਾਰਨ ਕਰਨਾ ਸੁੱਤੇ ਤੋਂ ਜਾਗਰਤਾ ਵੱਲ ਨੂੰ ਜਾਣਾ ਜਾਗਣ ਵੱਲ ਨੂੰ ਜਾਣਾ ਬਾਣੀ ਜਗਾਉਂਦੀ ਹੈ ਸਤਗੁਰ ਸਿੱਖ ਕਿ ਬੰਧਨ ਕਾਟੇ ਹੁਣ ਬੰਧਨਾਂ 'ਚ ਸਤਗੁਰ ਹੈ ਕਿ ਸਿੱਖ ਹੈ ਜਿਹੜਾ ਬੰਧਨਾਂ 'ਚ ਹੈ ਉਹਨੂੰ ਕੀ ਕਹੋਗੇ ਤੁਸੀਂ ਉਹਨੂੰ ਸਤਗੁਰ ਕਿਵੇਂ ਕਹਿੰਦਾ ਉਹਦੇ ਦਾ ਬੰਧਨ ਸਤਗੁਰ ਨੇ ਕੱਟੇ ਨੇ ਸਤਗੁਰ ਵੀ ਅਸੀਂ ਜਦ ਕਹਿੰਦੇ ਆ ਜਿਹਨੇ ਜਿਹੜਾ ਅੰਦਰ ਲਾ ਉਹਨੂੰ ਕਹਿੰਦੇ ਆ ਉਹ ਸਤਗੁਰ ਦੀ ਗੱਲ ਚੱਲਦੀ ਹੈ ਬਿਨ ਸਤਗੁਰ ਭੇਟੇ ਜੋ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਇਹਨੇ ਜਿਹੜਾ ਬਾਹਰ ਹੈ ਨਾ ਦੇਹਧਾਰੀ ਇਹਨੇ ਆਪਣੇ ਅੰਦਰਲੇ ਸਤਗੁਰ ਦੇ ਅਨਸਾਰ ਚੱਲਣਾ ਜਿਵੇਂ ਉਹ ਚਲਾਉਂਦਾ ਉਵੇਂ ਚੱਲਣਾ ਉਹ ਜਿਵੇਂ ਜਿਉਂ ਤੂੰ ਚਲਾਇਆ ਤੇਵੇਂ ਚੱਲਾ ਸੁਆਮੀ ਉਹ ਸੇਵਾ ਹੈ ਉਹ ਕਹਿੰਦਾ ਸਤੂਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਰਹੇ ਸਫਲਤਾ ਉਹਦੇ ਨਾਲ ਮਿਲਦੀ ਸਤਗੁਰ ਵੀ ਅਸੀਂ ਆਦਮੀ ਨੂੰ ਨਹੀਂ ਕਹਿ ਸਕਦੇ ਫੇਰ ਕਹਿ ਸਕਦੇ ਆ ਜਦ ਇੱਕ ਹੋ ਜਾਂਦਾ ਉਹ ਉਸ ਅਵਸਥਾ ਜਾ ਸਕਦੇ ਆ ਫਿਰ ਉਹਦਾ ਦੇਹੀ ਨਾਲ ਕੋਈ ਸੰਬੰਧ ਨਹੀਂ ਇੱਕ ਹੋ ਗਿਆ ਬਾਹਲਾ ਮਰ ਗਿਆ ਰਹਿ ਗਿਆ ਕੌਣ ਸਤਗੁਰ ਹੁਣ ਬੋਲਦਾ ਸਤਗੁਰ ਹੈ ਪਰ ਉਹ ਸਰੀਰ ਨਹੀਂ ਹੈ ਉਹ ਹਰ ਕਾ ਸੇਵਕ ਹੈ ਹਰ ਕਾ ਸੇਵਕ ਸੋ ਹਰ ਜਿਹਾ ਭੇਦਨ ਜਾਣੋ ਮਾਣੋ ਤੇ ਫਿਰ ਉਹ ਸਤਗੁਰ ਦਾ ਉਹ ਤਾਂ ਹਮੇਸ਼ਾ ਹੀ ਗੁਪਤ ਰਿਹਾ ਸਤਗੁਰ ਦਾ ਦੋ ਹਿੱਸੇ ਨੇ ਤੇ ਦਾਲ ਦੇ ਇੱਕ ਗੁਪਤ ਹੈ ਇੱਕ ਪ੍ਰਗਟ ਹੈ ਪ੍ਰਗਟ ਜਿਹੜੇ ਸਰੀਰ 'ਚ ਬੋਲਦਾ ਹੈ ਜਿਹਨੇ ਜਨਮ ਮਰਨ ਦੇ ਵਿੱਚ ਜਿਹਦਾ ਆਉਣਾ ਜਾਣਾ ਹੈ ਪ੍ਰਗਟ ਹੈ ਦੁਆ ਨਹੀਂ ਪ੍ਰਗਟ ਹੁੰਦਾ ਦਾ ਪ੍ਰਗਟੇ ਨਹੀਂ ਕਿਤੇ ਸਾਜ ਰੂਲ ਲੈਂਦਾ ਪ੍ਰਗਟਦਾ ਹੈ ਪਾੜ ਦੇ ਦੇਖ ਰੋਂ ਦਾ ਦੀਨਾ ਨਹੀਂ ਹੈ ਸਾਹ ਉਹੀ ਲੈਂਦਾ ਉਹਦੀ ਵਜ੍ਹਾ ਨਾਲ ਸਾਹ ਹੁੰਦਾ ਰਾਤ ਨੂੰ ਸੌਂ ਜਾਂਦੇ ਸਾਹ ਨਹੀਂ ਆ ਸਕਦਾ ਅਸੀਂ ਤਾਂ ਸੌਂ ਜਾਂਦੇ ਸਾਹ ਲੈਂਦਾ ਸਾਹ ਤੇ ਹੁੰਦਾ ਸਤਗੁਰ ਜਾਗਤਾ ਹੈ ਦਿਓ ਉਲੀ ਵਾਲਣੀ ਆਏ ਹੋ ਉਹ ਜਾਗਤ ਜੋਤ ਉਹਨੂੰ ਕਿਹਾ ਹੈ ਜਾਗਤ ਜੋਤ ਜਪੈ ਨਿਸਬਸਰ ਉਹ ਅੰਦਰਲੇ ਜਾਗਤ ਜੋਤ ਹੈ ਜਾਗਦਾ ਰਹਿੰਦਾ ਜਾਗਤ ਜੋਤ ਉਹ ਜਿਹੜੀ ਜੋਤ ਸੌਂਦੀ ਹੋ ਨਹੀਂ ਉਹ ਆਪਣੇ ਅੰਦਰ ਹੈ ਉਹਨੂੰ ਜਾਣਣਾ ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨਾਇਕ ਨਾਨਾ ਇਸ ਗੱਲ ਤੋਂ ਬਿਨਾ ਦੂਸਰੀ ਕੋਈ ਗੱਲ ਦਿਮਾਗ 'ਚ ਆਉਂਦੀ ਹੋਈ ਨਹੀਂ ਜਿਹਦੇ ਹੋਰ ਕਿਸੇ ਚੀਜ਼ ਨੂੰ ਸਮਝਦਾ ਹੀ ਨਹੀਂ ਕੰਨੇ ਨਹੀਂ ਧਰਦਾ ਹੋਰ ਕਿਸੇ ਗੱਲ ਤੇ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨ ਧਰ ਕੀ ਕਰਨਾ ਗੁਰ ਕੇ ਬਚਨ ਕੀ ਨੇ ਕਿ ਸਤਗੁਰ ਜਾਗਦਾ ਹੈ ਜੋ ਗੁਰ ਕੇ ਬਚਨ ਨੇ ਉਹ ਜਾਗਦਾ ਰਹਿੰਦਾ ਹੈ ਸੌਂਦਾ ਨਹੀਂ ਸੌਂਦਾ ਇਹ ਹੈ ਜਿਹੜਾ ਬ੍ਰੇਨ 'ਚ ਕੰਮ ਕਰੂ ਉਹਨੂੰ ਨੀਂਦ ਰੋ ਬ੍ਰੇਨ ਥੱਕਦਾ ਹਾਰਡ ਨਹੀਂ ਥੱਕਦਾ ਹਾਰਡ ਥੱਕਦਾ ਨਹੀਂ ਕਿਸੇ ਦਾ ਵੀ ਕਦੇ ਕਹਿੰਦਾ ਮੇਰਾ ਹਾਰਡ ਥੱਕ ਗਿਆ ਸਭ ਕੁਝ ਟੱਕ ਜੂ ਨਾ ਫੇਫੜਾ ਟੱਕਦਾ ਨਾ ਹਾਰਟ ਟੱਕਦਾ ਬਿਮਾਰੀਆਂ ਜ਼ਰੂਰ ਲੱਗਦੀਆਂ ਨੇ ਹਾਰਟ ਉਹ ਲੱਗ ਜਾਂਦਾ ਥੱਕਣਾ ਹੋਰ ਗੱਲ ਹੈ ਦਿਮਾਗ ਥੱਕ ਜਾਂਦਾ ਬਿਮਾਰੀਆਂ ਲੱਗਣੀਆਂ ਹੋਰ ਗੱਲ ਹੈ ਬਿਮਾਰੀਆਂ ਵੀ ਮੈਟਰ ਨੂੰ ਲੱਗਦੀਆਂ ਨੇ ਬਾਹਰਲੇ ਹਾਰਟ ਨੂੰ ਅੰਦਰਲੇ ਨੂੰ ਤਾਂ ਲੱਗਦੀ ਨਹੀਂ ਕੋਈ ਚਲਾਉਣ ਵਾਲਾ ਜਿਹੜਾ ਹਾਰਟ ਹੈ ਆ ਬਾਹਰਲੇ ਹਾਰਟ ਦੀਆਂ ਬਿਮਾਰੀਆਂ ਤਾਂ ਮਨ ਦੀ ਵਜ੍ਹਾ ਨਾਲ ਲੱਗੀਆਂ ਹੋਈਆਂ ਨੇ ਸਾਡੀ ਸੋਚ ਲਾਉਂਦੀ ਹੈ ਬਿਮਾਰੀਆਂ ਖੂਨ ਦੇ ਵਿੱਚ ਜੋ ਹੈ ਗੰਦਾ ਖੂਨ ਜਾਉ ਭਾਂਡਾ ਗੰਦਾ ਹੋ ਜਾਂਦਾ ਹੁੰਦਾ ਖਾਣ ਪੀਣ ਨਾਲ ਲੱਗਦੀਆਂ ਨੇ ਸਤਗੁਰ ਕਦੇ ਜਾਣੂ ਨਹੀਂ ਰਹਿੰਦਾ ਸਤਗੁਰ ਪ੍ਰਗਟ ਹੋ ਜਾਂਦਾ ਜੀ ਸਤਗੁਰ ਪ੍ਰਗਟ ਕਦ ਹੁੰਦਾ ਸਤਗੁਰ ਨਾਨਕ ਪ੍ਰਗਟਿਆ ਉੱਥੇ ਵੀ ਉਹ ਦੋ ਤੱਕ ਸਤਗੁਰੇ ਕਿਹਾ ਜਾਂਦਾ ਸੀ ਗੁਰੂ ਨਹੀਂ ਸੀ ਕਿਹਾ ਜਾਂਦਾ ਨਾਨਕ ਦਾ ਸਤਗੁਰ ਪ੍ਰਗਟ ਹੋਇਆ ਇਹਦਾ ਮਤਲਬ ਇਹ ਹੈ ਨਾਨਕ ਦੇ ਅੰਦਰਲੇ ਸਤਗੁਰ ਦਾ ਜਨਮ ਹੋਇਆ ਇੱਥੇ ਕਹਿੰਦਾ ਸਤਗੁਰ ਕੇ ਜਨਮ ਜਨਮ ਹੋ ਕੇ ਬੱਚਾ ਪ੍ਰਗਟ ਹੁੰਦਾ ਜਨਮ ਤੋਂ ਬਾਅਦ ਇਹ ਪ੍ਰਗਟ ਹੁੰਦਾ ਪਹਿਲਾਂ ਤਾਂ ਗੁਪਤ ਹੈ ਹੁਣ ਤਾਂ ਜਦੋਂ ਸਾਧਨ ਨੇ ਪਹਿਲਾਂ ਉਹ ਮੁੰਡੇ ਕੁੜੀ ਦਾ ਪਤਾ ਨਹੀਂ ਸੀ ਲੱਗਦਾ ਜਨਮ ਤੋਂ ਬਾਅਦ ਹੀ ਪ੍ਰਗਟ ਹੁੰਦਾ ਕੀ ਹੈ ਉਹਨਾਂ ਜਦ ਤਾਂ ਗੁਪਤ ਹੈ ਕਈ ਬੱਚੇ ਰਹਿ ਜਾਂਦੇ ਨਾ ਉਹ ਆਦਮੀ ਹੁੰਦੇ ਹੀ ਨਹੀਂ ਉਹ ਜਨਮ ਤੋਂ ਬਾਅਦ ਹੀ ਪਤਾ ਲੱਗਦਾ ਸੀ ਹੁਣ ਤਾਂ ਚਲੋ ਸਾਡੇ ਕੋਲ ਸਾਧਨ ਨੇ ਪਹਿਲੇ ਤਾਂ ਸਾਧਨ ਕੋਈ ਨਹੀਂ ਸੀ ਸਤਗੁਰ ਨੇ ਪ੍ਰਗਟ ਹੋਣਾ ਸਤਗੁਰ ਕਦੇ ਜਨਮ ਨਹੀਂ ਲੈਂਦਾ ਉਹ ਜਨਮ ਲੈਂਦਾ ਨਿਰਾਕਾਰੀ ਇੱਕੋ ਵਾਰ ਜਨਮ ਉਹਦਾ ਹੀ ਹੋਣਾ ਜਿਹਨੂੰ ਹੰਸ ਕੇ ਹੈ ਨਾ ਅੱਗੇ ਹੰਸ ਅਕੇਲਾ ਉਹ ਸਤਗੁਰ ਹੈ ਇਹ ਬਗਲਾ ਹੈ ਜਿਹੜੇ ਦੇਹ ਚਾਹੁੰਦਾ ਇਹਨਾਂ ਨੂੰ ਬਗਲਾ ਉਹ ਸਤਗੁਰ ਇਹ ਬਗਲਾ ਸਤਗੁਰ ਚੋਂ ਹੀ ਨਿਕਲਦਾ ਸਤਗੁਰ ਤੇ ਸਮਾ ਜਾਂਦਾ ਬਗਲਾ ਕੀ ਹੈ ਸਤਗੁਰ ਦਾ ਮਨ ਹੈ ਬਗਲਾ ਅਸੀਂ ਇਹਦੇ ਖਾਤਰ ਮਨ ਲਫ਼ਜ਼ ਘੜਿਆ ਹੈ ਸਤਗੁਰ ਦਾ ਮਨ ਠੀਕ ਨਹੀਂ ਮਨ ਠੀਕ ਨਾ ਹੋਣ ਕਰਕੇ ਇੱਥੇ ਆਪਣੇ ਮਨ ਦਾ ਇਲਾਜ ਕਰਦਾ ਫਿਰਦਾ ਅਸਲ ਚ ਇਲਾਜ ਆਪਣੇ ਮਨ ਦਾ ਹੀ ਉਹ ਕਰਦਾ ਪਰ ਉਹਦਾ ਮਨ ਇਲਾਜ ਕਰਾਉਣ ਦੀ ਬਜਾਏ ਹੋਰੇ ਕੁਝ ਕਰਾਉਣ ਦੀ ਜਾਂਦਾ ਸਾਰੇ ਨਾ ਮਾਨੇ ਬੰਦੋ ਮੈਂ ਕਾਬੂ ਜੀ ਨਹੀਂ ਮਨ ਉਹਦਾ ਬੇਕਾਬੂ ਹੋਇਆ ਹੋਇਆ ਤੇ ਉਸ ਨੇ ਆਪਣੇ ਮਨ ਨੂੰ ਹਲਾਉਣਾ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਨ ਮੰਨਿਆ ਗਿਆ ਹੈ ਮਨੇ ਨਹੀਂ ਸੀ ਮਨ ਕਿਉਂਕਿ ਸਤਗੁਰ ਕੋਲ ਇੰਨੀ ਜਾਣਕਾਰੀ ਹੈ ਨਹੀਂ ਪਹਿਲਾਂ ਅਸਲ ਸਤਗੁਰ ਨਹੀਂ ਹੈ ਪਹਿਲਾਂ ਗੁਰਦੇਵ ਹੀ ਹੈ ਗੁਰ ਹੈ ਪਹਿਲਾਂ ਦੇ ਵਾਸਤੇ ਗੁਰ ਆਇਆ ਹੋਇਆ ਸਤਗੁਰ ਜਿਆਦਾ ਜੇ ਸੱਚ ਦਾ ਗਿਆਨ ਅੰਦਰਲੇ ਨੂੰ ਵੀ ਹੋਈ ਬੇ ਅੰਦਰਲੇ ਨੂੰ ਗਿਆਨ ਸੱਚ ਦਾ ਹੈ ਨਹੀਂ ਆ ਸ਼ਬਦ ਮਿਲੇ ਤੇ ਬਿਨਾ ਗੁਰਬਾਣੀ ਮਿਲੇ ਤੇ ਬਿਨਾ ਉਹਨੂੰ ਵੀ ਸੱਚ ਦਾ ਗਿਆਨ ਨਹੀਂ ਹੁੰਦਾ ਗਿਆਨ ਉਹੀ ਲੈ ਰਿਹਾ ਅੰਦਰ ਲੈ ਗਿਆਨ ਉਸੇ ਕੋਲ ਸਟੋਰ ਹੋ ਰਿਹਾ ਡਿਵੈਲਪਮੈਂਟ ਉਸੇ ਦੀ ਹੋ ਰਹੀ ਹੈ ਸਤਗੁਰ ਦੀ ਜੋ ਜੋ ਗਿਆਨ ਹੋ ਰਿਹਾ ਉਹਦੇ ਕੋਲ ਦਲੀਲਾਂ ਐਸੀ ਆ ਰਹੀਆਂ ਮਨ ਨੂੰ ਬਣਾਉਣ ਵਾਸਤੇ ਉਹਦੇ ਕੋਲ ਦਲੀਲਾਂ ਘੱਟ ਨੇ ਮਨ ਨੂੰ ਬਣਾਉਣ ਦੀਆਂ ਇਹਨਾਂ ਗਿਆਨ ਨਹੀਂ ਕਿ ਮਨ ਨੂੰ ਬੰਨ ਲਵੇ ਉਹਦੇ ਕੋਲ ਗਿਆਨ ਦਾ ਵੱਡਾ ਮਨ ਕੌਣ ਬੰਨੂਗਾ ਸਤਗੁਰ ਬੰਨੂਗਾ ਸਤਗੁਰ ਕੋਲ ਗਿਆਨ ਘੱਟ ਹੈ ਸਤਗੁਰ ਦੇ ਅੰਦਰੇ ਭਰਮ ਹੈ ਮਨ ਦੇ ਅੰਦਰ ਨਹੀਂ ਭਰਮ ਨਹੀਂ ਸਤਗੁਰ ਦੇ ਮਨ ਦੇ ਅੰਦਰ ਭਰਮ ਹੈ ਸਤਗੁਰ ਦੇ ਅੰਦਰ ਭਰਮ ਹੈ ਗੱਲ ਕੋਈ ਨਹੀਂ ਸਤਗੁਰ ਦੇ ਮਨ ਦਾ ਭਰਮ ਚੱਕ ਹੋਣਾ ਮਨ ਦਾ ਸੰਸਾਰ ਚ ਹੈ ਅੱਖਾਂ ਨਾਲ ਗਿਆਨ ਲੈ ਰਿਹਾ ਹੈ ਇੱਥੇ ਲੋਕਾਂ ਨੂੰ ਦੇਖ ਰਿਹਾ ਹੈ ਕਿਹਨਾਂ ਦੀ ਅਵਸਥਾ ਉੱਚੀ ਹੈ ਕਿਹਨਾਂ ਦੀ ਪੂਜਾ ਹੈ ਕਿਹਨਾਂ ਦੀ ਪੂਜਾ ਨਹੀਂ ਹੈ ਦੇਖ ਕੇ ਬਹੁਤ ਕੁਝ ਗਿਆਨ ਲੈਣਾ ਹੈ ਮਾਇਆ ਦਾ ਵੀ ਲੈਣਾ ਧਰਮ ਦੇ ਖੇਤਰ ਦਾ ਵੀ ਦੇਖ ਕੇ ਲੈਣਾ ਜਿੱਦਾਂ ਨਿਗਾਹ ਰੱਖੂ ਹੋਇਆ ਗਿਆਨ ਮਿਲ ਜੂ ਬਾਜ਼ਾਰ 'ਚ ਬਹੁਤ ਕੁਝ ਹੈ ਜਿਹਦੀ ਇੱਛਾ ਹੁੰਦੀ ਹੈ ਜਿਹਦੀ ਜਿਹੜੀ ਚੀਜ਼ ਦੀ ਉਹਨੂੰ ਇੱਛਾ ਹੁੰਦੀ ਉਹ ਦੁਕਾਨ ਢੋਲਦਾ ਬਾਜ਼ਾਰ 'ਚ ਤਾਂ ਸਭ ਕੁਝ ਹੈ ਮੈਂ ਕੀ ਲੈਣਾ ਬਾਜ਼ਾਰ 'ਚੋਂ ਮੈਂ ਉਹ ਡਰੈਸ ਪੁੱਛਣਾ ਉਹ ਦੁਕਾਨ ਢੋਲਣੀ ਹੈ ਬਸ ਤਾਂ ਮੈਨੂੰ ਕਿਹੜੀ ਚੀਜ਼ ਦੀ ਲੋੜ ਹੈ ਦੁਨੀਆ ਦਾ ਬਾਜ਼ਾਰ ਹੈ ਇਹ ਜਿਹਨੂੰ ਜੀ ਜਿਹੜੀ ਚੀਜ਼ ਦੀ ਇੱਛਾ ਹੈ ਭੁੱਖ ਹੈ ਲੋੜ ਹੈ ਉਹ ਢੋਲ ਲੈਂਦਾ ਇੱਥੇ ਵੀ ਆਈ ਹੈ ਹੁਣ ਪਹਿਲਾਂ ਸਤਗੁਰ ਦਾ ਹੀ ਗੱਲ ਸਮਝਣੀ ਹੈ ਸਤਗੁਰ ਕਦੇ ਬਾਹਰ ਕਦੇ ਵੀ ਸਰੀਰ ਨਾਲ ਸੰਪਰਕ ਨਹੀਂ ਕਰਦਾ ਦੇ ਨਾਲ ਉਹਦੀ ਇੱਛਾ ਨਾਲ ਸਾਹ ਜ਼ਰੂਰ ਆਉਂਦਾ ਪਹਿਲਾਂ ਗੁਰ ਹੈ ਫਿਰ ਸਤਗੁਰ ਬਣਦਾ ਇਹਦੇ ਕਰਕੇ ਲਿਖਿਆ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਪਹਿਲਾਂ ਗੁਰ ਹੈ ਫਿਰ ਸਤਗੁਰ ਗੁਰ ਪ੍ਰਮੋਟ ਹੋ ਕੇ ਸਤਗੁਰ ਬਣਿਆ ਗੁਰ ਸਤਗੁਰ ਕਾ ਗੁਰ ਕਾ ਸਿੱਖ ਥਲੇ ਹੈ ਗੁਰ ਕੇ ਸਿੱਖ ਦਾ ਪਸਾਰੇ ਹੀ ਹਾਂ ਮਨਮੁਖ ਵੀ ਨਾ ਗੁਰ ਕੇ ਸਿੱਖ ਜਿਹੜਾ ਉਹਨਾਂ ਦਾ ਗਿਆਨ ਹੋਈ ਸਿੱਖ ਨੇ ਆਪਣੇ ਆਪਣੇ ਗਿਆਨ ਨਾਲ ਚੱਲਦੇ ਨੇ ਸਾਰੇ ਆਪਣੇ ਗਿਆਨ ਨਾਲੇ ਉਹਨਾਂ ਨੇ ਆਪਣੀ ਮਨ ਬਣਾਇਆ ਆਪਣੀ ਮਤ ਬਣਾਈ ਆਪ ਆਪਣੀ ਬੁੱਧ ਹੈ ਜੇਤੀ ਬਣਤ ਪਿੰਡ ਪਿੰਡ ਤੋਂ ਜੇਤੀ ਆਪਣਾ ਆਪਣਾ ਗਿਆਨ ਨਾਲ ਆਪਣੇ ਆਪਣੇ ਧਰਮ ਬਣਾਉਂਦਾ ਉਹਨਾਂ ਧਰਮਾਂ 'ਚ ਵੀ ਗਿਆਨ ਹੈ ਚਾਹੇ ਉਹ ਗਿਆਨ ਘੱਟ ਹੈ ਇਹ ਪੂਰਾ ਗੁਰ ਹੈ ਇਹ ਪੂਰੇ ਗੁਰ ਕਾ ਉਪਦੇਸ਼ ਹੈ ਗੁਰ ਉਹ ਵੀ ਨੇ ਉਹ ਦੂਰੇ ਜਿੱਥੇ ਕੱਲਾ ਗੁਰ ਲੱਗਿਆ ਹੋਇਆ ਉਹ ਜ਼ਰੂਰੀ ਨਹੀਂ ਪੂਰਾ ਹੋਵੇ ਪੂਰੇ ਗੁਰ ਕਾ ਸੁਣ ਉਪਦੇਸ਼ ਆਹੀ ਕਿਹਾ ਪੂਰੇ ਗੁਰ ਦਾ ਨਾਮ ਸਤਗੁਰ ਹੈ ਚਾਹੇ ਪੂਰਾ ਗੁਰ ਕਹਿ ਲੋ ਇਹਦਾ ਮਤਲਬ ਇਹ ਗੁਰ ਵੀ ਅਧੂਰਾ ਅਧੂਰਾ ਆਪਣ ਗੁਰਚੇ ਚ ਹੈ ਗੁਰ ਵੀ ਅਧੂਰਾ ਹੈ ਪੂਰੇ ਗੁਰ ਕਾ ਕਿਉਂ ਜਿਹੜਾ ਬ੍ਰਹਮ ਹੈ ਨਾ ਬ੍ਰਹਮ ਜੀ ਨੂੰ ਬ੍ਰਹਮ ਕਹਿੰਦੇ ਨੇ ਉਹਨੂੰ ਗੁਰ ਕਹਿੰਦੇ ਨੇ ਬ੍ਰਹਮ ਗੁਰ ਹੈ ਬ੍ਰਹਮਾ ਗੁਰ ਕਿਹਾ ਨਹੀਂ ਹੁੰਦੇ ਉਹਨਾਂ ਨੇ ਬ੍ਰਹਮ ਦੀ ਬਜਾਏ ਬ੍ਰਹਮਾ ਬਣਾਤਾ ਗੁਰ ਇੱਕ ਡਿਗਰੀ ਹੋਰ ਥੱਲੇ ਉਤਰੇ ਨੇ ਜਨਮ ਲੈਣ ਵਾਲੇ ਨੂੰ ਗੁਰ ਬਣਾਤਾ ਬ੍ਰਹਮ ਗੁਰ ਹੈ ਬ੍ਰਹਮਾ ਗੁਰ ਨਹੀਂ ਹੈ ਉੱਥੇ ਤਿੰਨੇ ਜਨਮ ਲਏ ਹੋਏ ਦੇਹਧਾਰੀ ਗੁਰ ਬਣਾਤੇ ਇੱਥੇ ਗਲਤੀ ਇਹ ਕੀਤੀ ਉਹਨਾਂ ਨੇ ਗੁਰਬਾਣੀ ਨੇ ਜੇ ਧਾਰੀ ਨੂੰ ਗੁਰਬ ਨਹੀਂ ਮੰਨਿਆ ਹੋਇਆ ਗੁਰ ਕਰੇ ਜਨਮ ਲੈਂਦਾ ਜਿਹੜਾ ਜਨਮ ਲੈਂਦਾ ਉਹ ਸਿੱਖ ਹੈ ਸਿੱਖਿਆ ਲੈਣ ਆਇਆ ਹੋਇਆ ਤਾਂ ਹੀ ਉਹਨੂੰ ਗਿਆਨ ਅੰਦਰੇ ਮਿਲੇ ਨੇ ਗਿਆਨ ਅੰਦਰੇ ਉਹਨੇ ਕੀ ਕਰਨਾ ਤੇ ਜਿਹੜਾ ਆਪੇ ਗੁਰ ਹੈ ਕੀ ਕਰਨਾ ਤੇ ਉਹਨੇ ਗਿਆਨ ਅੰਦਰੇ ਗਿਆਨ ਅੰਦਰੇ ਤਾਂ ਹੀ ਇਹਨੂੰ ਪੰਜ ਲਾਏ ਨੇ ਇਹਨੂੰ ਗਿਆਨ ਲੈਣਾ ਇਹਨੂੰ ਕਮੀ ਹੈ ਦੋ ਗਿਆਨ ਦੀ ਪਰ ਇਹਦੇ ਕੋਲ ਨਹੀਂ ਗਿਆਨ ਨਾ ਗਿਆਨ ਜਾ ਕੇ ਗੁਰ ਕੋਲ ਸਟੋਰ ਗੁਰ ਕੋਲ ਹੁੰਦਾ ਦੇਖਦੀ ਅੱਖ ਹੈ ਇਮੇਜ ਬ੍ਰੇਨ ਚਲੇ ਜਾਂਦਾ ਸਾਡੇ ਬ੍ਰੇਨ ਦੇ ਵਿੱਚ ਜਾਂਦਾ ਪਰ ਦੇਖਣ ਵਾਲਾ ਉੱਥੇ ਕੋਈ ਹੋਰ ਹੈ ਸਮਝਣ ਵਾਲਾ ਕੋਈ ਹੋਰ ਹੈ ਬ੍ਰੇਨ ਸਮਝਣ ਵਾਲੀ ਚੀਜ਼ ਨਹੀਂ ਹੈ ਟੈਲੀਵਿਜ਼ਨ ਆਨ ਕਰਦੇ ਤਸਵੀਰ ਟੈਲੀਵਿਜ਼ਨ ਜਾਂਦੀ ਹੈ ਆਵਾਜ਼ ਟੈਲੀਵਿਜ਼ਨ ਜਾਂਦੀ ਹੈ ਸੁਣਨ ਵਾਲਾ ਕੋਈ ਹੋਰ ਬੈਠਾ ਮੂਰੇ ਇਹ ਸਰੀਰ ਤਾਂ ਟੈਲੀਵਿਜ਼ਨ ਵਾਲੀ ਗੱਲ ਹੈ ਤੇ ਇੰਸਟਰੂਮੈਂਟ ਹੈ ਅਸੀਂ ਵੀ ਜਿਹੇ ਇਨਸਟਰੂਮੈਂਟ ਬਣਾਏ ਹਨ ਗੁਰ ਜਿਹੜਾ ਹੈਗਾ ਗੁਰ ਨੇ ਡਿਵੈਲਪ ਹੋ ਕੇ ਪੂਰਾ ਗੁਰ ਆ ਸਤਗੁਰ ਬਣਦਾ ਕਦੇ ਨਹੀਂ ਜਨਮ ਲੈਂਦਾ ਗੁਰ ਨੇ ਇਥੇ ਜਨਮ ਨਹੀਂ ਲਿਆ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੇ ਜਨਮ ਦੇ ਧਾਰੀ ਨੂੰ ਗੁਰ ਮੰਨ ਲਿਆ ਤੇ ਧਾਰੀ ਨੂੰ ਗੁਰ ਨਹੀਂ ਅਸੀਂ ਮੰਨ ਸਕਦੇ ਇਸ ਕਰਕੇ ਸੋ ਭਾਈ ਸੋ ਮੇਰਾ ਮੀਤ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਮੀਤ ਵੀਰ ਬਰਾਬਰੀ ਹੈ ਧਰਮ ਦੇ ਖੇਤਰ 'ਚ ਨਾ ਬਰਾਬਰੀ ਹੁੰਦੀ ਹੋਈ ਨਹੀਂ ਜਿਹੜੇ ਧਰਮ ਦੇ ਖੇਤਰ 'ਚ ਨਾ ਬਰਾਬਰੀ ਹੈ ਉਹ ਧਰਮ ਦੁਨਿਆਵੀ ਹੈ ਕਿਉਂਕਿ ਨਾ ਬਰਾਬਰੀ ਇਸ ਦੁਨੀਆ 'ਚ ਪਰਲੋਕ 'ਚ ਨਾ ਬਰਾਬਰੀ ਹੈ ਉਹ ਨਹੀਂ ਨਾ ਬਰਾਬਰੀ ਤਾਂ ਖਤਮ ਕਰਨੀ ਹੈ ਅਸੀਂ ਜੇ ਬਰਾਬਰੀ ਜੇ ਨਾ ਬਰਾਬਰੀ ਨਾ ਬਰਾਬਰੀ ਖਤਮ ਕਰਨੀ ਹੈ ਅਸੀਂ ਬਰਾਬਰੀ ਤੇ ਤਾਂ ਆਉਣਾ ਹੈ ਬਰਾਬਰੀ ਤੇ ਆਉਣ ਦਾ ਮਤਲਬ ਹੈ ਸਮਦ੍ਰਿਸ਼ਟ ਹੈ ਸਮਦ੍ਰਿਸ਼ਟ ਕਿਹਨੂੰ ਕਹਿੰਦੇ ਨੇ ਇੱਕੋ ਜਿਹਾ ਸਮਝਣਾ ਸਭ ਨੂੰ ਉਹ ਗੁਰਬਾਣੀ ਕੋ ਜਾਂ ਤੁਸੀਂ ਕਿਵੇਂ ਸਮਝ ਲਓਗੇ ਜੇ ਆਦਮੀ ਨੂੰ ਗੁਰੂ ਮੰਨੀ ਬੈਠੇ ਹੋ ਜਿਹੜਾ ਵਿਅਕਤੀ ਵਿਅਕਤੀ ਨੂੰ ਗੁਰੂ ਮੰਨੀ ਬੈਠਾ ਮੈਨੂੰ ਦੱਸੇ ਨਾਮ ਬਰਾਬਰੀ ਕਦੋਂ ਕਰੂਗਾ ਉਹ ਉਹ ਨਾਮ ਬਰਾਬਰੀ ਹੋ ਹੀ ਨਹੀਂ ਸਕਦੀ ਸਮਦਿਸ਼ਟੇਤਾ ਹੋ ਹੀ ਨਹੀਂ ਸਕਦਾ ਉਹ ਸਿੱਖ ਸੰਦੇਸ਼ ਤੇ ਨਹੀਂ ਹੋ ਸਕਦੇ ਜੋ ਸਿੱਖੀ ਮੰਨੀ ਬੈਠੇ ਨੇ ਇਹਨੂੰ ਕਰਕੇ ਦਿਖਾਓ ਕਦੋਂ ਹੋਣਗੇ ਜਿਹਨੇ ਮਾਲਾ ਫੜ ਲਈ ਮਰਨ ਤੱਕ ਮਾਲਾ ਨਹੀਂ ਛੱਡੀ ਜਿਹਨੇ ਸਮਾਧੀ ਫੜ ਲਈ ਮਨ ਤੱਕ ਸਮਾਧੀ ਨਹੀਂ ਛੱਡੀ ਜਿਹਨੇ ਪੱਥਰ ਦੀ ਮੂਰਤੀ ਮੂਰੇ ਰੱਖ ਲਈ ਉਹਨੇ ਪੱਥਰ ਦੀ ਮੂਰਤੀ ਮਨ ਤੱਕ ਨਹੀਂ ਛੱਡੀ ਜਿਹਨੇ ਗ੍ਰੰਥ ਪੋਥੀ ਸਾਹਿਬ ਫੜ ਲਿਆ ਉਹਨੇ ਮਰਦੇ ਤੱਕ ਪੋਥੀ ਸਾਹਿਬ ਨਹੀਂ ਛੱਡਣੀ ਉਹ ਨੂੰ ਮਿਲਣਾ ਕੱਖ ਨਹੀਂ ਜੇ ਮਿਲ ਵੀ ਗਿਆ ਤਾਂ ਜਨਮ ਅਗਲਾ ਲੈਣਾ ਪਊਗਾ ਜੇ ਕੋ ਸਮਝ ਵੀ ਆ ਗਈ ਜਾਨੂੰ ਕਈ ਲੈਣੇ ਪੈਣਗੇ ਕੋਈ ਛੱਡਣ ਵਾਸਤੇ ਜਿੰਨਾ ਚਿਰ ਨਾ ਬਰਾਬਰੀ ਹੈ ਉਹਨਾਂ ਚਿਰ ਸੱਚਖੰਡ 'ਚ ਪ੍ਰਵੇਸ਼ ਨਹੀਂ ਕਰ ਸਕਦਾ ਤਾਂ ਨਹੀਂ ਹੋ ਸਕਦਾ ਬੈਰੀ ਬਗਾਨਾ ਉਹਦੇ ਅੰਦਰੋਂ ਨਹੀਂ ਜਾ ਸਕਦਾ ਸਿੱਖਾਂ ਦੇ ਅੰਦਰ ਬੈਰੀ ਬਗਾਨਾ ਤਾਂ ਹੀ ਹੈ ਇਹਨਾਂ ਦੇ ਅੰਦਰ ਨਾ ਬਰਾਬਰੀ ਜਿਉਂਦੀ ਤੇ ਪੈਣ ਨਾ ਬਰਾਬਰੀ ਕਿਵੇਂ ਹਟਾਓਗੇ ਨਾ ਬਰਾਬਰੀ ਹਟਾ ਜਿੱਦਾਂ ਨਾ ਬਰਾਬਰੀ ਹਟਾਉਣ ਲੱਗੇ ਉਦੋਂ ਨਾਲ ਗੁਰੂ ਨਹੀਂ ਰਹਿਣਾ ਉਦੋਂ ਪੋਥੀ ਪਰਮੇਸ਼ਰ ਨਹੀਂ ਰਹਿਣੀ ਪਰਮੇਸ਼ਰ ਦਾ ਥਾਂ ਰਹਿ ਜੂਗਾ ਪਰਮੇਸ਼ਰ ਦੀ ਥਾਂ ਖੜੀ ਆ ਕੋਈ ਚੀਜ਼ ਟ੍ਰਾਂਜਿਸਟਰ ਤੇ ਰਾਸ਼ਟਰਪਤੀ ਦਾ ਬਿਆਨ ਸੁਣ ਰਹੇ ਹਾਂ ਟ੍ਰਾਂਜਿਸਟਰ ਨੂੰ ਮੱਥਾ ਨਹੀਂ ਟੇਕਣਾ ਵੀ ਰਾਸ਼ਟਰਪਤੀ ਹੈ ਟ੍ਰਾਂਜਿਸਟਰ ਰਾਸ਼ਟਰਪਤੀ ਨਹੀਂ ਹੁੰਦਾ ਟ੍ਰਾਂਜਿਸਟਰ ਨੂੰ ਟੈਲੀਵਿਜ਼ਨ ਨੂੰ ਜਿਹੜਾ ਰਾਸ਼ਟਰਪਤੀ ਕਹਿ ਲਾਂਗੇ ਉਸ ਤੋਂ ਮੂਰਖ ਕੌਣ ਹੈ ਠੀਕ ਹੈ ਟੈਲੀਵਿਜ਼ਨ ਫੋਟੋ ਆ ਗਈ ਠੀਕ ਹੈ ਟੈਲੀਵਿਜ਼ਨ ਤੋਂ ਤੁਸੀਂ ਬਿਆਨ ਸੁਣ ਲਿਆ ਪਰ ਉਹਨੂੰ ਮੱਥਾ ਟੇਕ ਦੋਗੇ ਹੁਣ ਸੀੜੀਆਂ ਦੇ ਵਿੱਚ ਜੇ ਬਾਣੀ ਪਾ ਦਵੇ ਫਿਰ ਕੀ ਕਰੋਗੇ ਤੁਸੀਂ ਸਾਰੀ ਉਹ ਬਾਣੀ ਪਾ ਦਵੇ ਸੀੜੀਆਂ 'ਚ ਮੱਥਾ ਟੇਕੋਗੇ ਕੀ ਕਰੋਗੇ ਕੀ ਕਰੋਗੇ ਗੁਰਬਾਣੀ ਪਾ ਦਵੇ ਸੀੜੀਆਂ ਦੇ ਵਿੱਚ ਕੋਈ ਕੀ ਕਰੋਗੇ ਤੁਹਾਨੂੰ ਤਾਂ ਪ੍ਰੋਬਲਮ ਆ ਜੂਗੀ ਗਾ ਜੋ ਕੁਝ ਸਿੱਖਾਂ ਨੇ ਬਣਾ ਲਿਆ ਇਸ ਤਰੀਕੇ ਨਾਲ ਫਸ ਗਏ ਨਿਕਲੇ ਨਹੀਂ ਹਲਦੇ ਗਾਹਾਂ ਵਧੇ ਨਹੀਂ ਸਕਦੇ ਇਹਨਾਂ ਨੇ ਆਪਣੇ ਸਾਰੇ ਰਾਹ ਬੰਦ ਕਰ ਲਏ ਪੱਥਰ ਦੀਆਂ ਦੀਵਾਰਾਂ ਬਣਾ ਲਈ ਆਪਣੇ ਨਾਲ ਤਾਂ ਉਹ ਬਣਾ ਅਤਿਆੰਤ ਮੂਰਖ ਗੁਰਬਾਣੀ ਚ ਦੇਖੋ ਕਿਹੜੀ ਜਗ੍ਹਾ ਗੁਰੂ ਹੈ ਸਤਗੁਰ ਸਿੱਖ ਕੇ ਬੰਧਨ ਕਾਟੇ ਸਿੱਖਣ ਲੱਗਿਆ ਫਿਰ ਨਾਨਕ ਵੀ ਕਿਸੇ ਵੇਲੇ ਸਿੱਖ ਸੀ ਜਦੋਂ ਨਾਨਕ ਕਹਿੰਦਾ ਸਤਗੁਰ ਕੇ ਜਨਮੇ ਗਵਨ ਮਟਾਇਆ ਸਿੱਧ ਪੁੱਛਦੇ ਨੇ ਕਿਹ ਵਿਦ ਪੁਰਖਾ ਜਨਮ ਬਟਾਇਆ ਕਾਹੇ ਕੋਤਾ ਤੁਝ ਇਹ ਮਨ ਨਾਨਕ ਦਾ ਵੀ ਮਨ ਹੈ ਇਹ ਹੈ ਮਨ ਤਾਂ ਹੀ ਕਿ ਨਾਨਕ ਨੰਦ ਨਹੀਂ ਕਿਹਾ ਮੇਰੇ ਤਾਂ ਮਨ ਹੈ ਹੀ ਨਹੀਂ ਪੰਜਵੇਂ ਪਾਸ਼ਾ ਕਹਿੰਦੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਂ ਹੀ ਮਨ ਗੁਰੂ ਦਾ ਹੈ ਅਸੀਂ ਕਿਵੇਂ ਕਹਿੰਦੇ ਗੁਰੂ ਦਾ ਜਿਹਦਾ ਮਨ ਹੈ ਉਹ ਜਨ ਹੈ ਉਹ ਆਦਮੀ ਜਿੱਥੇ ਤੱਕ ਮਨ ਹੈ ਉੱਥੇ ਤੱਕ ਇਨਸਾਨ ਜਿੱਥੇ ਮਨ ਖਤਮ ਹੋ ਜਾਂਦਾ ਜਾ ਕੇ ਉੱਥੇ ਉਹ ਜਿਹੜਾ ਬੋਲਣ ਵਾਲਾ ਜਿਹੜਾ ਜਨਮ ਲੈਣ ਵਾਲਾ ਉਹਦਾ ਸਫ਼ਰ ਮੁੱਕ ਗਿਆ ਉਹਦਾ ਸਰੀਰਕ ਸਮਾਨ ਖਤਮ ਹੋ ਗਿਆ ਉਹ ਸਰੈਂਡਰ ਹੋ ਗਿਆ ਜਿਹੜਾ ਬੋਲਦਾ ਵੀ ਹੈ ਉਹ ਬੁਲਾਇਆ ਬੋਲਦਾ ਬਸ ਫਿਰ ਉਹਦੇ ਸਰੀਰ ਦਾ ਕੋਈ ਤੁਸੀਂ ਮਹੱਤਤਾ ਜੇ ਦਿੰਦੇ ਹੋ ਜੇ ਉਹ ਸਰੀਰ ਨੂੰ ਮਹੱਤਤਾ ਦਿੰਦੇ ਹੋ ਤਾਂ ਗੁਰਬਾਣੀ ਤੇ ਬਾਗੀ ਹੋ ਮੂਰਖ ਅੰਧਕੋਰ ਮੂਰਖ ਕਿਉਂ ਗੁਰਬਾਣੀ ਕੀ ਕਹਿੰਦੀ ਹੈ ਹਰ ਕਾ ਸੇਵਕ ਸੇਵਕ ਕਹਿੰਦਾ ਹੁੰਦਾ ਇੱਥੇ ਹਰ ਕਾ ਸੇਵਕ ਹਰ ਕੌਣ ਹਰ ਸਤਗੁਰ ਹੋ ਗਿਆ ਸਤਗੁਰ ਹਰ ਹੈ जप हर हृदय में है देखो जप हर हृदय में है सतगुर ते खाली कोई नहीं हर हर सतगुर एक हो गया हृदय च हर भी हृदय च सतगुर भी हृदय च इन्होंने सतगुर और हर एक कोई गल एको चीज के दो नाम है ब्रह्म कह लो चाहे गुरु ब्रह्म बतायो मने माहे ब्रह्म भी ਇਹਦਾ ਹੀ ਨਾਮ ਹੈ ਸਾਰੇ ਇੱਕੋ ਹੀ ਚੀਜ਼ ਦੇ ਨਾਮ ਨੇ ਇਹ ਬ੍ਰਹਮ ਵੀ ਕਹਿੰਦੇ ਉਹ ਹਿੰਦੂ ਬ੍ਰਹਮ ਕਹਿੰਦੇ ਨੇ ਬ੍ਰਹਮ ਕਹ ਲੋ ਕੋਈ ਗੱਲ ਨਹੀਂ ਕੀ ਫਰਕ ਪੈ ਗਿਆ ਜਬਰਮ ਕਹਿ ਲਾਂਗੇ ਫਿਰ ਕੀ ਫਰਕ ਪੈ ਗਿਆ ਸਮਝ ਆਉਂਦਾ ਹੈ ਕਿ ਵਸਤੂ ਇੱਕੋ ਹੀ ਹੈ ਚੀਜ਼ ਇੱਕੋ ਦੇ ਨਾਮ ਨੇ ਅਸੀਂ ਸਤਗੁਰ ਕਹਿਤਾ ਉਹਨਾਂ ਨੇ ਬ੍ਰਹਮ ਕਹਿਤਾ ਬ੍ਰਹਮ ਵੀ ਕਹਿਤਾ ਗੁਰੂ ਬ੍ਰਹਮ ਬਤਾਇਓ ਮਨ ਹੈ ਮਾਂ ਕਿਉਂਕਿ ਕਾਸ਼ੀ ਦਾ ਪੜਿਆ ਜਮਿਆ ਹੋਇਆ ਨਾ ਰਾਮਾਨੰਦ ਰਾਮਾਨੰਦ ਕਹਿ ਰਿਹਾ ਨਾ ਗੁਰੂ ਬ੍ਰਹਮ ਬਤਾਇਓ ਨਾ ਮੈਂ ਗੁਰਬਾਣੀ ਤੋਂ ਦਾ ਸ਼ਬਦ ਹੈ ਬ੍ਰਹਮ ਪ੍ਰਮਾਣ ਕਰ ਲਿਆ ਸਤਗੁਰ ਨੇ ਕਿਹਾ ਉਹ ਬ੍ਰਹਮ ਚੜਿਆ ਆਇਆ ਸੀ ਬ੍ਰਹਮ ਕਰਕੇ ਪੜਾਇਆ ਤੁਹਾਨੂੰ ਬ੍ਰਹਮ ਲਫ਼ਜ਼ ਵਰਤ ਲਿਆ ਕੀ ਫਰਕ ਪੈ ਗਿਆ ਫਿਰ ਇਹਦੇ ਵਿੱਚ ਜੇ ਅਸੀਂ ਪਾਣੀ ਕਹਿੰਦੇ ਆ ਉਹਨੂੰ ਅੰਗਰੇਜ਼ ਵਾਟਰ ਕਹਿੰਦੇ ਨੇ ਕੋਈ ਫਰਕ ਨਹੀਂ ਪਿਆ ਵਸਤੂ ਤਾਂ ਉਹੀ ਹੈ ਲਫ਼ਜ਼ਾਂ ਦੇ ਝਗੜੇ 'ਚ ਪੈ ਗਏ ਸਿੱਖ ਸ਼ਬਦਾਂ ਤੋਂ ਅਲੱਗੀ ਹੋ ਗਈ ਇਹ ਨਹੀਂ ਸਮਝਿਆ ਸ਼ਬਦ ਵਰਤਿਆ ਕਿਸ ਚੀਜ਼ ਵਾਸਤੇ ਸੈਂਸ ਨਹੀਂ ਸਮਝੀ ਸਭ ਸ਼ਬਦ ਦੀ ਵੀ ਸੈਂਸ ਕਿਹੜੀ ਚ ਵਰਤਿਆ ਅਸੀਂ ਉਹਨੂੰ ਅੱਜ ਕੀ ਕਹਿੰਦੇ ਉਹ ਇਹਨੂੰ ਕੀ ਕਹਿੰਦੇ ਸੀ ਕਿਸੇ ਵੇਲੇ ਇਹ ਨਹੀਂ ਸਮਝਿਆ ਉਹ ਝਮੇਲੇ 'ਚ ਬਹਿ ਗਏ ਝਮੇਲੇ 'ਚ ਅਲਰਜੀ ਹੈ ਨਾ ਅਸਲ 'ਚ ਸਮਦ੍ਰਿਸ਼ਟੇ ਨਹੀਂ ਨਾ ਹਨ ਵੈਰ ਵਿਰੋਧ ਹੈ ਨਾ ਅੰਦਰ ਨਫ਼ਰਤ ਹੈ ਨਾ ਅੰਦਰ ਸਭ ਕੁਝ ਉਹੀ ਹੈ ਨਫ਼ਰਤ ਹੈ ਨਫ਼ਰਤ ਵਿੱਚ ਆਈਆਂ ਨਿਕਲੇ ਨਹੀਂ ਸਕਦੀ ਨਾ ਅੰਦਰ ਨਫ਼ਰਤ ਕਿਵੇਂ ਕੱਢੋਗੇ ਕੱਢਣਾ ਤਾਂ ਤਾਂ ਜੇ ਗੁਰਬਾਣੀ ਨੂੰ ਮੰਨੋ ਸਤਗੁਰ ਕੇ ਜਨਮੇ ਗਵਨ ਮਟਾਇਆ ਤਾਂ ਸਤਗੁਰ ਦਾ ਜਨਮ ਹੈ ਜਨਮ ਸਤਗੁਰ ਨੂੰ ਮਿਲਣਾ ਜਨਮ ਪਦਾਰਥੇ ਨੂੰ ਨਹੀਂ ਮਿਲਣਾ ਇਹਨੇ ਤਾਂ ਮਰਨਾ ਹੀ ਮਰਨਾ ਅੱਧਾ ਮਰਦਾ ਹੈ ਇੱਕ ਹੋ ਜਾਂਦਾ ਇੱਕ ਨੂੰ ਜਨਮ ਮਿਲਦਾ ਫਿਰ ਇੱਕ ਸਤਗੁਰ ਨੇ ਹੋਣਾ ਇੱਕ ਹੋ ਕੇ ਸਤਗੁਰ ਨੇ ਰਹਿਣਾ ਇਹ ਤਾਂ ਉਹ ਗੱਲ ਹੈ ਟਾਰਚ ਤੋਂ ਅਸੀਂ ਬਟਨ ਹੋਰ ਕੀਤਾ ਲਾਈਟ ਬਾਹਰ ਨਿਕਲ ਗਈ ਆਫ ਕੀਤਾ ਲਾਈਟ ਬਾਹਰ ਨਹੀਂ ਆਉਂਦੀ ਮਨ ਤਾਂ ਉਹ ਲਾਈਟ ਆਈ ਟਾਰਚ ਜਦੋਂ ਨਿਕਲਦੀ ਸੀ ਆਫ ਕਰਤੀ ਗੱਲ ਖਤਮ ਹੋ ਗਈ ਲਾਈਟ ਅੰਦਰ ਹੈ ਸੈੱਲ ਦੇ ਅੰਦਰ ਤਾਂ ਹੈ ਨਾ ਲਾਈਟ ਬਾਹਰ ਨਹੀਂ ਜਾਂਦੀ ਅੱਖਾਂ ਦੇ ਕੰਨਾਂ ਦੇ ਬਾਹਰ ਨਹੀਂ ਜਾਂਦੀ ਲਾਈਟ ਕਿੱਥੇ ਦੀ ਲਾਈਟ ਸੈੱਲ ਦੇ ਅੰਦਰੋਂ ਆਉਂਦੀ ਸੀ ਸੈੱਲ ਦਾ ਨਾਮ ਮਨ ਹੈ ਸੱਚ ਉਤਲੇ ਖੋਲ ਦਾ ਨਾਮ ਬਣਿਆ ਜਿਹੜੀ ਸ਼ਕਤੀ ਅੰਦਰ ਕੰਮ ਕਰਦੀ ਉਹ ਚਿੱਤ ਚਿੱਤ ਦੀ ਹੀ ਸ਼ਕਤੀ ਬਾਹਰ ਆਉਂਦੀ ਸੀ ਪਰ ਜੇ ਉਹਨੂੰ ਪਾੜ ਕੇ ਦੇਖੀਏ ਸੈੱਲ ਨੂੰ ਉਹਦੇ ਵਿੱਚ ਲਾਈਟ ਹੁੰਦੀ ਹੈ ਲਾਈਟ ਨਹੀਂ ਹੁੰਦੀ ਲਾਈਟ ਉਹ ਜੋ ਪੈਦਾ ਹੁੰਦੀ ਹੈ ਉਹ ਚੀਜ਼ ਹੋਰ ਹੈ ਲਾਈਟ ਜਿਹੜੀ ਹੁੰਦੀ ਹੈ ਚੀਜ਼ ਹੋਰ ਹੈ ਉਹ ਤੱਤ ਹੈ ਉਹਨੂੰ ਕਹਿੰਦੇ ਤੱਤ ਹੈ ਉਹ ਤੇਲ ਤੱਤ ਹੁੰਦਾ ਜੋ ਜੋ ਜੋਤ ਪੈਦਾ ਹੁੰਦੀ ਹੈ ਉਹ ਮਨ ਹੋਰ ਚੀਜ਼ ਮਨ ਪ੍ਰਗਟ ਦਾ ਇੱਕ ਦਾ ਦੋ ਹਿੱਸੇ ਹੋ ਗਏ ਪ੍ਰਗਟ ਰੂਪ ਦਾ ਨੋ ਜੀਵਾਤਮਾ ਮਨ ਜਿਹੜਾ ਗੁਪਤ ਹੈ ਉਹ ਗੁਰ ਹੈ ਉਸ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਉਹਦਾ ਇਹ ਸਿੱਖ ਬਣ ਆਪਣੇ ਅੰਦਰ ਲੈਦਾ ਬਾਹਰਲੇ ਦਾ ਬਣਨਾ ਹੀ ਨਹੀਂ ਜਾਂ ਅਸੀਂ ਬਾਹਰਲੇ ਦਾ ਸਿੱਖ ਬਣਨਾ ਹੀ ਨਹੀਂ ਅਸੀਂ ਗ੍ਰੰਥ ਨੂੰ ਗੁਰੂ ਕਿਵੇਂ ਕਹਿ ਸਕਦੇ ਫਿਰ ਤਾਂ ਤੁਸੀਂ ਬਾਹਰਲਾ ਦੇ ਸਿੱਖ ਬਣ ਗਏ ਫਿਰ ਤਾਂ ਬਾਹਰਲੇ ਕਿਸੇ ਦੇ ਸਿੱਖ ਬਣ ਗਏ ਬਾਹਰ ਟੋਲੇ ਸੇ ਪਰੰਪਰਾ ਪਲਰਮ ਫਿਰ ਸਿੱਖ ਤੁਸੀਂ ਬਾਹਰਲੇ ਦੇ ਬਣੋਗੇ ਸੋ ਕੇ ਉੱਠ ਹਰ ਨਾਮ ਤੇ ਉੱਠੂਗਾ ਜਾਗੂਗਾ ਉੱਠ ਫਰੀਦਾ ਸੁਤਿਆ ਉੱਠੂਗਾ ਜਾਗੂਗਾ ਸੁੱਤਾ ਪਿਆ ਸੁਪਨਾ ਉਹ ਵੀ ਦੇਖਦਾ ਉਹਦੇ ਅੰਦਰ ਭੜਕ ਹੋਊ ਉਹਦੇ ਭੜਕ ਕਿਹਨੂੰ ਕਹਿੰਦੇ ਨੇ ਉਹ ਫੱਟਣ ਨੂੰ ਭੜਕ ਕਹਿੰਦੇ ਨੇ ਰਾਤ ਨਹੀਂ ਰਹਿੰਦੀ ਦਿਨ ਨਹੀਂ ਚੜਿਆ ਜਿਹੜਾ ਉਹ ਵਿਚਾਲੇ ਦਾ ਵੇਲਾ ਹੈ ਨਾ ਸਵੇਰ ਜਿਹਨੂੰ ਸਵੇਰ ਕਿਹਾ ਹੋਇਆ ਉਹ ਭੜਕ ਹੈ ਪਤਾ ਲੱਗ ਗਿਆ ਵੀ ਰੌਲ ਬਦਲ ਗਈ ਰਾਤ ਖਤਮ ਹੋ ਗਈ ਨੇਰਾ ਖਤਮ ਹੋ ਪਰ ਰੋਸ਼ਨੀ ਪੂਰੀ ਹੈ ਨਹੀਂ ਦਿਨ ਵੀ ਨਹੀਂ ਚੜਿਆ ਸੂਰਜ ਵੀ ਨਹੀਂ ਚੜਿਆ ਨੇਰਾ ਵੀ ਨਹੀਂ ਰਿਹਾ ਵਿਚਾਲਾ ਜਿਹੜਾ ਹਿੱਸਾ ਹੈ ਸੰਤੋਖ ਦਾ ਹਿੱਸਾ ਹੈ ਸਤ ਸੰਤੋਖ ਦੀ ਅਵਸਥਾ ਹੈ ਇਹ ਭੜਕ ਕਹਿੰਦੇ ਸੰਤੋਖ ਝੁੱਠ ਖੜਿਆ ਜਾਗ ਪਿਆ ਸੰਸਾਰ ਦੀ ਨੀਂਦ ਛੱਡਤੀ ਕਿਆ ਵੀ ਤੂੰ ਤਾਂ ਪੁੱਠਾ ਹੀ ਕੰਮ ਕਰੀ ਜਾਂਦਾ ਇਹਦਾ ਕੰਮ ਕਰਨਾ ਆਇਆ ਹੀ ਨਹੀਂ ਜੇ ਗੁਰੂ ਦੀ ਗੱਲ ਮੰਨ ਲਈ ਉਹ ਉੱਠ ਗਿਆ ਕਮ ਕਮ ਸਾਵਧਾਨ ਹੋ ਗਿਆ ਸਾਵਧਾਨ ਚੀਤ ਹੋ ਗਿਆ ਫਿਰ ਜਿਉਂ ਜੋ ਪਤਾ ਲੱਗਦਾ ਹੈ ਗੁਰਬਾਣੀ ਜੋ ਆਪਣੇ ਕੰਮ ਤੁਰ ਪਿਆ ਕੰਮ ਲੱਗੇ ਪ੍ਰਾਣੀ ਤੋਂ ਆਇਆ ਉਹ ਲਾਹ ਲੈਣ ਲੱਗਿਓ ਕਿਤੇ ਇਹ ਫਿਰ ਬਾਣੀ ਸੁਣਨ ਲੱਗਦਾ ਉੱਠ ਕੇ ਹਾਲੇ ਤਾਂ ਸੁੱਤਾ ਪਿਆ ਹੀ ਸੁਣਦਾ ਕਾਹਨੂੰ ਸੁਣਦਾ ਕੁਝ ਕੀਰਤਨ ਜੇ ਸੌ ਜਾਂਦੇ ਨੇ ਜਾ ਕੇ ਇਹ ਸੁਣਦਾ ਕੀ ਕਰਨ ਜਾਂਦੇ ਨੇ ਸੌਣ ਜਾਂਦੇ ਨੇ ਲੈ ਕੇ ਕੀ ਹੋਊ ਜਿਹੜਾ ਸੌ ਜਾਂਦਾ ਉੱਥੇ ਕੀ ਲੈ ਗਿਆ ਲੈ ਕੇ ਕੀ ਹੋਣਾ ਤੁਹਾਨੂੰ ਕੁਝ ਜੋ ਗੁਰਬਾਣੀ ਨੂੰ ਅਸੀਂ ਸੁਣਿਆ ਹੀ ਨਹੀਂ ਲੈਣਾ ਉਹਦੇ ਕੀ ਸੀ ਪ੍ਰਾਪਤੀ ਕੀ ਕਰਨੀ ਕੁਝ ਨਹੀਂ ਜਿਹੜਾ ਸਾਵਧਾਨ ਹੁੰਦਾ ਉਹ ਸੌਂਦਾ ਨਹੀਂ ਹੁੰਦਾ ਸਾਵਧਾਨ ਇਕਾਗਰ ਚੀਜ਼ ਇਹਦੋਂ ਘੱਟ ਨਾਲ ਬਾਣੀ ਸੁਣੀ ਦਾ ਕੋਈ ਫਾਇਦਾ ਹੀ ਨਹੀਂ ਇਸ ਅਵਸਥਾ ਤੋਂ ਘੱਟ ਨਾਲ ਬਾਣੀ ਸੁਣੀ ਦਾ ਉਹ ਲਾਭ ਨਹੀਂ ਹੈ ਜਿਹੜਾ ਇਸ ਅਵਸਥਾ 'ਚ ਸੁਣੀ ਦਾ ਹੈ ਵੱਧ ਤੋਂ ਵੱਧ ਲਾਭ ਜੇ ਪਰ ਦੂਜੇ ਲਾਭ ਜੇ ਕਹਿ ਲਈਏ ਵੱਧ ਤੋਂ ਵੱਧ ਲਾਭ ਅਸੀਂ ਸਾਵਧਾਨ ਇਕਾਗਰ ਚੀਤ ਦੇ ਨਾਲ ਜਦੋਂ ਇਹਨੂੰ ਵਿਚਾਰਦੇ ਹਾਂ ਫਿਰ ਵੱਧ ਤੋਂ ਵੱਧ ਲਾਭ ਹੁੰਦਾ ਪੂਰਾ ਮੱਖਣ ਫੇਰ ਨਿਕਲਦਾ ਵੱਧ ਤੋਂ ਵੱਧ ਮੱਖਣ ਫੇਰ ਨਿਕਲਦਾ ਜੋ ਵੱਧ ਤੋਂ ਵੱਧ ਦੀ ਸੋਚੀ ਫੇਰ ਆਉਂਦੀ ਇਹ ਠੀਕ ਹੈ ਗੁਰਬਾਣੀ ਹੈ ਗੁਰ ਕੀ ਬਾਣੀ ਹੈ ਗੁਰ ਕਾ ਸ਼ਬਦ ਹੈ ਗੁਰ ਕਾ ਉਪਦੇਸ਼ ਹੈ ਇਹ ਉਪਦੇਸ਼ ਨੂੰ ਮੰਨਣਾ ਸਮਝਣਾ ਚੱਲਣਾ ਇਹਦੇ ਤੇ ਇਹ ਕੰਮ ਕਰਨਾ ਸੀ ਕੇਵਲ ਮੱਥਾ ਟੇਕਣਾ ਕੁਝ ਨਹੀਂ ਕਰਨਾ ਨਾ ਮੰਨਣ ਨਾਲ ਕੁਝ ਨਹੀਂ ਕਰਨਾ ਸੁਣੀਏ ਮੰਨੀਏ ਮਨ ਕੀਤਾ ਉਹਦੇ ਨਾਲ ਜੀਵਨ ਪਲਟਣਾ ਹੈ ਇਹਦੇ ਨਾਲ ਜੀਵਨ ਬਦਲਣਾ ਹੁਣ ਜਿਹੜਾ ਤਾਂ ਜਨਮ ਲਿਆ ਜਿਹਨੇ ਤਾਂ ਭਟਕਦਾ ਜਿਹੜਾ ਉਹ ਤਾਂ ਹੈ ਮਨ ਉਹਦੀ ਮੌਤ ਹੈ ਮੌਤ ਹੈ ਸੰਸਾਰ 'ਚ ਹੋਰ ਕੁਝ ਨਹੀਂ ਜਿਹਨੂੰ ਅਸੀਂ ਨਾਨਕ ਕਹਿੰਦੇ ਤਾਂ ਤਾਂ ਮਰ ਗਿਆ ਸੀ ਪਹਿਲਾਂ ਬਹੁਤ ਦੇਰ ਪਹਿਲਾਂ ਉਹ ਮਰ ਗਿਆ ਸਤਗੁਰ ਦੇ ਵਿੱਚ ਸਮਾ ਗਿਆ ਆਪਣੇ ਮੂਲ 'ਚ ਸਮਾ ਗਿਆ ਫਿਰ ਉਹਦੇ ਮੂਲ ਦਾ ਜਨਮ ਹੋਇਆ ਉਹਨੂੰ ਕਹਿ ਰਿਹਾ ਸਤਗੁਰ ਕੇ ਜਨਮੇ ਗਵਣ ਮਟਾਇਆ ਗਵਣ ਸੀ ਮੰਦਾ ਗਵਨ ਮਨ ਕਰਕੇ ਹੁੰਦਾ ਹੈ ਮਨ ਫਿਰਦਾ ਨਾ ਅਡਾਰੀਆਂ ਮਾਰਦਾ ਆਕਾਸ਼ 'ਚ ਇਹਨੂੰ ਗਵਨ ਕਹਿੰਦੇ ਨੇ ਸਿੱਧਾ ਦਾ ਮਨ ਅਡਾਰੀਆਂ ਮਾਰਦਾ ਸੀ ਉਹਦਾ ਮਨ ਅਡਾਰੀਆਂ ਮਾਰਦਾ ਸੀ ਜਿੰਨਾ ਜਨ ਮਨ ਗਵਨ ਇੱਥੇ ਕਰਦਾ ਨਾ ਮਾਇਆ ਦੇ ਵਿੱਚ ਉਹਨਾਂ ਚਿਰ ਇਹਦਾ ਜਨਮ ਮਰਨ ਕਟਿਆ ਨਹੀਂ ਜਾਂਦਾ ਜਿੰਨਾ ਚਿਰ ਮਾਇਆ ਛੁੱਟਦਾ ਮਨ ਉਹਨਾਂ ਚਿਰ ਇਹਦਾ ਜਨਮ ਮਰਨ ਨਹੀਂ ਕਟਿਆ ਜਾਂਦਾ ਉੱਡ ਕੇ ਰੱਜਿਆ ਨਹੀਂ ਨਾ ਹੈ ਮਾਇਆ ਦੀ ਸੈਰ ਕਰਕੇ ਰੱਜਿਆ ਨਹੀਂ ਜੇ ਜਦ ਰੱਜ ਲੂਗਾ ਮਾਇਆ ਦੀ ਸੈਰ ਕਰਕੇ ਮਾਇਆ ਚ ਕੁਝ ਵੀ ਇਹਦੇ ਕੰਮ ਦਾ ਨਹੀਂ ਰਹੂਗਾ ਸਮਝੂ ਮਾਇਆ ਚ ਮੇਰੇ ਵਾਸਤੇ ਮੇਰੇ ਕੰਮ ਦਾ ਕੁਝ ਨਹੀਂ ਹੈ ਮਾਇਆ ਮੇਰੇ ਕੰਮ ਦੀ ਚੀਜ਼ ਨਹੀਂ ਉਦੋਂ ਮਾਇਆ ਨੂੰ ਦੇਖੂਗਾ ਪਹਿਲਾਂ ਕਿ ਮੈਂ ਤਿਆਗ ਦੂ ਪਹਿਲਾਂ ਨਹੀਂ ਤਿਆਗ ਸਕਦਾ ਜ਼ਬਰਦਸਤੀ ਤਿਆਗ ਦੇਣਾ ਜੋਗੀ ਜ਼ਬਰਦਸਤੀ ਤਿਆਗ ਦੇਣਾ ਇਹ ਤਿਆਗਣ ਦਾ ਪ੍ਰਪੰਚ ਕਰਦੇ ਨੇ ਲੋਕ ਪ੍ਰਖੰਡ ਕਰਦੇ ਨੇ ਮਾਇਆ ਨੂੰ ਹੱਥ ਨਹੀਂ ਲਾਉਣਾ ਆਲੇ ਦਾਲੇ ਦਾ ਮਾਇਆ ਦਾ ਬਸਾਰਾ ਚਾਰੇ ਪਾਸੇ ਮਾਇਆ ਦਾ ਬਸਾਰਾ ਹੈ ਮਾਇਆ ਨੂੰ ਹੱਥ ਨਹੀਂ ਲਾਉਣਾ ਇਹ ਸਭ ਪ੍ਰਪੰਚ ਹੈ ਪਖੰਡ ਹੈ ਮਾਇਆ ਤੋਂ ਭਜਣਾ ਨਹੀਂ ਹੈ ਮਾਇਆ ਤੋਂ ਡਰਨਾ ਨਹੀਂ ਹੈ ਸਭ ਪਾਲਣ ਵਾਲੇ ਸੱਪਾਂ ਤੋਂ ਡਰਦੇ ਨਹੀਂ ਹੁੰਦੇ ਡਰਦੇ ਹੋ ਹੁੰਦੇ ਜਿਹੜੇ ਡਰਦੇ ਨੇ ਸਭ ਪਾੜ ਨਹੀਂ ਸਕਦੇ ਜਿਹੜੇ ਛੇਰ ਪਾੜਦੇ ਨੇ ਛੇਰਾਂ ਤੋਂ ਡਰਦੇ ਨਹੀਂ ਭਾਵੇਂ ਛੇਰਾਂ ਦੀ ਫੇਟ ਜੀ ਵੀ ਆ ਜਾਂਦੇ ਨੇ ਪਿੰਜਰੇ ਜਾ ਆ ਪੜ ਜਾਂਦੇ ਨੇ ਛੇਰ ਦੇ ਨਾਲ ਉਹ ਲੋਕਾਂ ਵਾਸਤੇ ਪਿੰਜਰਾ ਵੀ ਲੋਕਾਂ ਨੂੰ ਲੱਗਦੇ ਛੇਰ ਜੇ ਵਿਗੜ ਜਾ ਮੈਨੂੰ ਤਾਂ ਭਾਵੇਂ ਮਾਰ ਦੇਵੇ ਪਰ ਪਬਲਿਕ ਨੂੰ ਨਾ ਮਾਰ ਦੇਵੇ ਆਪੇ ਬਾਹਰ ਉਹਦਾ ਕੀ ਪਤਾ ਹੁੰਦਾ ਛੇਰ ਦਾ ਉਹ ਡਰਦੇ ਨਹੀਂ ਮਾਇਆ ਤੋਂ ਡਰਨ ਦੀ ਲੋੜ ਨਹੀਂ ਹੈ ਮਾਇਆ ਕੀ ਜੀ ਮਾਇਆ ਜਾੜਾ ਜੜ ਹੈ ਤੁਹਾਨੂੰ ਕੀ ਕਰੂ ਮਾਇਆ ਮਾਇਆ ਨੂੰ ਅਸੀਂ ਨਹੀਂ ਛੱਡਦੇ ਮਾਇਆ ਕੁਝ ਨਹੀਂ ਕਹਿੰਦੀ ਇਹ ਪਖੰਡ ਹੈ ਮਾਇਆ ਕੁਝ ਨਹੀਂ ਕਹਿੰਦੀ ਅਸੀਂ ਛੱਡਦੇ ਨਹੀਂ ਮਨ ਮੰਨਦਾ ਨਹੀਂ ਛੱਡਣੀ ਪਖੰਡ ਬਣਾਉਂਦਾ ਜੋ ਨਹੀਂ ਛੱਡਦੇ ਜੀ ਫਲਾਣੇ ਜੀ ਨਾ ਗਣੀ ਆ ਉਹ ਹੈ ਬਹੁਤ ਸਭ ਗੱਲਾਂ ਬਣਾਈਆਂ ਹੋਈਆਂ ਨੇ ਪਖੰਡ ਸਾਰਾ ਨਹੀਂ ਕੁਝ ਨਹੀਂ ਪ੍ਰਭਾਵ ਪਾਉਂਦੀ ਹੈ ਜ਼ਰੂਰ ਆਪਣੇ ਕਮਜ਼ੋਰ ਮਨ ਦੇ ਉੱਤੇ ਅਗਿਆਨੀ ਤੇ ਪ੍ਰਭਾਵ ਪਾਉਂਦੀ ਹੈ ਮਾਈ ਮਾਇਆ ਛੜ ਛੜ ਹੈ ਛੜ ਲੋ ਕਰਦੇ ਨੇ ਸਾਰਿਆਂ ਨਾਲ ਕਰ ਲੈਂਦੇ ਨੇ ਸੋਨਾ ਟੁਕੜਾ ਬਣਾਉਂਦੇ ਫਿਰਦੇ ਨੇ ਸਾਰਿਆਂ ਨਾਲ ਸਾਰਿਆਂ ਨਾਲ ਸਾਰੇ ਆਉਂਦੇ ਨੇ ਉਹਦੇ ਕਬਜ਼ੇ 'ਚ ਵੀ ਆ ਜਾਂਦਾ ਉਹ ਵੀ ਦੇਖ ਲੈਂਦੇ ਨੇ ਇਹ ਮੇਰੇ ਕਾਬੂ ਆ ਜੂਏ ਨਹੀਂ ਆਊਗਾ ਐਨੇ ਕਿਸਾਨੇ ਉਹ ਵੀ ਨੇ ਠੱਗੀ ਮਾਰਨ ਵਾਲੇ ਛੜ ਕਰਨ ਵਾਲੇ ਸਮਝ ਆਉਂਦੀ ਉਹਨਾਂ ਨੂੰ ਇਹ ਮੇਰੇ ਕਾਬੂ ਆਊਗਾ ਉੱਥੇ ਗੱਲ ਕਰਦੇ ਨੇ ਦੂਏ ਕੋ ਗੱਲ ਨਹੀਂ ਕਰਦੇ ਹੋ ਸਤਗੁਰ ਦਾ ਭਲੇਖਾ ਕੱਢ ਲੈਣਾ ਚਾਹੀਦਾ ਸਤਗੁਰ ਨੇ ਕਦੇ ਸੰਸਾਰ 'ਚ ਜਨਮ ਨਹੀਂ ਲਿਆ ਜਿਹਨੇ ਜਨਮ ਲਿਆ ਉਹ ਸਤਗੁਰ ਨਹੀਂ ਕਹਾਇਆ ਉਹ ਸਤਗੁਰ ਜੇ ਕਹਾਇਆ ਤਾਂ ਝੂਠਾ ਕਹਾਇਆ ਹੁੰਦਾ ਹੀ ਸਿਰੇ ਝੂਠਾ ਸਤਗੁਰ ਕੀ ਗੁਰੂ ਕਹਾਏ ਨੇ ਇੱਥੇ ਤਾਂ ਇੱਥੇ ਆਊਗਾ ਚੌਥੇ ਆਖਰੀ ਪਦੇ ਵਿੱਚ ਆਖਰੀ ਪਦੇ ਚ ਗੁਰੂ ਰੱਬ ਲੇਖਾ ਖੜਤਾ ਹਾਂਜੀ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਹੁਣ ਸਤਗੁਰ ਦੀ ਕਰਨੀ ਹੈ ਸੇਵਾ ਕਰਨੀ ਕਿਨੇ ਜਿਹਦੇ ਕੋ ਸਰੀਰ ਹੈ ਉਹਨੇ ਫਿਰ ਆਪ ਤਾਂ ਸਤਗੁਰ ਹੋਇਆ ਨਾ ਜਿਹਨੇ ਕੁਝ ਪ੍ਰਾਪਤ ਕਰਨਾ ਹੈ ਸੰਸਾਰ 'ਚ ਉਹਨੇ ਸਤਗੁਰ ਦੀ ਸੇਵਾ ਕਰਨੀ ਹੈ ਆਪ ਸਤਗੁਰ ਨਹੀਂ ਹੈ ਉਹ ਨਾਨਕ ਕਹਿ ਰਿਹਾ ਸਿੱਧਾ ਨੂੰ ਬਿਨ ਸਤਗੁਰ ਸੇਵੇ ਫਿਰ ਨਾਨਕ ਸਤਗੁਰ ਕਿਵੇਂ ਹੋਇਆ ਨਾਨਕ ਨੇ ਆਪ ਆਪਣੇ ਸਤਗੁਰ ਦੀ ਸੇਵਾ ਕੀਤੀ ਹੈ ਸਭ ਦਾ ਸਤਗੁਰ ਸਭ ਦੇ ਨਾਲ ਹੈ ਸਤਗੁਰ ਤੇ ਖਾਲੀ ਇਹ ਪੰਕਤੀ ਤਾਂ ਲਿਖੀ ਆ ਕਿ ਸਾਡੀ ਮਗਰ ਨਾ ਪੈ ਜਿਓ ਵੀ ਤੁਸੀਂ ਸਤਗੁਰ ਹੋ ਸਾਨੂੰ ਸਤਗੁਰ ਮੰਨ ਕੇ ਸਾਡੀ ਸੇਵਾ ਕਰਨ ਲੱਗ ਜਿਓ ਅਸੀਂ ਫੇਰ ਉਹੀ ਗਲਤੀ ਕਰ ਲਈ ਕਰ ਲਈ ਨਾ ਕਰ ਲਈ ਬਾਵਜੂਦ ਇਸ ਪੰਕਤੀ ਦੇ ਕਿ ਸਤਗੁਰ ਤੇ ਖਾਲੀ ਕੋਈ ਨਹੀਂ ਮੇਰੇ ਪ੍ਰਭ ਮੇਲ ਮਲਾਏ ਮੈਨੂੰ ਤਾਂ ਮੇਰੇ ਪ੍ਰਭ ਨੇ ਮੇਲ ਬੁਲਾਤਾ ਤੁਹਾਨੂੰ ਤੁਹਾਡਾ ਪ੍ਰਭ ਮੇਲ ਮਿਲਾ ਦੂ ਪ੍ਰਭ ਕੀ ਹੁੰਦਾ ਪ੍ਰਭ ਕੀ ਹੁੰਦਾ ਪ੍ਰਭ ਉੱਚਾ ਹੁੰਦਾ ਸਭ ਤੋਂ ਵੱਡੇ ਦਾ ਨਾਮ ਪ੍ਰਭ ਹੁੰਦਾ ਜਿਹੜਾ ਗਿਆਨ ਹੈ ਨਾ ਗਿਆਨ ਗੁਰਮਤਿ ਦਾ ਹੈ ਪ੍ਰਭ ਹੈ ਪ੍ਰਭ ਦਾ ਵੀ ਭਲੇਖਾ ਕੱਢ ਲਈਏ ਪ੍ਰਭ ਪਰਮੇਸ਼ਰ ਨਹੀਂ ਹੁੰਦਾ ਪ੍ਰਭ ਪਰਮੇਸ਼ਰ ਦਾ ਨਾਮ ਨਹੀਂ ਹੈ ਉਹ ਪ੍ਰਭੂ ਹੈ ਪ੍ਰਭੂ ਵੀ ਸਤਗੁਰੂ ਨੂੰ ਇਹ ਕਿਹਾ ਆਇਆ ਅਜੋ ਜਾਣਨ ਹਾਰ ਪ੍ਰਭੂ ਪਰਵੀਨ ਉਹ ਵੀ ਸਤਗੁਰ ਹੈ ਫਿਰ ਜਾਣਨ ਹਾਰ ਜਾਣਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਬਾਹਰ ਭੇਖ ਹੁੰਦਾ ਹੀ ਨਹੀਂ ਉਹਦਾ ਜਨਮ ਲੈਂਦਾ ਹੀ ਨਹੀਂ ਨਾ ਕਾਹੂ ਭੀਨ ਨਾ ਬਾਹਰ ਕਿਸੇ ਚੀਜ਼ ਨਾ ਭੇਜਦਾ ਗੁਰਬਾਣੀ ਪੜ੍ਹਨੀ ਸੀ ਗੁਰਬਾਣੀ ਗੁਰਬਾਣੀ ਨੂੰ ਆਪੇ ਅਰਥਾਈ ਜਾਂਦੀ ਹੈ ਇਹ ਪੂਰਾ ਗੁਰ ਹੈ ਪੂਰੇ ਗੁਰ ਦਾ ਉਪਦੇਸ਼ ਹੈ ਅਧੂਰੇ ਗੁਰ ਦਾ ਉਪਦੇਸ਼ ਨਹੀਂ ਵੀ ਤੁਹਾਨੂੰ ਉਲਝਾ ਦੂ ਇਹ ਤਾਂ ਉਲਝਿਆ ਹੋਣ ਵੀ ਗੱਡ ਉਲਝਣ ਨਹੀਂ ਦਿੰਦੀ ਬਾਣੀ ਤੁਹਾਨੂੰ ਬਸ਼ਰਤੇ ਕਿ ਤੁਸੀਂ ਉਲਝਣਾ ਚਾਹੁੰਦੇ ਰਹੋ ਜਿਹੜੇ ਸੁਲਝਣਾ ਚਾਹੁੰਦੇ ਨੇ ਗੁਰਬਾਣੀ ਸੁਲਝਾ ਦੂ ਉਹਨਾਂ ਨੂੰ ਜਿਹੜੇ ਚਾਹੁੰਦੇ ਨਹੀਂ ਇਹ ਜਿਹਨਾਂ ਦਾ ਟੀਚਾ ਹੀ ਹੋਰ ਹੈ ਉਹਨਾਂ ਦਾ ਤਾਂ ਫਿਰ ਰੌਲਾ ਹੀ ਕੋਈ ਨਹੀਂ ਉਹਨਾਂ ਨੇ ਇਸ ਗੱਲ ਖਤਰ ਬਾਣੀ ਪੜ੍ਹੀ ਹੋਣੀ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਕਰੂ ਕੌਣ ਦੇਹਧਾਰੀ ਦੇਹਧਾਰੀ ਨਾਨਕ ਵੀ ਧਾਰੀ ਹੈ ਸਤਗੁਰ ਕਦੇ ਜਨਮ ਨਹੀਂ ਲੈਂਦਾ ਜਿਹੜਾ ਜਨਮ ਲੈਂਦਾ ਉਹ ਸਤਗੁਰ ਨਹੀਂ ਹੁੰਦਾ ਉਹਨੂੰ ਸਤਗੁਰ ਨਹੀਂ ਕਹਿ ਸਕਦੇ ਉਹ ਨਾ ਕਦੇ ਦੇਖਿਆ ਆਉਂਦਾ ਜ਼ਰੂਰ ਹੈ ਸਰੀਰ 'ਚ ਪਰ ਸਰੀਰ ਤੋਂ ਅਲਿਪਤ ਰਹਿੰਦਾ ਅੱਧਾ ਇਹ ਅੱਧਾ ਜਿਹੜਾ ਨਾ ਅੱਧਾ ਸ਼ੁੱਧ ਮਨ ਸੀ ਸ਼ੁੱਧ ਉਹਦਾ ਨਾਮ ਸਤਿਗੁਰ ਉਹ ਨਹੀਂ ਡਿਵੈਲਪ ਹੋ ਕੇ ਇੱਕ ਹੋ ਕੇ ਸਤਿਗੁਰ ਬਣਨਾ ਜਿਹੜਾ ਅਸ਼ੁੱਧ ਸੀ ਉਹਨੇ ਦੇਹ 'ਚ ਜਨਮ ਲਿਆ ਹੋਇਆ ਅੱਧੇ ਨੇ ਦਾਲ ਤਾਂ ਹੋਇਆ ਸੀ ਦਾਲ ਦਾ ਮਤਲਬ ਕੀ ਸੀ ਜਿੰਨਾ ਅਸ਼ੁੱਧ ਅਹਿਸਾਸ ਸੀ ਉਹਨਾਂ ਕੱਟ ਕੇ ਮਾਇਆ ਨਾਲ ਜੋੜਿਆ ਸੀ ਆਪਰੇਸ਼ਨ ਉਹਨੇ ਐਸੇ ਦਾ ਕੀਤਾ ਸੀ ਜਿਹੜਾ ਗੰਦਾ ਹੋ ਗਿਆ ਸੀ ਇਹ ਥੋੜੀ ਹੁਣ ਵੀ ਸਾਰਾ ਸਰੀਰ ਪੜਦੇ ਨੇ ਕਿਸੇ ਦੀ ਉਂਗਲੀ ਹੈ ਜੇ ਨਹੀਂ ਡਾਕਟਰ ਚਾਹੁੰਦਾ ਉਨੀ ਉਹ ਪੱਟੂਗਾ ਵੀ ਭਾਈ ਇਹਦਾ ਕੋਈ ਇਲਾਜ ਨਹੀਂ ਕੱਟਦੀ ਇਹ ਗਾਹਾਂ ਗੜ ਜੂ ਨਹੀਂ ਇਹ ਥੋੜੀ ਆ ਬਾਹ ਮੜ ਦੂ ਗੱਲ ਜਾ ਕੇ ਗਾਹਾਂ ਤੇ ਜਿੰਨਾ ਖਰਾਬ ਸੀ ਲੋੜ ਸੀ ਉਹਨਾਂ ਕੱਢ ਦਿੱਤਾ ਕਿਸੇ ਦਾ ਤਿਲ ਜੇ ਨਹੀਂ ਸੀਗਾ ਨਾਰਕ ਦਾ ਤਿਲ ਜੇ ਨਹੀਂ ਸੀ ਖਰਾਬ ਤਿਲ ਤੋਂ ਘੱਟ ਨਹੀਂ ਹੁੰਦਾ ਕਿਸੇ ਦਾ ਖਰਾਬ ਤਿਲ ਤੋਂ ਘੱਟ ਨਹੀਂ ਫਿਰ ਕੋਈ ਚੀਜ਼ ਹੈ ਤਿਲ ਤੋਂ ਘੱਟ ਜਗ੍ਹਾ ਨਹੀਂ ਦਸੀ ਹੋਈ ਗੁਰਬਾਣੀ 'ਚ ਜੇ ਬਾ ਜਪੇ ਨਾ ਨਾਮ ਤਿਲ ਤਿਲ ਘਟੀ ਹੈ ਤਿਲ ਜਿੰਨੀ ਵੀ ਜੇ ਤੇਰੇ 'ਚ ਰਹੇਗੀ ਨਾ ਕਿਤੇ ਕਮੀ ਤਿਲ ਜਿੰਨੀ ਕਮੀ ਰਹੇਗੀ ਤਾਂ ਵੀ ਉਥੋਂ ਕੱਟ ਕੇ ਉਹ ਜਗ੍ਹਾ ਠੀਕ ਹੋਣੀ ਹੈ ਤਾਂ ਫੇਰ ਲੱਗਣਾ ਫਿਰ ਉਹ ਜਗ੍ਹਾ ਭਰਨੀ ਹੈ ਅਸ਼ੁੱਤੀ ਦਾ ਤਿਲ ਜਿੰਨਾ ਥਾਂ ਜਿਹੜਾ ਕਾਲਾ ਹੈ ਉਹ ਕੱਟ ਕੇ ਉੱਥੇ ਸ਼ੁੱਧ ਉਹਨਾਂ ਹੀ ਸ਼ੁੱਧ ਕਰਨਾ ਪੈਣਾ ਉੱਥੇ ਸਹੀ ਗਿਆਨ ਉੱਥੇ ਫਿੱਟ ਕਰਨਾ ਪੈਣਾ ਕਿਤੇ ਉਹਨਾਂ ਕਿਤੋਂ ਉੱਥੇ ਕਾਲਾ ਤਾਂ ਹੈ ਉੱਥੇ ਪੂਰੀ ਜੋ ਰੋਸ਼ਨੀ ਪੈ ਨਹੀਂ ਰਹੀ ਤਿਲ ਤਿਲ ਜੇ ਬਾਲਾ ਬੁੱਧੀ ਅਰਥ ਜੇ ਬਾਲਾ ਜੀਵ ਨਹੀਂ ਹੁੰਦਾ ਕਿਉਂਕਿ ਨਵੇੜਾ ਆਤਮਾ ਨਾਲ ਅੰਤਰ ਨਵੇੜਾ ਤੇ ਜੀਵੇ ਦੀ ਹੈ ਜਿਨ੍ਹਾਂ ਨੇ ਜੀਵ ਅਰਥ ਕਰ ਲਿਆ ਉਹਨਾਂ ਨੇ ਗੁਰਬਾਣੀ ਕੀ ਪੜ੍ਹਨੀ ਹੈ ਜਿਨ੍ਹਾਂ ਨੇ ਜੀ ਵਰਤ ਕੀਤਾ ਉਹੀ ਨਾਨਕ ਨੂੰ ਗੁਰੂ ਮੰਨੀ ਬੈਠੇ ਨੇ ਉਹਨਾਂ ਦਾ ਪ੍ਰਚਾਰ ਹੈ ਸਾਡੇ ਕੋਲ ਜਿਹੜਾ ਅੱਜ ਪ੍ਰਚਾਰ ਹੈ ਸਿੱਖਾਂ ਕੋਲ ਜਿਨ੍ਹਾਂ ਨੇ ਜੇਬਾ ਦੇ ਅਰਥ ਜੀਵ ਕੀਤੇ ਹੋਏ ਨੇ ਉਹ ਤਾਂ ਸਾਰੇ ਦੇਹ ਨਾਲ ਜੁੜ ਗਏ ਅਰਥ ਨੇ ਸਾਡੇ ਕੋਲ ਉਹ ਤਾਂ ਮੂਰਤੀ ਪੂਜਾ ਵਾਲੇ ਅਰਥ ਨੇ ਸਾਡੇ ਕੋਲ ਸਾਰੇ ਹਿੰਦੂ ਮਤ ਵਾਲੇ ਅਰਥ ਨੇ ਸਨਾਤਨੀ ਸਿੱਖ ਹੋਏ ਨੇ ਜਿੰਨੇ ਉਹੀ ਜ਼ਿਆਦਾ ਸੀ ਸਨਾਤਨੀ ਵਾਜ ਜ਼ਿਆਦਾ ਨੇ ਸਨਾਤਨੀ ਉਪਰਚਾਰ ਹੋ ਰਿਹਾ ਹੋ ਕੀ ਕਹਿੰਦੇ ਹੋ ਅਰਥ ਨੇ ਸਨਾਤਨੀਓ ਸਾਡੀ ਪਰੰਪਰਾ ਸਨਾਤਨੀਆਂ ਪਰ ਕਰਮਾਂ ਨੇ ਸਾਡੀਆਂ ਪਰ ਕਰਮੋ ਸਨਾਤਨੀ ਨੇ ਖੱਬੇ ਪਾਸੇ ਨੂੰ ਉਠੀਆਂ ਖੱਬੇ ਪਾਸੇ ਨੂੰ ਹੋਣਾ ਦੀਆਂ ਨੇ ਫਿਰ ਇਹ ਕਹਦੇ ਨਹੀਂ ਸਿੱਧੀਆਂ ਕਰਦੇ ਤੁਸੀਂ ਉਹਨਾਂ ਲਈ ਕਹਿੰਦੇ ਕਰਦੇ ਉਹਨਾਂ ਦੇ ਜਨੇਊ ਸੱਜੇ ਪਾਸੇ ਥੋੜੀ ਕਿਰਪਾਨ ਖੱਬੇ ਪਾਸੇ ਹੈ ਇਹਦਾ ਸੱਜੇ ਪਾਸੇ ਪਾਓ ਕਿਰਪਾਨ ਉਹਨਾਂ ਨੇ ਆਪਣਾ ਜਨੇਊ ਬਚਾ ਲਿਆ ਪਰ ਕਰਮਾਂ 'ਚ ਤੁਸੀਂ ਆਪਣੀ ਜ਼ਬਾਨ ਅੰਦਰ ਲੈ ਲਈ ਫਿਰ ਸਾਗਰ ਸੇ ਉਲਟੀ ਤੁਸੀਂ ਕੀ ਕੀਤੀ ਪ੍ਰਕਰਮਾਂ ਕਾ ਤੇ ਉਲਟੀ ਕੀਤੀ ਸਾਗਰ ਸੇ ਜੇ ਅੱਬਾ ਤਾਂ ਲੋੜ ਨਹੀਂ ਪ੍ਰਕਰਮਾਂ ਕਰਨ ਦੀ ਸਿੱਖਾਂ ਲੋੜ ਨਹੀਂ ਪ੍ਰਕਰਮਾਂ ਦੀ ਲੋੜ ਨਹੀਂ ਉਹਨਾਂ ਦਾ ਬਹਿਮ ਪਾਇਆ ਹੋਇਆ ਸੀ ਪ੍ਰਕਰਮਾਂ ਕਾ ਤੋਂ ਸ਼ੁਰੂ ਹੋਈਆਂ ਨੇ ਉਹਨਾਂ ਦੇ ਬਰਮਾ ਵਿਸ਼ਨੂੰ ਸ਼ਿਵ ਜੀ ਤਨ ਬੈਠੇ ਨੇ ਕਾਰਤਕੇ ਗਣੇਸ਼ ਦਾ ਭਾਈ ਹੈ ਸ਼ਿਵ ਜੀ ਕਹਿੰਦਾ ਮੈਂ ਆਪਣੀ ਗੱਦੀ ਦੇਣੀ ਹੈ ਆਪਣਾ ਮਾਲ ਸਥਾਪਣਾ ਥਾਪਿਆ ਜਿਹਾ ਹੀ ਨਹੀਂ ਹੈ ਬਣਾਉਣਾ ਤਾਂ ਝੂਠੇ ਹੈ ਨਾ ਥਾਪਿਆ ਜਿਹਾ ਨਹੀਂ ਬਸ ਚੱਲਦਾ ਸ਼ਿਵਜੀ ਹੋਈ ਹੈ ਚਲੋ ਤਾਂ ਅਲੱਗ ਗੱਲ ਝੂਠਾ ਹੋਣਾ ਉਹਨਾਂ ਦੀ ਹੁਣ ਉਹ ਸਤਲੇ ਬਰਮਾ ਵਿਸ਼ਨੂੰ ਆਓ ਵੀ ਤੁਹਾਡੀ ਹਾਜ਼ਰੀ 'ਚ ਮੈਂ ਆਪਣਾ ਮਾਲ ਸਥਾਪਣਾ ਜੇ ਰਾਜਾ ਨੇ ਆਪਣਾ ਰਾਜ ਦੇਣਾ ਹੁੰਦਾ ਤਾਂ ਵਾਰਸ ਆਲਦਾਰ ਦੇ ਰਾਜੇ ਇਕੱਠੇ ਕਰਦਾ ਹੁੰਦਾ ਕਈ ਕਾਲ ਨੂੰ ਇਹਨੂੰ ਰਾਜਾ ਮੰਨਿਓ ਤੁਸੀਂ ਘਰ ਦੇ ਕਿਸੇ ਪੱਗ ਲੈਣੀ ਹੁੰਦੀ ਸਰੀਰ ਇਕੱਠੇ ਕਰੀਦੇ ਰਿਸ਼ਤੇਦਾਰ ਇਕੱਠੇ ਕਰੀਦੇ ਨੇ ਭਾਈ ਹੁਣ ਤੇ ਇਹ ਮੁਖਤਿਆਰ ਹੈ ਸਾਡਾ ਪੱਗ ਦਿੰਦੇ ਰਿਸ਼ਤੇਦਾਰ ਤਾਂ ਹੀ ਹੁੰਦੇ ਨੇ ਨਾ ਤਾਂ ਹੀ ਮੰਨਣਗੇ ਨਾ ਸਾਡੇ ਸਾਹਮਣੇ ਪੱਗ ਇਹਨੂੰ ਦਿੱਤੀ ਹੈ ਹੁਣ ਕਾਰਤਕੇ ਦਾ ਹੰਸ ਹੈ ਸਵਾਰੀ ਜਿਹੜੇ ਇਹਦੀ ਚੂਹਾ ਉਹ ਕੋਈ ਨਾ ਆਪਣੀ ਨੂੰ ਸ਼ਰਤੇ ਰੱਖੀ ਵੀ ਤਿੰਨਾਂ ਲੋਕਾਂ ਦਾ ਜਿਹੜਾ ਪਹਿਲਾ ਚੱਕਰ ਉਹ ਤਾਂ ਲੋਕੀ ਦਾ ਉਹਨੂੰ ਵਾਰਸ ਬਣਾ ਦੋ ਗਣੇਸ਼ ਰਾਤ ਨੂੰ ਕਹਿੰਦਾ ਦੂਏ ਦਿਨ ਸਵੇਈ ਥੋੜੀ ਆ ਜਾਣਾ ਤੁਸੀਂ ਆਪਣੇ ਆਪਣੇ ਵਾਹਨ ਲੈ ਕੇ ਇੱਕ ਦੋ ਤਿੰਨ ਅਸੀਂ ਕਹਿਣਾ ਤੁਸੀਂ ਆਪਣਾ ਭੱਜ ਲੈਣਾ ਤੇ ਲੋਕੀ ਚ ਘੁੰਮਣ ਵਾਸਤੇ ਜਿਹੜਾ ਪਹਿਲਾਂ ਆ ਜਾਊਗਾ ਨਿਸ਼ਾਨੀਆਂ ਲੈ ਆਊਗਾ ਸਾਰੀਆਂ ਜੋ ਅਸੀਂ ਕਹਾਂਗੇ ਉਹ ਆਪਣੇ ਮਾਂ ਨੂੰ ਕਹਿੰਦਾ ਵੀ ਮੇਰੇ ਕੋ ਚੂਹਾ ਇਹਨਾਂ ਨੇ ਗਲਤ ਰਹਿ ਕੀਤਾ ਇਹ ਜਿਹੜਾ ਜਾਣਬੁੱਝ ਕੇ ਇਹਨਾਂ ਨੇ ਮੈਨੂੰ ਹਰਾਉਣ ਖਾਤਰ ਉਹੀ ਕਹਿੰਦਾ ਉਹਨੂੰ ਵੀ ਭਾਈ ਇਹਨੂੰ ਦੰਨਿਆ ਸੀ ਤਾਂ ਵਾਰਸਨ ਬਣਾਉਂਦੇ ਆ ਆ ਜਿਹੜੀ ਸ਼ਰਤ ਲਾਈ ਹੈ ਮੇਰੇ ਕੋ ਜੂਹੋ ਉਹਦੇ ਕੋ ਹੰਸ ਸ਼ਰਤ ਗਲਤ ਹੈ ਇਹਨਾਂ ਦੀ ਫੇ ਤਾਂ ਹੰਸ ਦੀ ਯਾਰ ਚੂਹੇ ਦੀ ਰੇਸ ਦੀ ਗੱਲ ਹੋ ਗਈ ਸਾਡੀ ਆਦਮੀ ਦੀ ਤਾਂ ਕੋਈ ਨਾ ਹੋਈ ਆਦਮੀ ਦੇ ਗੁਣੋਂ ਗੁਣ ਤਾਂ ਨਾ ਹੋਏ ਗੁਣੋਂ ਗੁਣ ਤਾਂ ਸਵਾਰੀ ਦੇ ਹੋਗੇ ਕਹਿੰਦੇ ਕੋਈ ਨਹੀਂ ਤੂੰ ਫਿਕਰ ਨਾ ਕਰ ਤੈਨੂੰ ਮੈਂ ਸਵੇਰੇ ਦੱਸੂ ਜਿੱਤੇਗਾ ਤੂੰ ਹੀ ਅਰੇ ਮੈਂ ਕਿ ਮੈਂ ਜੂ ਕਹਿੰਦੇ ਚੱਲ ਤੂੰ ਨਿਆਣਾ ਤੈਨੂੰ ਜਦ ਮੈਂ ਕਹਿਤਾ ਕਿ ਤੂੰ ਤੈਨੂੰ ਜਿਤਾਉਂਗਾ ਕੁਝ ਵੀ ਹੋਵੇ ਚਾਹੇ ਉਹਨੇ ਕਿਹਾ ਚੱਲ ਸ਼ਾਇਦ ਕੋਈ ਗੱਲ ਹੋਊ ਸੋਹਾ ਜਦ ਹੋਇਆ ਹੁਣ ਕਹਿੰਦਾ ਹੁਣ ਉਹਨੂੰ ਨੀਂਦ ਕਿੱਥੇ ਆਉਂਦੀ ਹੈ ਸੋਭਾ ਜਦ ਹੋਇਆ ਕਹਿੰਦਾ ਕਿਵੇਂ ਕਹਿੰਦੇ ਜਦ ਦੱਸੂ ਜਦ ਹੈ ਤੈਨੂੰ ਹੋਊਗਾ ਉਹ ਉਹਨਾਂ ਨੇ ਇੱਕ ਤਨ ਕਿਹਾ ਉਹ ਜਦ ਤਿਆਰੀ ਸੀ ਉਹ ਕਹਿੰਦੀ ਉਹ ਭੱਜਣ ਲੱਗਿਆ ਨਾ ਚੂਹੇ ਤੇ ਉਹਨੇ ਫੜ ਲਿਆ ਉਹਦਾ ਮੋਢਾ ਕਹਿੰਦੇ ਆ ਜਾ ਤੂੰ ਕਹਿੰਦੇ ਕਿਉਂ ਉਹਦੇ ਕਾਰਨ ਜੀ ਕਹਿੰਦੀ ਐ ਤਿੰਨ ਤਾਂ ਲੋਕੀ ਬੈਠੀ ਐ ਨਾ ਨਾਲ ਗੇੜਾ ਤੇ ਕੇ ਇੱਥੇ ਬਹਿ ਜਾ ਮੱਥਾ ਟੇਕ ਕੇ ਉਹ ਤਾਂ ਭਾਗ ਲੈ ਜਿਹੜਾ ਭੱਜ ਗਿਆ ਬਾਹਰ ਨੂੰ ਬਾਹਰ ਟੋਲੇ ਸੇ ਪਰਮ ਭਲਾਈ ਗੱਲ ਤਾਂ ਇਹ ਸੀ ਵੀ ਤੇਰੇ ਸਾਹਮਣੇ ਤਾਂ ਲੋਕੀ ਦੇ ਮਾਲਕ ਬੈਠੇ ਨੇ ਤੰਨੇ ਇਹਨਾਂ ਨੇ ਫੈਸਲਾ ਕਰਨਾ ਇਹ ਐ ਤਾਂ ਕਿਹਾ ਨਹੀਂ ਇਹਨਾਂ ਨੇ ਆਪਣੇ ਆਪ ਨੂੰ ਬੁਝਾਰਤ ਪਾਤੀ ਬੁਝਣ ਵਾਲੀ ਉਹ ਬੇਅਕਲ ਸੀਗਾ ਤੂੰ ਅਕਲ ਵਾਲਾ ਇਸ ਕਰਕੇ ਅਕਲ ਵਾਲਾ ਗਣੇਸ਼ ਨੂੰ ਮੰਨਿਆ ਗਿਆ ਕਾਰਤਿਕ ਨੂੰ ਨਹੀਂ ਮੰਨਿਆ ਕਾਰਤਿਕ ਬੇਅਕਲ ਸੀ ਉਹ ਬੇਅਕਲ ਮੰਨਿਆ ਗਿਆ ਉਹਨੇ ਜੂਏ ਆ ਨਾਲ ਘਮਾ ਕੇ ਉਹਨਾਂ ਦੇ ਤਿੰਨਾਂ ਨੂੰ ਟੇਕ ਕੇ ਮੱਥਾ ਬਹਿ ਗਿਆ ਉਹਦੇ ਉਹਦੇ ਨੂੰ ਉਹਨਾਂ ਨੇ ਉਹਨੂੰ ਆਪਣਾ ਕਰਤਾ ਡਿਕਲੇਅਰ ਉਹਨੂੰ ਬਾਅਦ ਪਤਾ ਲੱਗ ਗਿਆ ਕਹਿੰਦਾ ਵੀ ਮੇਰੀ ਮਾਂ ਨੇ ਦੱਸਿਆ ਉਹਨੇ ਸ਼ਰਾਬ ਦੇ ਦਿੱਤਾ ਜਿਹੜਾ ਮੇਰੇ ਮੰਦਰ ਜਿਹੜੀ ਔਰਤ ਆ ਗਈ ਸੱਤ ਜਨਮ ਵਿਧਵਾ ਰਹੂ ਕਾਰਤਿਕ ਦੇ ਮੰਦਰ ਨੇ ਜਿੱਥੇ ਔਰਤ ਨਹੀਂ ਜਾਂਦੀ ਔਰਤ ਬਾਜ਼ਾਰ ਨੂੰ ਨਹੀਂ ਜਾਂਦੀ ਉਹ ਹਾਂ ਕਾਰਤਿਕ ਦਾ ਜੇ ਮੰਦਰ ਹੈ ਨਾ ਉਹ ਹੈਗਾ ਔਰਤ ਉਸ ਗੜੀ ਨੂੰ ਨਹੀਂ ਜਾਂਦੀ ਵੈਸੇ ਕਾਰਤ ਕੇ ਬ੍ਰਹਮ ਗਿਆਨੀ ਹੈ ਅਸਲ ਕਾਰਤ ਕੇ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹਮੇਸ਼ਾ ਖਰਾਬ ਰਹੇ ਨੇ ਤੋਂ ਅਸੀਂ ਅਲੱਗ ਕਰਨੀ ਹੈ ਕਹਾਣੀ ਦਾ ਇਹਦੇ ਵਿੱਚ ਗਰਾਊਂਡ ਕੀ ਇਹ ਬ੍ਰਹਮਾ ਵਿਸ਼ਨੂੰ ਤਿੰਨੇ ਹਮੇਸ਼ਾ ਦੇਹਤਾਰੀ ਜਿਹੜੇ ਪੁਜਾਰੀ ਨੇ ਇਹ ਖਲਾਫ ਰਹੇ ਉਹਦਾ ਹੰਸ ਸਵਾਰੀ ਤਾਂ ਹੀ ਹੈ ਨਾ ਅੱਗੇ ਹੰਸ ਅਕੇਲਾ ਉਹ ਹੰਸ ਨੂੰ ਮੰਨਦਾ ਹੈ ਇਹ ਚੂਹੇ ਨੂੰ ਮੰਨਦਾ ਹੈ ਪ੍ਰਕਰਮਾ ਇੱਥੋਂ ਜੁੜੀ ਹਾਂ ਪ੍ਰਕਰਮਾ ਇੱਥੋਂ ਚੱਲੀਆਂ ਨੇ ਸੰਸਾਰ ਪਾਸ਼ਾ ਜੁੜਿਆ ਹੋਇਆ ਧਰਤੀ ਨਾਲ ਜੁੜਿਆ ਹਾਂ ਜਿਹੜੇ ਲੋਕ ਧਰਤੀ ਨਾਲ ਜੁੜੇ ਹੋਏ ਨੇ ਦੇਹ ਨਾਲ ਜੁੜੇ ਹੋਏ ਨੇ ਪ੍ਰਕਰਮਾਂ ਕਰਦੇ ਕਰਮਾ ਦਾ ਮਤਲਬ ਸਾਡੇ ਕਿੱਥੇ ਕਿੱਥੇ ਪ੍ਰਕਰਮਾਂ ਆਈਆਂ ਉਹ ਕਬੀਰ ਨੇ ਦੱਸਿਆ ਰਾਮ ਰੈਸੋ ਭਾਵਰ ਲੈ ਹੂੰ ਆਤਮ ਤੇ ਰੰਗ ਰਾਤੀ ਉਹ ਜਦੋਂ ਬਹੁ ਕਬੀਰ ਮੁਝੇ ਵਿਆਹ ਚਲੇ ਹੈ ਪੁਰਖੇ ਭਗਵਾਨਾ ਉਹ ਪ੍ਰਕਰਮਾ ਨੇ ਉੱਥੇ ਵਿਆਹ ਦੀਆਂ ਜਿਹੜੀਆਂ ਅਸੀਂ ਕਰਦੇ ਆ ਉਹ ਤਾਂ ਆਤਮਾ ਨੇ ਕਰਦੀਆਂ ਨੇ ਪ੍ਰਕਰਮਾ ਆ ਪ੍ਰਕਰਮਾ ਹੀ ਕਰਾ ਰਹੀ ਹੈ ਬਾਣੀ ਇੱਕ ਦੀਆਂ ਸਾਨੂੰ ਸਮਝਾ ਰਹੀ ਹੈ ਇੱਕ ਨੂੰ ਪ੍ਰਕਰਮਾ ਕਰਕੇ ਸਮਝ ਰਿਹਾ ਅੱਡ ਅੱਡ ਪੱਖਾਂ ਤੋਂ ਇਧਰੋਂ ਦਿਖਾਤਾ ਇਧਰੋਂ ਦਿਖਾਤਾ ਇੱਕੇ ਦਿਖਾ ਇੱਕ ਦਾ ਹੀ ਦਰਸ਼ਨ ਹੋ ਰਿਹਾ ਦੜ ਕਰਾ ਰਹੇ ਨੇ ਇੱਕ ਪ੍ਰਕਰਮਾ ਹੀ ਨੇ ਹੋਰ ਕੀ ਹੈ ਬਾਰ-ਬਾਰ ਉਹੀ ਗੱਲ ਆ ਰਹੀ ਹੈ ਇਹੀ ਤਾਂ ਪ੍ਰਕਰਮਾ ਨੇ ਉਹ ਕਰਨੀਆਂ ਨੇ ਆਤਮਾ ਨੇ ਪ੍ਰਕਰਮਾ ਪ੍ਰਾਤਮਾ ਦੀਆਂ ਆਤਮਾ ਨੇ ਪ੍ਰਾਤਮਾ ਨੂੰ ਸਮਝਣਾ ਇੱਕ ਨੂੰ ਸਮਝਣਾ ਆਪਣੇ ਆਪ ਨੂੰ ਸਮਝਣਾ ਆਪਣੇ ਆਪ ਦੀਆਂ ਪ੍ਰਕਰਮਾ ਕਰੋ ਕਿਵੇਂ ਕਰਾਂਗੇ ਇਹ ਦੁਆਦੀ ਨਕਲ ਹੈ ਖਾਲਸੇ ਦੀਆਂ ਕੋਈ ਪ੍ਰਕਰਮਾ ਨਹੀਂ ਖਾਲਸੇ ਦੀਆਂ ਜੇ ਪ੍ਰਕਰਮਾ ਹੁੰਦੀਆਂ ਪਹਿਲਾਂ ਗੁਰੂ ਦੀਆਂ ਪ੍ਰਕਰਮਾ ਕਰਦੇ ਸਿੱਖ ਕਰਦੇ ਨਾ ਕਿਤੇ ਲਿਖਿਆ ਗੁਰੂ ਦੀਆਂ ਪ੍ਰਕਰਮਾ ਕੀਤੀਆਂ ਕਿਸੇ ਨੇ ਦੇਹਧਾਰੀਆਂ ਦੀਆਂ ਜਿਹਨਾਂ ਨੂੰ ਜੇ ਤੁਸੀਂ ਗੁਰੂ ਮੰਨਦੇ ਹੋ ਬਲ ਤਾਂ ਕਹਾ ਹੀ ਨਹੀਂ ਗੁਰੂ ਕਦੇ ਕਿਸੇ ਨੇ ਪ੍ਰਕਰਮਾ ਕੀਤੀਆਂ ਪਰ ਉੱਥੇ ਲਿਖਿਆ ਹੋਇਆ ਹੈ ਇਤਿਹਾਸਾਂ ਅਸਾਂ ਜਿਹਨਾਂ ਨੇ ਕਿ ਨਾਨਕ ਨੇ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਪ੍ਰਕਰਮਾ ਕਰਕੇ ਉਹ ਝੂਠ ਹੈ ਨਾ ਮੱਥਾ ਟੇਕਿਆ ਨਾ ਨਾਰੀਅਲ ਰੱਖਿਆ ਨਾ ਬੁਰਾਈ ਦਿੱਤੀ ਸਭ ਝੂਠ ਹੈ ਇਹਨਾਂ ਨੇ ਲਿਖਿਆ ਇਹ ਸਾਰਾ ਕੋਈ ਬੁਰਾਈ ਨਹੀਂ ਦੇ ਸਕਦਾ ਬੁਰਾਈ ਕਿਹਦੇ ਹੱਥ ਹੈ ਕਰਤੇ ਹੱਥ ਵਡਿਆਈਆਂ ਜੈ ਭਾਵੇ ਤੈ ਦਾਤਾ ਦਾਤ ਰੱਖੀ ਹੱਥ ਆਪਣੇ ਜੈ ਭਾਵ ਜਿਸ ਭਾਵੇ ਤੈ ਇਹਦੇ ਦਾਤੇ ਦੇ ਹੱਥ ਦਾ ਸਭ ਹਿੰਦੂ ਮਤ ਨਾਲ ਜੋੜਤਾ ਲੈ ਜਾ ਕੇ ਤਾਂ ਗੁਰਬਾਣੀ ਕੀ ਕਹਿੰਦੀ ਹੈ ਇੰਪੋਰਟੈਂਟ ਹੈ ਇਤਿਹਾਸ ਕੀ ਲਿਖਿਆ ਕੋਈ ਇੰਪੋਰਟੈਂਟ ਨਹੀਂ ਸਾਡੇ ਵਾਸਤੇ ਕੋਈ ਸੰਤ ਕੀ ਕਹਿੰਦਾ ਬਕਵਾਸ ਕਰਦਾ ਕਰੀ ਜਾਵੇ ਜੀ ਆ ਬਾਣੀ ਹੈ ਗੁਰਬਾਣੀ ਇਹਨੂੰ ਪੜ ਕੇ ਹੀ ਸਭ ਕੁਝ ਗੰਦਬੰਦ ਜੋ ਸਾਡੇ ਚਾਵੜੇ ਛੱਡਣਾ ਪਊਗਾ ਇਹ ਇਤਿਹਾਸ ਦੀ ਗੱਲ ਤਾਂ ਉੱਠੀ ਹੋਈ ਹੈ ਨਾ ਸੋਧ ਲਓ ਇਹ ਵੀ ਇਤਿਹਾਸ ਦਾ ਗੱਲਾਂ ਹੀ ਨਹੀਂ ਗੁਰਬਾਣੀ ਨਾਲ ਸੋਧਿਆ ਜਾਊਗਾ ਉਹ ਸੋਧਣ ਦੀ ਜੋ ਗੱਲ ਕਰਦੇ ਨੇ ਅਸੀਂ ਸੋਧ ਲਿਆ ਪਰ ਫਰਕ ਨਹੀਂ ਹੈ ਉਹਦਾ ਜੋ ਸੋਧਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਨਹੀਂ ਸੋਧ ਹੋਣਾ ਉਹ ਸੋਧਣ ਵਾਲਾ ਉਹਨਾਂ 'ਚ ਕੋਈ ਅਕਲ ਨਹੀਂ ਇੰਨੀ ਕਿਸੇ ਜੇਗੀ ਗੱਲਾਂ ਹੀ ਕਰਦੇ ਨੇ ਰੌਲਾ ਪਾਉਂਦੇ ਨੇ ਜ਼ਰੂਰ ਪਰ ਗੁਰਬਾਣੀ ਦੀ ਸੋਝੀ ਹੈ ਕਿ ਉਹ ਤਾਂ ਇੱਕ ਨਿਕਲੇ ਦਸਮ ਗ੍ਰੰਥ ਨੂੰ ਉਹ ਗੱਲ ਗਲਤ ਕਹਿੰਦਾ ਜਿਹੜਾ ਗੁਰਬਾਣੀ ਪਹਿਲਾਂ ਸਮਝ ਲੈਂਦਾ ਚਸ਼ਮਾ ਗੁਰਬਾਣੀ ਵਾਲਾ ਸ਼ੀਸ਼ਾ ਹੁੰਦਾ ਤੁਹਾਡੇ ਕੋਲ ਕਿਸੇ ਦੀ ਐਨਕ ਨੂੰ ਗੁਰਮਤ ਦਾ ਸ਼ੀਸ਼ਾ ਹੈ ਜੇ ਹੈ ਨਹੀਂ ਤਾਂ ਗ੍ਰੰਥ ਨੂੰ ਕਿਵੇਂ ਗਲਤ ਕਹਤਾ ਤੁਸੀਂ ਉਹ ਸ਼ੀਸ਼ਾ ਤੁਹਾਡੇ ਕੋਲ ਹੈ ਨਹੀਂ ਪਹਿਲਾਂ ਹੀ ਗਲਤ ਕਹੀ ਜਾਂਦੇ ਹੋ ਤੁਸੀਂ ਫੈਸਲਾ ਕਿਹੜੀ ਬੁੱਧੀ ਨੇ ਕੀਤਾ ਕਬੂਤ ਨੇ ਕੀਤਾ ਫੈਸਲਾ ਕਬੂਤ ਕਬੁੱਧ ਦਾ ਫੈਸਲਾ ਉਹ ਵਿਵੇਕ ਬੁੱਧੀ ਕਰੂਗੀ ਫੈਸਲਾ ਆ ਇੱਥੇ ਆਓ ਪਹਿਲਾਂ ਦਾ ਪਹਿਲਾਂ ਤਾਂ ਇੱਥੇ ਦੇਖੀ ਨਾ ਤੁਹਾਡੇ ਕੋਲ ਕੀ ਹੈ ਆਦ ਦੇ ਵਿੱਚ ਇਹਦੇ ਅਨੁਸਾਰ ਕਰਨਾ ਨਾ ਫਿਰ ਆਪਾਂ ਨੇ ਉਹਦੇ ਨਾਲ ਇਹਦੇ ਅਨੁਸਾਰ ਉਹਨੂੰ ਲੈ ਕੇ ਆਉਣਾ ਨਾ ਸੁਧ ਲੈ ਪਹਿਲਾਂ ਇਹਨੂੰ ਤਾਂ ਦੇਖ ਲਓ ਪਹਿਲਾਂ ਇੱਥੇ ਆਓ ਫਿਰ ਗਾਂ ਚੱਲਾਂਗੇ ਸਾਰੇ ਜਿੰਨੇ ਰੌਲਾ ਪਾਉਂਦੇ ਨੇ ਜਿੰਨਾ ਸਾਰਿਆਂ ਕੋਲ ਹੈ ਸਾਨੂੰ ਇੱਥੇ ਬੈਠਾ ਦੇਖ ਲਈਏ 40 ਸਾਲ ਹੋ ਗਏ ਸਾਰਿਆਂ ਦੇ ਪੜ੍ਹਦੇ ਆ ਨਾ ਸੈਮੀਨਾਰਾਂ ਜਾ ਕੇ ਵੀ ਦੇਖ ਲਿਆ ਇਹਨਾਂ ਕੋਲ ਕੀ ਹੈ ਇਹਨਾਂ ਦੀਆਂ ਕਿਤਾਬਾਂ ਵੀ ਪੜ੍ਹ ਕੇ ਦੇਖ ਲਈਆਂ ਕੀ ਹੈ ਕੁਝ ਨਹੀਂ ਕਿਸੇ ਸਭ ਚੂਹੇ ਦੀ ਸਵਾਰੀ ਵਾਲੇ ਹੀ ਨੇ ਉਹ ਚੂਹੇ ਦੀ ਸਵਾਰੀ ਵਾਲੇ ਨੇ ਜਿਹੜੇ ਦਾ ਹੀ ਸਭ ਉਹ ਜਿਹੜੇ ਗ੍ਰੰਥ ਲਿਖੇ ਨੇ ਉਹਨਾਂ ਦੇ ਵਿੱਚੋਂ ਖੋਜਦੇ ਨੇ ਸੱਚ ਨੂੰ ਸਿਮਰਤ ਸ਼ਾਸਤਰਾਂ ਨੂੰ ਖੋਜਦੇ ਨੇ ਹਾਂ ਗੱਲ ਸੀ ਸਤਗੁਰ ਕਦੇ ਨਹੀਂ ਜਨਮ ਲੈਂਦਾ ਸਤਗੁਰ ਸਤਗੁਰ ਸਤਗੁਰ ਸੰਸਾਰ ਚ ਹੁੰਦਾ ਹੈ ਅੱਧਾ ਜਿਹੜਾ ਸ਼ੁੱਧ ਮਨ ਹੈ ਉਹ ਸਤਗੁਰ ਆਖਰ ਡਿਵੈਲਪ ਹੋ ਕੇ ਇੱਕ ਹੋ ਕੇ ਸਤਗੁਰ ਬਣ ਜਾਂਦਾ ਹੈ ਜੇ ਸਤਗੁਰ ਹੁੰਦਾ ਸੱਚ ਨਾਲ ਜੁੜਿਆ ਹੁੰਦਾ ਸਤਗੁਰ ਦਾ ਮਤਲਬ ਹੈ ਸਤਪੁਰਖ ਜਿਨ ਜਾਣਿਆ ਸਤਗੁਰ ਤੇ ਉਹਨੂੰ ਸਤਗੁਰ ਕਿਹਾ ਜਾ ਸਕਦਾ ਹੈ ਕਿ ਉਹਦੇ ਵਿੱਚ ਸੱਚ ਦਾ ਗਿਆਨ ਕਰਾਉਣ ਦੀ ਸਮਰੱਥਾ ਹੁੰਦੀ ਬਸ ਸੱਚ ਦਾ ਗਿਆਨ ਦੱਸ ਸਕਦਾ ਉਹ ਦੇ ਨਹੀਂ ਸਕਦਾ ਗਿਆਨ ਗਿਆਨ ਦੱਸਣ ਵਾਲੀ ਚੀਜ਼ ਹੈ ਦੇਣ ਵਾਲੀ ਚੀਜ਼ ਨਹੀਂ ਹੈ ਦੇਣ ਵਾਲੀ ਤਾਂ ਚੀਜ਼ ਇਹ ਹੈ ਲਿਓ ਜੀ ਮੈਂ ਹੱਥ ਗੱਲ ਉਹਨੇ ਪਾਤੀ ਮੈਂ ਆਪਣਾ ਲੜ ਬੰਨ ਲਿਆ ਖਾਲੀ ਦੱਸਣ ਵਾਲੀ ਚੀਜ਼ ਦੱਸਣ ਨੂੰ ਜਾਂ ਅਸੀਂ ਦੇਣਾ ਕਹਿੰਦੇ ਆ ਐਵੇਂ ਮੂੰਹ ਨਾਲ ਉਚਾਰਨ ਨੂੰ ਅਸੀਂ ਜਪਣਾ ਮੰਨ ਲਿਆ ਇਹ ਵੀ ਗਲਤ ਹੈ ਜਿਹਨੂੰ ਕਹਿੰਦੇ ਹਿੰਦੂ ਰਾਮ ਨਾਮ ਉਚਰਨ ਉਚਾਰਨ ਕਰਨ ਨੂੰ ਜਪਣਾ ਮੰਨ ਲਿਆ ਇਹ ਵੀ ਗਲਤੀ ਹੈ ਭਾਸ਼ਾ ਦੀਆਂ ਗਲਤੀਆਂ ਨੇ ਇਹ ਇਹਨੂੰ ਵਿਦਿਆ ਸੋਧੇ ਕੇ ਇਹ ਤਾਂ ਵਿਦਿਆ ਸੋਧੀ ਹੈ ਇਹ ਵਿਦਿਆ ਦੀਆਂ ਗਲਤੀਆਂ ਨੇ ਉਹ ਅਵਿਦਿਆ ਜਿਹੜੀ ਪੜ ਲਈ ਦੱਸਣ ਨੂੰ ਦੇਣਾ ਮੰਨ ਲਿਆ ਅਵਿਦਿਆ ਹੈ ਗਿਆਨ ਦੱਸਿਆ ਜਾ ਸਕਦਾ ਇਹਨੂੰ ਦੇਣਾ ਮੰਨ ਲਈਏ ਜੇ ਅਵਿਦਿਆ ਨਾਮ ਦੱਸਿਆ ਜਾ ਸਕਦਾ ਦਿੱਤਾ ਨਹੀਂ ਜਾ ਸਕਦਾ ਜੇ ਨੂੰ ਦੇਣਾ ਮੰਨ ਲਿਆ ਤਾਂ ਅਵਿਦਿਆ ਹੈ ਜੇ ਹੁਣ ਅਸੀਂ ਜਾਗਦੇ ਮੰਨ ਲਿਆ ਵੀ ਅਸੀਂ ਜਾਗਦੇ ਆ ਇਹ ਵਿਦਿਆ ਜੇ ਜੰਮਣ ਮਰਨਾ ਮੰਨ ਲਿਆ ਵਿਦਿਆ ਜੇ ਆਪਣਾ ਪ੍ਰਾਇਆ ਮੰਨਦੇ ਆ ਇਹ ਵਿਦਿਆ ਸਾਰੀ ਸਾਡੀ ਉਹ ਵਿਦਿਆ ਸਾਰੀ ਰਿਜੈਕਟ ਕਰਤੀ ਬੋਲੀ ਟੋਟਲ ਮਾਂ ਪਿਓ ਅਵਿਦਿਆ ਜੇ ਅਸੀਂ ਮਾਂ ਪਿਓ ਮੰਨਦੇ ਆ ਵਿਦਿਆ ਮੈਂ ਸ਼ਰੀਰ ਅਵਿਦਿਆ ਅਵਿਦਿਆ ਹਿਤਕੀਨ ਵਿਵੇਕ ਦੀ ਬੁੱਧੀ ਜਿਨ੍ਹਾਂ ਦੇ ਅਵਿਦਿਆ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਵਿਵੇਕ ਬੁੱਧੀ ਬਿਲਕੁਲ ਨਹੀਂ ਹੋਗੀ ਕਹਿੰਦੇ ਐਨੇ ਨੇ ਉਹ ਕਿਉਂ ਵਿਵੇਕ ਬੁੱਧੀ ਨਹੀਂ ਐ ਨਹੀਂ ਹੁੰਦੀ ਕਾਹਦੇ ਨਾਲ ਹੁੰਦੀ ਹੈ ਭਰਮ ਨਾਲ ਨਹੀਂ ਹੁੰਦੀ ਭਰਮ ਦਾ ਜਾਲਾ ਪੈ ਜਾਂਦਾ ਵਿੱਚ ਵਿਵੇਕ ਬੁੱਧੀ ਭਰਮ ਦਾ ਜਾਲਾ ਪੈਂਦਾ ਸੂਤਕ ਲੱਗਦਾ ਬੁੱਧੀ ਨੂੰ ਵਿਵੇਕ ਬੁੱਧੀ ਨੂੰ ਵਿਵੇਕ ਬੁੱਧੀ ਅੱਖ ਹੁੰਦੀ ਹੈ ਜਿਹੜੀ ਅੱਖ ਕੇ ਹੈ ਨਾ ਅੱਖ ਅੱਖ ਬੁੱਧੀ ਨੂੰ ਕਿਹਾ ਹੈ ਅੱਖ ਬੁੱਧੀ ਅੱਖ ਦਾ ਪ੍ਰਤੀਕ ਜੇ ਲੰਮੀ ਨਜ਼ਰ ਨਿਹਾਲੀ ਹੈ ਬੁੱਧੀ ਜਦ ਭਰਮ ਦਾ ਜਾਲਾ ਪੈ ਜਾਂਦਾ ਫਿਰ ਨਹੀਂ ਹੋ ਜਾਂਦੀ ਸੂਤਕ ਲੱਗ ਜਾਂਦਾ ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ ਕੀ ਪਰਤਰੀਆ ਪ੍ਰਾਈਮਤ ਪਰ ਤ੍ਰਿਆ ਦਾ ਮਤਲਬ ਪ੍ਰਾਈ ਮਤ ਤ੍ਰਿਆ ਦਾ ਮਤਲਬ ਮਤ ਹੁੰਦਾ ਤ੍ਰਿਆ ਦਾ ਮਤਲਬ ਔਰਤ ਨਹੀਂ ਹੁੰਦਾ ਔਰਤ ਮਰਦਾਂ ਸਾਜੇ ਲਿਖੇ ਉੱਥੇ ਔਰਤ ਲਫ਼ਜ਼ ਵਰਤਿਆ ਹੋਇਆ ਤ੍ਰਿਆ ਦਾ ਮਤਲਬ ਹੁੰਦਾ ਹੀ ਇਸ ਮਤ ਹੈ ਤ੍ਰਿਆ ਦੀ ਡੈਫੀਨੇਸ਼ਨ ਹੈ ਜੀ ਗੁਰਬਾਣੀ 'ਚ ਅਲਪ ਸੁਖ ਛਾੜ ਅਲਪ ਸੁਖ ਛਾੜ ਪਰਮ ਸੁਖ ਪਾਵਾ ਜਦੋਂ ਸੰਸਾਰੀ ਅਲਪ ਸੁਖਾਂ ਨੂੰ ਛੱਡਦਾ ਤਿਆਗ ਕਰ ਦਿੰਦਾ ਹੈ ਨਾ ਆਦਮੀ ਅਲਪ ਸੁਖ ਛਾੜ ਪਰਮ ਸੁਖ ਪਾਵਾ ਪਰਮ ਸੁਖ ਦੀ ਖੋਜ ਵਿੱਚ ਨਿਕਲ ਕੇ ਪਰਮ ਸੁਖ ਤੱਕ ਪਹੁੰਚ ਜਾਂਦਾ ਹੈ ਯਾਨੀ ਸਿੱਖੀ ਤੋਂ ਸਿੱਖ ਤੋਂ ਗੁਰਮੁਖ ਤੱਕ ਦਾ ਸਫ਼ਰ ਤੈਅ ਕਰ ਲੈਂਦਾ ਜਾਗ ਪੈਂਦਾ ਫਿਰ ਇਹ ਤਰੀਆ ਉਹ ਕੰਦ ਹੋਵੇ ਆਪ ਤਰੀਆ ਕਹੋਂਦਾ ਗੁਰਮੁਖੀ ਬਣਦਾ ਗੁਰਮੁਖ ਨਹੀਂ ਬਣਦਾ ਆਪ ਗੁਰਮੁਖੀ ਤਰੀਆ ਸ਼ਬਦ ਕੰਤ ਹੁੰਦਾ ਹੈ ਉਪਦੇਸ਼ ਕੰਤ ਹੋ ਜਾਂਦਾ ਸ਼ਬਦ ਗੁਰੂ ਕੰਤ ਹੁੰਦਾ ਉਹਨੂੰ ਉਹ ਗੁਰੂ ਕੰਤ ਜਿਹੜਾ ਸ਼ਬਦ ਗੁਰੂ ਉਹ ਕੰਤ ਹੈ ਕੰਤ ਮਲਾਵਾ ਹੋਏ ਉਸ ਕੰਤ ਦੇ ਮਲਾਵੇ ਦੀ ਗੱਲ ਹੈ ਗੁਰਬਾਣੀ ਚ ਹਰ ਪਾਇਆ ਪ੍ਰਭ ਅਵਨਾਸ਼ੀ ਉੱਥੇ ਮੁੰਡੇ ਗੁਰੂ ਦੀ ਕਿੱਥੇ ਗੱਲ ਹੈ ਮਨ ਕਿੰਦਿਆ ਫੜ ਪਾਇਆ ਨਾਮ ਵੱਜੀ ਵਧਾਈ ਉਹ ਮੁੰਡੇ ਗੁਰੂ ਦੀ ਗੱਲ ਹੈ ਉੱਥੇ ਅਵਨਾਸ਼ੀ ਪ੍ਰਭ ਖੇਲ ਖੇਲ ਰਚਾਇਆ ਤਨ ਹਿਰਦੇ ਨਾਮ ਵਿਗਾਸੀ ਤਨ ਹਿਰਦੇ ਨਾਮ ਵਿਗਾਸੀ ਇਹਨੂੰ ਕਿਹਾ ਹੈ ਤਾਂ ਇਹ ਹੈ ਤ੍ਰਿਆ ਉਹ ਤ੍ਰਿਆ ਚਰਿੱਤਰ ਨੇ ਉਹ ਬੁੱਧਾ ਨੇ ਆਪਣੀ ਆਪਣੀ ਬੁੱਧ ਉਹਨੂੰ ਤ੍ਰਿਆ ਕਿਹਾ ਹੈ ਇਹ ਬੁੱਧੀ ਦੇ ਚਰਿੱਤਰ ਹੁੰਦੇ ਨੇ ਬੁੱਧੀ ਦੇ ਸ਼ੈਤਾਨੀਆਂ ਨੇ ਸ਼ੈਤਾਨੀਆਂ ਕਿਹਦੀ ਉਹਨੇ ਅਕਲ ਦੀਆਂ ਸ਼ੈਤਾਨੀਆਂ ਸਾਰੀਆਂ ਜਿਹੜੇ ਸ਼ੈਤਾਨ ਬਣੇ ਫਿਰਦੇ ਨੇ ਸੰਤ ਆਪ ਆਪਣੀ ਬੁੱਧਾ ਜਿੱਤੀ ਸਾਡੀ ਮਰਿਆਦਾ ਆ ਉਹਦੀ ਉਹ ਹੈ ਸਾਰੇ ਹੀ ਦੇਸ਼ ਕੋ ਦੇਖ ਫਿਰਿਓ ਮਤ ਕੋ ਉਹਨਾਂ ਦੇਖੇ ਪ੍ਰਾਣਪਤੀ ਕੇ ਨਹੀਂ ਕਿਹਾ ਹੋਇਆ ਉਹ ਦਸੀਆਂ ਨੇ ਜਿਹੜੀਆਂ ਮਤਾਂ ਦੇਖੀਆਂ ਨੇ 304 ਦਾ 404 ਖੋਲ ਕੇ ਉੱਥੇ ਤਾਂ ਕਹਤਾ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮੈਂ ਸਾਰੇ ਦੇਸ਼ ਨੂੰ ਦੇਖ ਲਿਆ ਕਿਤੇ ਪ੍ਰਾਣਪਤੀ ਦੀ ਮਤ ਨਹੀਂ ਉਹ ਜਿਹੜੀਆਂ ਦੁਨੀਆਂ ਮਤਾਂ ਨੇ ਪ੍ਰਾਣਪਤੀ ਤੋਂ ਬਿਨਾਂ ਵਾਲੀਆਂ ਦੱਸਦੀਆਂ ਇਕੱਠੀਆਂ 404 ਸਾਰੇ ਸਬੂਤ ਨੇ ਦਸਮ ਗ੍ਰੰਥ ਦੇ ਵਿੱਚੋਂ ਹੀ ਮਿਲਦੇ ਕੱਲੇ ਕੱਲੇ ਗੁਰਬਾਣੀ ਦਾ ਮਿਲਾ ਕੇ ਇੱਕ ਦੱਸ ਦਿਓ ਵੀ ਨਹੀਂ ਹੈ ਇਹਨਾਂ ਕੋਲ ਹੈ ਕੀ ਕੀ ਹੈ ਇਹਨਾਂ ਕੋਲ ਇਹਨਾਂ ਦੀ ਕੁਝ ਵੀ ਨਹੀਂ ਇਹਨਾਂ ਦੇ ਕੋਲ ਨਿਕਲਣਾ ਹੀ ਕੁਝ ਨਹੀਂ ਹੂੰ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਜੋਗੀ ਕਿਹਦੇ ਹੋਣਾ ਸਤਗੁਰ ਦੇ ਨਾਲ ਜੋਗ ਹੋਣਾ ਆਪਣੇ ਗੁਰ ਨਾਲ ਆਪਣੇ ਗੁਰ ਨਾਲ ਭੇਟਣਾ ਭੇਟਣਾ ਜੋਗ ਹੋਣਾ ਹੀ ਹੁੰਦਾ ਮਲਾਪ ਹੋਣਾ ਉਹ ਜੋਗੀ ਜੋਗ ਕਹਿੰਦੇ ਸੀ ਨਾ ਤਾਂ ਜੋਗ ਲਫ਼ਜ਼ ਵਰਤਦੇ ਨੇ ਆਪਣੇ ਮਲਾਵਾ ਕਹਿੰਦੇ ਨੇ ਇਕੰਤ ਮਲਾਵਾ ਹੋਈ ਹੁਣ ਅਸੀਂ ਮਲਾਵਾ ਕਹਿੰਦੇ ਉਹਦੇ ਜੋਗ ਕਹਿੰਦੇ ਸੀ ਉਹ ਜੋਗ ਦਾ ਹੀ ਲਫ਼ਜ਼ ਵਰਤ ਰਹੇ ਨੇ ਉਹਨਾਂ ਨਾਲ ਕੀ ਫਰਕ ਮਲਾਵਾ ਜੋਗ ਕੋਈ ਗੱਲ ਹਾਂ ਬਿਨ ਸਤਗੁਰ ਭੇਟੇ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤੀ ਨਾ ਕੋਈ ਦੇਖੋ ਕਿਸੇ ਦੇ ਸਿਆਣਾ ਜਿਹੜਾ ਬਾਪ ਹੈ ਜੇ ਬੱਚਾ ਉਹਦਾ ਅਨਸਾਰੀ ਹੈ ਉਹਦੀ ਹਰ ਗੱਲ ਮੰਨਦਾ ਉਹ ਉਹਨੂੰ ਕਿੰਨਾ ਪਿਆਰਾ ਕਰ ਪਿਆਰ ਕਰੂਗਾ ਉਹ ਦਿਲ ਦੋਹਾਂ ਦਾ ਇੱਕ ਹੈ ਇੱਕ ਦੋਹਾਂ ਦਾ ਮਨ ਇੱਕ ਹੈ ਦਿਲ ਇੱਕ ਹੈ ਉਹਨੂੰ ਆਪਣੇ ਵੀ ਪ੍ਰਾਣਾ ਤੋਂ ਪਿਆਰਾ ਹੋ ਜੂਗਾ ਉਹਨੂੰ ਉਹ ਉਹਨੂੰ ਕਹਿੰਦੇ ਨੇ ਮੇਲ ਅੰਤਰ ਅੰਤਰ ਆਤਮਾ ਜੇ ਮਿਲੇ ਮਿਲਿਆ ਕਈਆ ਓਏ ਅੰਤਰ ਆਤਮਾ ਦੇ ਵਿੱਚ ਮੇਲ ਤਾਂ ਹੋਊਗਾ ਜੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੂਗਾ ਬਾਹਰ ਮੇਲ ਨਹੀਂ ਹੁੰਦਾ ਜੱਫੀ ਪਾ ਕੇ ਮੇਲ ਹੈ ਕੋਈ ਅਰ ਉਹ ਜੱਫੀਆਂ ਪਾਉਂਦੇ ਨੇ ਫਿਰ ਤਲਵਾਰਾਂ ਖਿੱਚ ਲੈਂਦੇ ਨੇ ਅਕਾਲ ਤਖਤ ਤੇ ਕਾਇਮ ਰਹਿੰਦੀ ਜੱਫੀ ਪਾਉਂਦੇ ਨੇ ਤਲਵਾਰਾਂ ਫਿਰ ਕਿਉਂ ਅੰਦਰੋਂ ਮਨ ਨਹੀਂ ਨਾ ਮਿਲਿਆ ਹੋਇਆ ਮਤ ਨਹੀਂ ਨਾ ਹੈਗੀ ਜਿਹੜੇ ਮਿਲੇ ਹੋਏ ਨੇ ਮਿਲੇ ਵੀ ਨਹੀਂ ਬਾਹਰ ਮਿਲੇ ਵੀ ਨਹੀਂ ਮਿਲੇ ਬੈਠੇ ਨੇ ਇੱਥੇ ਕਬੀਰ ਨੂੰ ਨਾਨਕ ਨੇ ਨਹੀਂ ਦੇਖਿਆ ਪਰ ਮਿਲੇ ਹੋਏ ਨੇ ਅੰਦਰ ਅੰਤਰਾਤਮਾ ਮਿਲੇ ਹੋਏ ਨੇ ਨਾ ਇਹਨਾਂ ਦੀ ਇੱਕ ਗੱਲ ਹੈ ਸਾਰਿਆਂ ਦੀ ਬਿਨ ਸਤਿਗੁਰੂ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰੂ ਭੇਟੇ ਨਾ ਕਿਉਂਕਿ ਸਤਿਗੁਰ ਤੇ ਨਾਮ ਪਾਉਣਾ ਨਾ ਨੂੰ ਮਿਲਣਾ ਨਾਮ ਮਾਨ ਆਰ ਸਤਗੁਰ ਜਦ ਮਾਨ ਜਦ ਉਹਦੇ ਨਾਲ ਮਿਲ ਗਿਆ ਇੱਕ ਹੋ ਗਿਆ ਇਹਨੂੰ ਵੀ ਮਿਲ ਗਿਆ ਇਹਨੂੰ ਵੀ ਮਿਲ ਗਿਆ ਜਿਹੜੀ ਬਾਹ ਜੁੜੀ ਹੋਈ ਹੈ ਨਾਲ ਉਹਨੂੰ ਖੂਨ ਦੀ ਸਪਲਾਈ ਉੱਥੇ ਹੀ ਆਉਂਦੀ ਹੈ ਜਿੱਥੇ ਸੱਜੀ ਨੂੰ ਆਉਂਦੀ ਹੈ ਖੱਬੀ ਨੂੰ ਵੀ ਉੱਥੇ ਹੀ ਆਉਂਦੀ ਹੈ ਜੇ ਇਹਨੂੰ ਅੱਡ ਕਰਕੇ ਰੱਖਦੀ ਹੈ ਨਾ ਫਿਰ ਸਪਲਾਈ ਬੰਦ ਹੁੰਦੀ ਹੈ ਅੱਡ ਕਰਕੇ ਰੱਖ ਲਾਂਗੇ ਫਿਰ ਤਾਂ ਸਪਲਾਈ ਬੰਦ ਹੈ ਇੱਕੋ ਦਾ ਸਪਲਾਈ ਹੈ ਤੁਹਾਨੂੰ ਬਿਨ ਸਤਗੁਰੂ ਭੇਟੇ ਮਹਾ ਦੁੱਖ ਪਾਏ ਬਿਨ ਸਤਗੁਰੂ ਭੇਟੇ ਮਹਾ ਦੁੱਖ ਪਾਏ ਅੰਤਰ ਆਤਮਾ ਨਾਲ ਮਿਲੇ ਤੇ ਬਿਨਾ ਮਹਾ ਦੁੱਖ ਹੈ ਅੰਤਰ ਆਤਮਾ ਜੇ ਮਿਲੇ ਅੰਤਰ ਆਪਣੀ ਅੰਤਰ ਆਤਮਾ ਨੂੰ ਬਾਹਰ ਆਤਮਾ ਜੇ ਮਿਲ ਜਵੇ ਇੱਕ ਹੋ ਜਾਂਦਾ ਹੈ ਇਹਦੇ ਮਿਲੇ ਤੇ ਬਿਨਾ ਇਹ ਸਤਗੁਰੂ ਕੀ ਭੇਟੇ ਹੈ ਮਹਾ ਦੁੱਖ ਪਾਏ ਬਾਹਰ ਤਾਂ ਮਹਾ ਦੁੱਖ ਹੈ ਅਗਨ ਸਾਗਰ ਦੇ ਵਿੱਚ ਚੱਲਦਾ ਰਹਿੰਦਾ ਕਿੱਡਾ ਹੀ ਵੱਡਾ ਹੋ ਜਵੇ ਚਾਹੇ ਬਿਨ ਸਤਗੁਰ ਭੇਟੇ ਮਹਾ ਗਰਭ ਗਵਾਰ ਬਿਨ ਸਤਗੁਰ ਭੇਟੇ ਮਹਾ ਗਰਭ ਗਵਾਰ ਗਰਭ ਹੰਕਾਰ ਨਾ ਹਟਿਆ ਪਿਆ ਜੇ ਹੰਕਾਰ ਹੈ ਜਿੱਡਾ ਵੱਡਾ ਉਨਾ ਹੀ ਜ਼ਿਆਦਾ ਨੇ ਰਹਦੇ ਅੰਦਰ ਕਿਉਂਕਿ ਜਿੰਨੇ ਥਾਂ 'ਚ ਹਨੇਰਾ ਉਹਨੇ ਤੋਂ ਜੇ ਹੰਕਾਰ ਬਣ ਸਕਦਾ ਗਿਆਨ ਵਾਲੇ ਤੋਂ ਹੰਕਾਰ ਪੈਰ ਨਹੀਂ ਰੱਖ ਸਕਦਾ ਧਿਆਨ ਰੱਖਣ ਵਾਲੀ ਗੱਲ ਹੈ ਜਿੰਨੇ ਥਾਂ 'ਚ ਹਨੇਰਾ ਉਹਨੇ ਤੋਂ ਜੇ ਹੰਕਾਰ ਦਾ ਪੈਰ ਟਿਕਦਾ ਚਾਨਣ ਦੇ ਤੋਂ ਤਾਂ ਪੈਰ ਵੱਢਿਆ ਜਾਂਦਾ ਹੈ ਕਿਤੇ ਨਾ ਹੁੰਦਾ ਜਿੱਥੇ ਰੋਸ਼ਨੀ ਹੈ ਨਾ ਜਿਉਂ ਜਿਉਂ ਰੋਸ਼ਨੀ ਮਿਲਣੀ ਹੰਕਾਰ ਦਾ ਪੈਰ ਪਿਛੇ ਨੂੰ ਚਲਾ ਜਾਣਾ ਪਰਮ ਨਾਲ ਜਾਣਾ ਹੰਕਾਰ ਨੇ ਨਾਲ ਪਰਮ ਨੇ ਡਾਇਟ ਕਰਕੇ ਹੰਕਾਰ ਨੂੰ ਖਤਮ ਕਰ ਦੇਣਾ ਪਰਮ ਦਾ ਰੂਪ ਹੈ ਹੰਕਾਰ ਪਰਮ ਜੋ ਹੀ ਪੈਦਾ ਹੋਇਆ ਹੋਇਆ ਹੰਕਾਰ ਚੀਜ਼ ਹੈ ਭਰਮ ਪਹਿਲੇ ਜਨਮ ਦੇ ਨਾਲ ਭਰਮ ਰਹਿੰਦਾ ਹੈ ਮੌਤ ਦੇ ਨਾਲ ਇਹਦੇ ਨਾਲ ਭਰਮ ਜਾਂਦਾ ਫੂਟੋ ਅੰਡਾ ਭਰਮ ਦਾ ਹੰਕਾਰ ਜਨਮ ਤੋਂ ਬਾਅਦ ਪੈਦਾ ਹੁੰਦਾ ਹੈ ਲੋਭ ਜਨਮ ਤੋਂ ਬਾਅਦ ਪੈਦਾ ਹੁੰਦਾ ਹੈ ਮੋਹ ਜਨਮ ਤੋਂ ਬਾਅਦ ਪੈਦਾ ਹੁੰਦਾ ਹੈ ਬਾਕੀ ਸਭ ਬਕਾਰ ਜਨਮ ਤੋਂ ਬਾਅਦ ਪੈਦਾ ਹੁੰਦੇ ਨੇ ਬੀਜ ਰੂਪ ਚ ਕੀ ਹੈ ਬੀਜ ਰੂਪ ਦੇ ਵਿੱਚ ਧਰਮ ਉਧਰ ਨਾਮ ਬੀਜ ਹੈ ਉਧਰ ਭਰਮ ਬੀਜ ਉਹ ਦੋ ਬੀਜ ਨੇ ਜਦ ਸੰਸਾਰ ਨਹੀਂ ਹੁੰਦਾ ਬੀਜ ਰੂਪ ਹੀ ਦੋਏ ਬਚ ਜਾਂਦੇ ਕਹੋ ਕਬੀਰ ਅਖਰ ਦਉ ਅਖਰ ਕਹੇ ਤੈਨੂੰ ਅਖਰ ਹੈ ਨਾ ਤਾਂ ਭਰਮ ਪੈਦਾ ਖਤਮ ਹੁੰਦਾ ਨਾ ਨਾਮ ਖਤਮ ਹੁੰਦਾ ਬੀਜ ਰੂਪ ਚ ਨਾਮ ਰਹਿ ਜਾਂਦਾ ਗੁਪਤ ਬੀਜ ਰੂਪ ਜੇ ਭਰਮ ਹੋ ਜਾਂਦਾ ਪਰਮ ਨਾਮ ਦੇ ਵਿੱਚ ਸਮਾ ਜਾਂਦਾ ਅੰਦਰ ਨੇਰਾ ਬਾਹਰ ਦੁਖੀ ਕਰਦਾ ਅੰਦਰ ਨੇਰਾ ਹੋਵੇ ਅੰਦਰ ਦੁਖੀ ਨਹੀਂ ਕਰਦਾ ਅੰਦਰਲਾ ਨੇਰਾ ਨਹੀਂ ਦੁਖੀ ਕਰਦਾ ਜੇ ਬਾਹਰ ਜਾਣਣਾ ਨੇਰਾ ਅੰਦਰ ਹੈ ਨਾ ਉਹ ਨਹੀਂ ਤੰਗ ਕਰਦਾ ਜਿੰਨਾ ਸਾਨੂੰ ਭਰਮ ਸੀ ਪਹਿਲਾਂ ਸਾਨੂੰ ਪਤਾ ਹੁਣ ਵੀ ਸਾਨੂੰ ਪਤਾ ਨਾ ਉਹਦਾ ਭਰਮ ਦਾ ਜਾਂ ਸਾਨੂੰ ਗੱਲ ਦਾ ਭਰਮ ਸੀ ਅੰਦਰ ਹੈ ਨਾ ਬਾਹਰ ਜਾਣਣਾ ਹੈ ਨਾ ਨੇਰਾ ਹੁਣ ਰੋਸ਼ਨੀ ਦੇ ਅੰਦਰ ਹੈ ਲੁਕਿਆ ਹੋਇਆ ਆ ਰੋਸ਼ਨੀ ਨੇ ਜਿਹੜੀ ਇਹਦੇ ਵਿੱਚ ਨੇਰਾ ਹੈਗਾ ਦਿਨ ਮੇ ਰਹਿਣ ਪਰ ਦੁਖੀ ਨਹੀਂ ਕਰਦਾ ਲਾਈਟ ਆਫ ਹੋਊਗੀ ਦੁਖੀ ਕਰੂਗਾ ਫਿਰ ਚਾਨਣ ਦੀ ਗੈਰ ਹਾਜ਼ਰੀ ਚ ਹਨੇਰਾ ਦੁਖੀ ਕਰਦਾ ਚਾਨਣ ਦਾ ਹਨੇਰਾ ਵਿੱਚ ਗੁਪਤ ਹੋ ਜਾਂਦਾ ਹੈ ਪਰਮ ਹਮੇਸ਼ਾ ਬੀਜ ਰੂਪ ਚ ਰਹਿੰਦਾ ਪਰ ਹੁੰਦਾ ਬੀਜ ਰੂਪ ਹੈ ਬੀਜ ਰੂਪ ਦਾ ਖਤਮ ਜੇ ਸੂਰਜ ਚੜਦਾ ਹਨੇਰਾ ਖਤਮ ਹੋ ਜਾਂਦਾ ਪਰ ਬੀਜ ਰੂਪ ਹੈ ਕਿਉਂਕਿ ਰਹਿੰਦਾ ਵਿੱਚ ਹੀ ਹੈ ਖਤਮ ਨਹੀਂ ਹੁੰਦਾ ਸੂਰਜ ਗਿਆ ਹਨੇਰਾ ਫਿਰ ਪ੍ਰਗਟ ਹੈ ਬੱਦਲ ਆ ਜਾਂਦੇ ਆ ਫਿਰ ਪ੍ਰਗਟ ਹੈ ਦੋਏ ਬੀਜ ਰੂਪ ਨੇ ਦੋਏ ਨਹੀਂ ਖਤਮ ਹੁੰਦੇ ਨਾ ਰਹਾ ਖਤਮ ਹੋਣਾ ਨਾ ਚਾਨਣ ਖਤਮ ਹੋਣਾ ਕਹੋ ਕਬੀਰ ਅਖਾਰ ਅਖਾਰ ਹੁੰਦਾ ਜਿਹਨੂੰ ਜਰਾ ਰੋਗ ਨਹੀਂ ਹੈ ਪਰ ਨੂੰ ਜਰਾ ਰੋਗ ਨਹੀਂ ਹੈ ਪਰ ਪੁਰਾਣਾ ਨਹੀਂ ਹੁੰਦਾ ਵੀ ਪੁਰਾਣਾ ਹੋ ਗਿਆ ਆਪੇ ਹਟ ਜਵੇ ਫਿਰ ਤਾਂ ਭਰਮ ਜਿੰਨੇ ਮਰਜੀ ਜਨਮ ਲੈ ਲਓ ਪਰ ਪੁਰਾਣਾ ਨਹੀਂ ਹੋ ਸਕਦਾ ਜਿਉਂ ਦਾ ਤਿਉਂ ਬਣਿਆ ਰਹਿੰਦਾ ਹਾਂ ਕਰਮ ਪਰਮ ਦੇ ਉੱਤੇ ਹਾਵੀ ਹੈ ਸੱਚ ਪਰਮ ਚੂ ਪਰਮ ਦੇ ਉੱਤੇ ਸੱਚ ਰੋਸ਼ਨੀ ਹਾਵੀ ਹੈ ਪਰਮ ਹਾਵੀ ਨਹੀਂ ਹੈ ਪਰਮ ਹਾਵੀ ਨਹੀਂ ਹੈ ਰੋਸ਼ਨੀ ਹਾਵੀ ਨਹੀਂ ਹੈ ਨਾ ਹਨੇਰਾ ਹਾਵੀ ਨਹੀਂ ਹੈ ਰੋਸ਼ਨੀ ਤੇ ਹਨੇਰਾ ਮੂਰੇ ਮੂਰੇ ਭਜਦਾ ਰੋਸ਼ਨੀ ਦੇ ਤੁਸੀਂ ਆਪਣੀ ਕਾਰ ਰਾਤ ਨੂੰ ਚਲਾਉਨੇ ਹੋ ਜਿੰਨੀ ਤੇਜ਼ ਕਰੋਗੇ ਹਨੇਰਾ ਉਨਾ ਹੀ ਤੇਜ਼ ਮੂਰੇ ਮੂਰੇ ਡਰਦਾ ਨੇਰਾ ਰੋਸ਼ਨੀ ਤੋਂ ਹਾਵੀ ਨਹੀਂ ਹੈ ਡਰਪੋਕ ਹੈ ਹਨੇਰਾ ਡਰਦਾ ਹੈ ਜੇ ਤੁਸੀਂ ਕਾਰ ਕਢਾਤੀ ਨਾ ਮੇਰਾ ਉੱਥੇ ਖੜ ਜਾਂਦਾ ਖੜ ਜਾਂਦਾ 10 ਮਿੰਟ ਕਾਰ ਖੜੇ ਕਰ ਰੱਖੀ 10 ਮਿੰਟ ਨੇਰਾ ਉੱਥੇ ਹੀ ਲਾਈਟ ਉਦੋਂ ਕਹਾਂ ਨਹੀਂ ਜਾਂਦੀ ਜਾਂ ਸਟਾਰਟ ਕਰੋਗੇ ਜਿੰਨੀ ਕਿ ਤੁਸੀਂ ਸਪੀਡ ਵਧਾਓਗੇ ਉਹਨਾਂ ਕੇ ਵਧੂ ਡਰਦਾ ਉਹ ਵੀ ਨਹੀਂ ਕਹਿੰਦਾ ਹੱਥ ਮੈਂ ਲੈ ਆਉਂਦਾ ਨਹੀਂ ਉਹਦੇ ਡਰਦਾ ਵੀ ਇਹ ਤਾਂ ਮਰ ਗਿਆ ਸੋਨੇ ਦਾ ਹੱਥ ਵੀ ਨਹੀਂ ਉਹਦਾ ਰਾਮਚੰਦਰ ਦੇ ਭਜਾਈ ਵੀ ਰੱਖਦਾ ਉਹ ਛੜ ਹੈ ਦੇਖੀਏ ਛੜ ਮੇਰਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਮੇਰਾ ਖਾਲੀ ਜਗਾ ਦਾ ਨਾਮ ਪੁਰਾੜ ਦਾ ਨਾਮ ਹੈ ਛੁਛਾ ਛੂਛਾ ਕਹੋ ਕਬੀਰ ਛੂਛਾ ਘਟ ਅਗਿਆਨੀ ਕੀ ਹੁੰਦਾ ਛੂਛਾ ਛੂਛਾ ਘਟ ਪਰਿਆ ਹੋਏ ਨਾ ਕਬੂ ਖਾਲੀ ਜਗ੍ਹਾ ਦਾ ਰੋਣੇ ਦਾ ਕੁਝ ਨਹੀਂ ਹੁੰਦਾ ਵਿੱਚ ਨਹੀਂ ਕੁਝ ਹੁੰਦਾ ਗਿਆਨ ਜਿੱਥੇ ਉੱਥੇ ਕੁਝ ਹੁੰਦਾ ਹੈ ਜੇ ਨੇਰਾ ਤਾਂ ਕੁਝ ਨਹੀਂ ਹੁੰਦਾ ਹੁਣ ਉੱਥੇ ਕੀ ਹੈ ਨੇਰਾ ਸਾਨੂੰ ਪਾਸਦਾ ਅੱਖ ਨੂੰ ਐਸੇ ਅੱਖ ਨੂੰ ਨੇੜਾ ਭਾਲਦਾ ਦੂਈ ਨੂੰ ਨਹੀਂ ਭਾਲਦਾ ਵਿਵੇਕ ਨੂੰ ਨਹੀਂ ਭਾਲਦਾ ਪੂਰੇ ਮੂਰੇ ਨੇੜਾ ਰਹਿੰਦਾ ਹੀ ਨਹੀਂ ਨਾਨਕ ਪਰਮ ਦਾ ਨਾਸ ਹੋ ਕਰਦੀ ਹੈ ਨਾਨਕ ਬਿਨ ਗੁਰ ਮੂਆ ਜਨਮ ਹਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਜਨਮ ਜਿਹਨੇ ਲਿਆ ਸੀ ਉਹੀ ਜਨਮ ਹਾਰੂਗਾ ਗੁਰ ਹੈ ਹੁਣ ਇਹ ਸਤਗੁਰ ਨਹੀਂ ਹੈਗਾ ਬਿਨ ਗੁਰ ਮੂਆ ਜਨਮ ਹਾਰਿਆ ਭੇਟਣਾ ਸਤਗੁਰ ਸੀ ਬਿਨ ਗੁਰ ਤੇ ਜਨਮ ਹਾਰਿਆ ਹੈ ਸਤਗੁਰ ਤੋਂ ਗਿਆਨ ਮਿਲਣਾ ਸੀ ਉਹ ਗਿਆਨ ਨਹੀਂ ਮਿਲਿਆ ਇਹਨੇ ਜੇ ਗਿਆਨ ਲੈ ਲੈਂਦਾ ਸਤਗੁਰ ਦੇ ਚਰਨਾਂ ਉਹ ਸਤਗੁਰ ਨਾਲ ਇੱਕ ਵਾਰ ਜੁੜ ਕੇ ਉਹ ਤੋਂ ਬਾਹਰ ਉਹ ਤੋਂ ਦੂਰ ਹੁੰਦਾ ਹੀ ਨਾ ਇਹ ਗਿਆਨ ਨਹੀਂ ਸੀ ਸਤਗੁਰੂ ਬਾਰੇ ਗਿਆਨ ਨਹੀਂ ਸੀ ਸਤਗੁਰ ਕਿੱਥੇ ਹੈ ਇਸ ਗਿਆਨ ਤੋਂ ਸਖਣਾ ਸੀ ਜਿਹੜੀਆਂ ਉੱਤੇ ਪੰਕਤੀਆਂ 'ਚ ਕਿਹਾ ਹੋਇਆ ਹੈ ਬਿਨ ਗੁਰ ਬਿਨ ਗੁਰ ਬਿਨ ਗੁਰ ਇਹ ਗਿਆਨ ਨਾ ਹੋਣ ਕਰਕੇ ਕੋਈ ਸਮਾਧੀ ਲਾਉਂਦਾ ਕੋਈ ਮਾਲਾ ਫੇਰਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਭਰਮ ਦਾ ਨਾਸ ਨਹੀਂ ਹੋ ਰਿਹਾ ਕਿਸੇ ਦਾ ਵੀ ਭਰਮ ਜੁੜਜੇ ਪਏ ਨੇ ਸੱਚ ਦਾ ਗਿਆਨ ਨਹੀਂ ਹੈ ਨੇਰੇ 'ਚ ਟਕਰਾਂ ਮਾਰ ਰਹੇ ਨੇ ਆਪਣੇ ਆਪਣੇ ਧਰਮ ਮਤ ਬਣਾਏ ਹੋਏ ਨੇ ਕੁਝ ਵੀ ਪ੍ਰਾਪਤੀ ਨਹੀਂ ਹੋ ਰਹੀ ਆਖਰ ਜਨਮ ਹਾਰ ਜਾਂਦਾ ਚਲਿਆ ਜਾਂਦਾ ਪ੍ਰਾਪਤੀ ਕੁਝ ਹੁੰਦੀ ਨਹੀਂ ਫੇਰ ਮਰ ਜਾਂਦਾ ਗਿਆਨ ਤੋਂ ਬਿਨਾ ਜਨਮ ਹਾਰ ਕੇ ਚਲੇ ਜਾਂਦੇ ਨੇ ਲੋਕ ਜਨਮ ਹਾਰ ਜਾਂਦਾ ਬੜੇ ਬੜੇ ਧਰਮ ਗੁਰੂ ਵਿਖਾਉਂਦੇ ਵੀ ਜਨਮ ਹਾਰ ਕੇ ਚਲੇ ਜਾਂਦੇ ਨੇ